ਚੱਖ ਬੋਲਣ ਕਿਆ ਜਗ ਸਿਉ ਬਾਦ ਝੂਰ ਮਰੈ ਦੇਖੇ ਪਰਮਾਦ ਜਿਹੜਾ ਸੰਸਾਰ ਨਾਲ ਸੰਸਾਰੀ ਗੱਲਾਂ ਦੇ ਵਿੱਚ ਬਹਿਸ ਕਰਦੀ ਹੈ ਬਹਿਸ ਤਾਂ ਧਰਮ ਦੇ ਖੇਤਰ 'ਚ ਬਹਿਸ ਤਾਂ ਕਰਨੀ ਹੋ ਰਹੀ ਹੈ ਵਿਚਾਰ ਕਰਦੀ ਹੈ ਬਹਿਸ ਵਾਸਤੇ ਧਰਮ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਪਰ ਧਰਮ ਦੇ ਵਿੱਚ ਕਰਦੇ ਪੈਸੇ ਨੇ ਪੰਡਤ ਉਹਨੂੰ ਕਹਿੰਦੇ ਸ਼ਾਸਤਰਾਰਥ ਸ਼ਾਸਤਰਾਂ ਦੇ ਉੱਤੇ ਚਰਚਾ ਕਰਦੀ ਅਰਥ ਕਰਨੇ ਸ਼ਾਸਤਰਾਂ ਦੇ ਅਰਥ ਕਰਨੇ ਕੋਈ ਕੋਈ ਅਰਥ ਕਰਦੇ ਨੇ ਇਹ ਕਈ ਕਈ ਅਰਥ ਕਰਨ ਨੂੰ ਵਿਦਿਆ ਸਮਝਦੇ ਨੇ ਅਸਲ ਦੇ ਵਿੱਚ ਵਿਦਵਤਾ ਨਹੀਂ ਚੰਚਲ ਬੁੱਧੀ ਦੀ ਗੱਲ ਹੈ ਜੇ ਇੱਕ ਗੱਲ ਦੇ ਕਈ ਅਰਥ ਨੇ ਤਾਂ ਉਹਦਾ ਕੋਈ ਵੀ ਅਰਥ ਨਹੀਂ ਕੀ ਸਮਝੂਗਾ ਸਮਝਣ ਵਾਲਾ ਸਮਝਣ ਵਾਲਾ ਤਾਂ ਜੋ ਮਰਜ਼ੀ ਸਮਝ ਲਵੇ ਜਿਹੜੀ ਗੱਲ ਕਹੀ ਹੋਈ ਦਾ ਸਟੀਕ ਅਰਥ ਸਮਝ ਚ ਨਹੀਂ ਗਾਹ ਹੁੰਦਾ ਤਾਂ ਉਹਦਾ ਕੋਈ ਵੀ ਅਰਥ ਨਹੀਂ ਇੱਕ ਗੱਲ ਦਾ ਇੱਕੋ ਹੀ ਅਰਥ ਹੋਣਾ ਚਾਹੀਦਾ ਗੁਰਬਾਣੀ ਦਾ ਇੱਕੋ ਹੀ ਅਰਥ ਇੱਕੋ ਗੱਲ ਆ ਸਾਰੇ ਭਗਤਾਂ ਦੀ ਗੁਰਬਚਨ ਸਭ ਪਟਾਲਾ 25 25 ਅਰਥ ਕਰ ਦਿੰਦਾ ਸੀ ਕੀ ਅਰਥ ਰਹਿ ਗਿਆ ਤਤ ਤਾਂ ਰਿਹਾ ਹੀ ਨਾ ਗੱਲ ਦੇ ਵਿੱਚ ਖਤਮ ਹੋ ਗਿਆ ਤਾਂ ਨਸ਼ਟ ਹੋ ਗਿਆ ਇਸ ਕਰਕੇ ਵਿਦਵਾਨ ਬੁੱਧੀ ਹੀਰ ਬਣੇ ਨੇ ਕੁਰਬਾਨੀ ਦੇ ਸ਼ਾਸਤਰਾਰਥ ਕਰਦੇ ਤੇ ਬਾਬਣ ਇਹ ਪੜ ਤੋ ਪੜ ਇੱਥੇ ਪ੍ਰਮਾਦ ਲਫ਼ਜ਼ ਆਇਆ ਪਰਮਾਦ ਲਫ਼ਜ਼ੋ ਨਿਮਕੜੀਸ ਕੇ ਪਰਮ ਆਦੀ ਬਣਾਤਾ ਆਦੀ ਲਫ਼ਜ਼ ਜੇ ਸਿਆਰੀ ਹੋਵੇ ਦੱਦੇ ਨੂੰ ਤਾਂ ਹੋਰ ਅਰਥ ਹੈ ਜੇ ਦੱਦਾ ਮੁਕਤ ਹੈ ਤਾਂ ਹੋਰ ਅਰਥ ਆਦ ਆਦ ਲਫ਼ਜ਼ ਨਹੀਂ ਅਸਲ ਦੇ ਵਿੱਚ ਅਸੀਂ ਪੜਦੇ ਗਲਤਾਂ ਆਦੀ ਆਦੀ ਸੱਚ ਜੋ ਦੀ ਸੱਚ ਉਹ ਪਰਮਾਦ ਦੀ ਲਫ਼ਜ਼ ਹੈ ਪਰਮਾਦ ਉਚਾਰਨ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਅਰਥ ਕੀ ਹੋਣਾ ਚਾਹੀਦਾ ਚੱਕ ਬੋਲਣਾ ਚੱਕ ਮਾਰਨਾ ਕਿਆ ਜਗ ਸੰਵਾਦ ਜਿਹੜਾ ਬਾਦ-ਬਾਦ ਕਰਨਾ ਧਰਮ ਦੇ ਖੇਤਰ 'ਚ ਕਿਸੇ ਗੱਲ ਦਾ ਵੀ ਝਗੜਾ ਕਰਨਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛੱਡ ਇਹਦਾ ਪੰਡਤ ਔਰ ਮੁੱਲਾ ਝਗੜੇ ਦੀ ਜੜ ਨੇ ਝਗੜਾ ਵਾਧਾ ਵਾਧਾ ਲੜਾਈ ਦਾ ਰੂਪ ਧਾਰਨ ਕਰ ਜਾਂਦਾ ਧਰਮ ਦੇ ਤਾਂ ਖੇਤਰ ਵਿੱਚ ਕਿਤੇ ਸਿੱਟੇ ਤੇ ਪਹੁੰਚਣਾ ਸੀ ਜਿਹੜੀ ਗੱਲ ਦੀ ਸਾਨੂੰ ਸਮਝ ਨਹੀਂ ਆਈ ਉਹ ਸਮਝਣੀ ਆਪਣੀ ਆਪਣੀ ਗੱਲ ਤੇ ਅੜਿਆ ਰਹਿਣਾ ਬਹਿਸ ਕਰਨੀ ਬਹਿਸ ਵਿੱਚ ਤਾਂ ਇਹ ਹੁੰਦਾ ਜੇ ਅਸੀਂ ਮੰਨ ਵੀ ਲਈਏ ਵੀ ਦੂਆ ਸੱਚਾ ਕੰਮ ਨਹੀਂ ਅਸੀਂ ਮੰਨਣਾ ਵਕੀਲ ਬਹਿਸ ਕਰਦੇ ਨੇ ਆਪਣਾ ਝੂਠ ਵੀ ਸੱਚ ਝੂਠੇ ਸਾਬਤ ਹੋ ਕੇ ਵੀ ਨਹੀਂ ਮੰਨਦੇ ਤੁਸੀਂ ਝੂਠੇ ਉਹ ਕੀ ਹੈ ਉਹ ਦੇਖੇ ਦੇਖੇ ਪ੍ਰਮਾਦ ਆਪਣੀ ਹੋਂਬੇ ਦੇਖਦੇ ਨੇ ਮੈਂ ਹੋਂਬੇ ਦੀ ਤਿਆਗਣੀ ਮੈਂ ਹਾਰ ਨਹੀਂ ਵਰਣੀ ਹਾਰ ਬੰਨਣ ਨੂੰ ਤਿਆਰ ਨਹੀਂ ਚਾਹੇ ਝੂਠੇ ਵੀ ਹੋਣ ਝੂਰੀ ਮਰੇ ਦੇਖੇ ਪ੍ਰਮਾਦ ਜਿਹੜਾ ਆਪਣੇ ਹੰਕਾਰ ਨੂੰ ਦੇਖਦਾ ਹੈ ਆਪਣਾ ਦੇਖਦਾ ਵੀ ਮੈਂ ਹਾਰ ਨਹੀਂ ਵਰਣੀ ਮੈਂ ਆਪਣੀ ਅਕਲ ਵੱਡੀ ਰੱਖਣੀ ਹੈ ਜੋ ਮੈਂ ਮੰਨ ਲਿਆ ਉਹੀ ਠੀਕ ਰੱਖਣਾ ਹੈ ਅੰਤ ਵੇਲੇ ਝੁਰ ਕੇ ਮਰ ਜਾਂਦੇ ਨੇ ਅੰਦਰੋਂ ਦਾ ਪੰਡਤ ਝੁਰ ਰਿਹਾ ਜਵਾਬ ਹੈ ਨਹੀਂ ਪਰ ਬੰਦਾ ਵੀ ਹੈ ਨਹੀਂ ਹੁਜਤਾ ਕਰਦਾ ਹੁਜਤਾ ਇਹ ਧਰਮ ਬਦਲਣਾ ਜਾਂਦਾ ਸਾਰਾ ਜੇ ਮੰਨਦੇ ਇਹ ਇਮਾਨਦਾਰੀ ਨਾਲ ਇਮਾਨਦਾਰ ਹੁੰਦੇ ਸਾਰੇ ਧਰਮ ਵਾਲੇ ਹਿੰਦੂ ਅਰ ਮੁਸਲਮਾਨ ਤਾਂ ਗੁਰਮਤ ਨੂੰ ਮੰਨਣ ਨਾਲ ਲੈਂਦੇ ਬੰਨਿਆ ਕਿਉਂ ਨਹੀਂ ਆਪਣੀ ਆਪ ਨਹੀਂ ਛੱਡਣੀ ਆਪਣਾ ਸਟੈਂਡ ਹੀ ਛੱਡਣਾ ਸਾਡਾ ਦਾ ਫਿਰ ਕੱਖ ਬਣਾ ਰਿਹਾ ਜੋ ਕਿ ਅਸੀਂ ਹੁਣ ਤੇ ਮੰਨਦੇ ਆਏ ਆ ਉਹ ਨਹੀਂ ਛੱਡਣਾ ਜੋਗੀਆਂ ਨੇ ਸਭ ਕੁਝ ਸੁਣ ਕੇ ਸਮਝ ਕੇ ਸ੍ਰੀ ਚੰਦ ਨੂੰ ਦਾ ਜੋਗੀ ਬਣਾ ਲਿਆ ਆਪ ਸਿੱਖ ਨਹੀਂ ਬਣੇ ਸ੍ਰੀ ਚੰਦ ਨੂੰ ਜੋਗੀ ਦਾ ਬਣਾ ਲਿਆ ਸਮਾਧੀ ਲਾਉਣ ਲਾਤਾ ਨਾਲ ਗੁਰਬਾਣੀ ਵੀ ਰੱਖ ਲਈ ਨਾ ਉਹ ਜੋਗੀ ਰਹੇ ਨਾ ਉਹ ਸਿੱਖ ਰਹੇ ਕੁਝ ਬਣਾ ਲੈ ਕੀ ਬਣ ਗਏ ਉਦਾਸੀ ਉਦਾਸੀ ਬਣ ਗਏ ਕਹਾਲੇ ਅਸੀਂ ਜੀ ਉਦਾਸੀ ਇਸੇ ਕਰਕੇ ਨਾਨਕ ਦੇ ਨਾਲ ਉਦਾਸੀਆਂ ਜੋੜੀਆਂ ਹੋਈਆਂ ਨੇ ਨਾਨਕ ਕੋਈ ਉਦਾਸੀ ਨਹੀਂ ਹੈ ਜੋਗੀ ਕਹਿ ਰਹੇ ਨੇ ਉਹ ਤਾਂ ਨਾਨਕ ਨੂੰ ਉਦਾਸੀ ਦੁਆ ਜੋ ਮਰਜੀ ਕਹਿੰਦਾ ਰਹੇ ਕੇ ਕਾਰਨ ਗ੍ਰਹਿ ਤਜੋ ਉਦਾਸੀ ਕੇ ਕਾਰਨ ਇਹ ਭੇਖ ਨਿਵਾਸੀ ਇਹ ਭੇਖ ਜਿਹੜਾ ਇਹਦੇ ਵਿੱਚ ਨਿਵਾਸ ਕਿਉਂ ਕੀਤਾ ਉਹ ਤਾਂ ਜਿਹੜਾ ਭੇਖ ਬਾਹਰਲਾ ਪਾਇਆ ਹੋਇਆ ਉਹਦੀ ਗੱਲ ਕਰਦੇ ਨੇ ਕੇ ਜਵਾਬ ਦੇ ਰਿਹਾ ਹੈ ਸਰੀਰ ਦੀ ਉਹ ਕਹਿੰਦਾ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕੇ ਤਈ ਭੇਦਨ ਵਾਸੀ ਮੈਂ ਸਰੀਰ ਦਾ ਤਾਂ ਧਾਰਨ ਕੀਤਾ ਆਤਮ ਦਰਸ਼ਨ ਦਾ ਤਾਂ ਧਾਰਨ ਕੀਤਾ ਇਹ ਤਾਂ ਸਰੀਰ ਆ ਹਾਂ ਜੀਵਾਤਮਾ ਦਾ ਭੇਖ ਸਰੀਰ ਹੈ ਸਰੀਰ ਦੇ ਉੱਤੇ ਜਿਹੜਾ ਅਸੀਂ ਕੱਪੜਾ ਪਾ ਲਿਆ ਸੀ ਉਹ ਭੇਖ ਬਣਾਤਾ ਅਸਲ ਤਾਂ ਕੱਪੜਾ ਪਹਿਲਾਂ ਆਹ ਹੈ ਸਰੀਰ ਹੈ ਨਾ ਕਿੰਨੇ ਭੇਖ ਨੇ 84 ਲੱਖ ਸਭ ਭੇਖ ਨੇ ਤਰ੍ਹਾਂ ਤਰ੍ਹਾਂ ਦੇ ਭੇਖ ਨੇ ਜਿਹਨੇ ਧਾਰਨ ਕੀਤੇ ਆਦਮੀ ਤੇ ਇੱਕ ਦੀ ਦੂਏ ਨਾਲ ਸ਼ਕਲ ਨਹੀਂ ਮਿਲਦੀ ਉਹ ਵੀ ਭੇਖ ਹੈ ਚੱਕ ਬੋਲਣ ਕਾ ਜਗ ਸੋ ਬਾਤ ਜਗ ਦੇ ਨਾਲ ਜਿਹੜਾ ਖਾਮ ਖਾਦੀ ਮਤਲਬ ਬਹਿਸ ਕਰਦੀ ਆ ਖੱਪੜ ਬੱਦੀਆਂ ਆ ਇਹ ਚੱਕ ਮਾਰਨ ਤੋਂ ਸਵਾ ਕੁਛ ਨਹੀਂ ਸੰਤ ਮਿਲੇ ਕੁਛ ਸੁਣੀਏ ਕਹੀਏ ਸੰਤ ਮਿਲੇ ਕੁਛ ਸੁਣੀਏ ਕਹੀਏ ਤੇ ਕੋਈ ਸੁਣੀਏ ਵੀ ਕੁਛ ਉਹਨੂੰ ਦਸੀਏ ਵੀ ਸੰਤ ਹੋਵੇ ਪਰ ਜੇ ਦੂਆ ਸਖਤ ਮਿਲੇ ਕੋਈ ਮਿਲੇ ਅਸੰਤ ਅਸੰਤ ਹੈ ਸਖਤ ਬਸ਼ਟ ਕਰ ਰਹੀ ਹੈ ਫਿਰ ਚੁੱਪ ਕਰ ਰਹੀ ਬੋਲਣ ਦੀ ਲੋੜ ਬੋਲਾਂਗੇ ਉਹ ਜੋ ਅਸੀਂ ਕਹਣਾ ਉਹਦੇ ਮਤਲਬ ਦਾ ਨਹੀਂ ਜੋ ਰਹਿਣਾ ਸਾਡੇ ਮਤਲਬ ਦਾ ਨਹੀਂ ਜੋ ਕੀ ਫਾਇਦਾ ਹੈ ਬੋਲਣ ਦਾ ਲਾਭ ਕੀ ਹੋਇਆ ਜੋ ਅਸੀਂ ਕਹਣਾ ਉਹਦੇ ਮਤਲਬ ਦਾ ਨਹੀਂ ਜੋ ਉਹਨੇ ਬੋਲਣਾ ਸਾਡੇ ਮਤਲਬ ਦਾ ਨਹੀਂ ਬੋਲਣ ਦਾ ਕੀ ਫਾਇਦਾ ਪਰ ਆਪਣੇ ਮਤਲਬ ਹੈ ਜਿਹੜਾ ਹੈ ਵਰਤੀ ਕਿਉਂ ਉਹਨੂੰ ਇੱਕ ਕਰੀਏ ਸੰਤ ਨਾਲ ਗੁਫ਼ਤਗੂ ਕਰਾਂਦੇ ਵਰਤੀ ਨਹੀਂ ਭੰਗ ਹੁੰਦੀ ਹੋਰ ਜੁੜਦੀ ਹੈ ਚੋਰੀ ਮਰੇ ਦੇਖੇ ਪਰਮਾਤ ਚੋਰ ਮਰਦਾ ਹੈ ਬਤਾ ਦੇਖੇ ਪਰਮਾਤਮਾ ਦੇਖੇ ਪਰਮਾਤਮਾ ਜੇ ਆਪਣਾ ਜਿਹੜਾ ਆਪਣਾ ਆਪਾ ਬਚਾ ਕੇ ਰੱਖਦਾ ਹੈ ਆਪਣੇ ਗੱਲ ਨੂੰ ਵੱਡੀ ਰੱਖਦਾ ਹੈ ਆਪਣੇ ਮਤ ਨੂੰ ਵੱਡੀ ਜਿੰਨਾ ਚਿਰ ਮੰਨਦਾ ਹੈ ਆਪਣੇ ਹੰਕਾਰ ਨੂੰ ਨਹੀਂ ਤਿਆਗਦਾ ਨਾਮ ਦਾ ਵਿਰੋਧ ਕਰਦਾ ਹੈ ਉਹ ਝੁਰ ਝੁਰ ਮਰਦਾ ਤਾਂ ਜਨਮ ਮੂਏ ਨਹੀਂ ਜੀਵਨ ਆਸਾ ਉਹ ਇਹ ਚਾਹੁੰਦਾ ਹੈ ਵੀ ਮੈਂ ਸਾਰੀ ਦੁਨੀਆ ਨੂੰ ਜਿਵੇਂ ਮੈਂ ਕਹਿੰਦਾ ਦੇ ਅਨੁਸਾਰ ਬਣਾ ਸਾਰੀ ਦੁਨੀਆ ਦੀ ਗੱਲ ਬੰਦੀ ਨਹੀਂ ਇਸ ਕਰਕੇ ਝੁਰਕੇ ਮਰਦਾ ਝੁਰਦਾ ਹੈ ਜਿਹੜੇ ਸਿੱਖ ਝੁਰਦੇ ਨੇ ਵੀ ਇਹ ਦੂਏ ਸਿੱਖ ਕਿਉਂ ਨਹੀਂ ਬਣਦੇ ਅਸਲ ਤੋਂ ਸਿੱਖੇ ਨਹੀਂ ਹੁੰਦੇ ਆ ਪੰਕਤੀ ਦਾ ਲਾਗੂ ਹੈ ਉਹ ਜਿਹੇ ਜੀ ਉਹਨਾਂ ਨੇ ਸਿੱਖੀ ਸਮਝੀ ਉਹਨੂੰ ਮਨਾਉਂਦੇ ਨੇ ਲੋਕ ਉਹਨੂੰ ਮੰਨਦੇ ਨਹੀਂ ਜਿਹੜੀ ਉਹਨਾਂ ਕੋਲ ਸਿੱਖੀ ਅਸਲ ਚ ਸਿੱਖੀ ਨਹੀਂ ਪਬਲਿਕ ਨੂੰ ਪਤਾ ਉਹਨਾਂ ਨੂੰ ਪਤਾ ਨਹੀਂ ਨਾਮ ਵਾਲਿਆਂ ਨੂੰ ਤਾਂ ਪਤਾ ਆਵੇ ਇਹਨਾਂ ਨੇ ਬੜੇ ਇਹਨਾਂ ਨੇ ਬੋਲਦੇ ਸੀ ਉਲਟ ਪਟਾਂਗ ਲੋਕਾਂ ਨੂੰ ਇਹਨਾਂ ਨੂੰ ਸੁਣਦੇ ਹੀ ਹਟ ਗਏ ਲੋਕ ਫੇਰ ਝੜਕਣ ਵੀ ਲੱਗੇ ਇਹਨਾਂ ਵੈਗਰੂ ਵੈਗਰੂ ਵਾਲਿਆਂ ਦਾ ਕਿਉਂ ਨਹੀਂ ਚੱਲਿਆ ਗਾ ਉਹ ਤਾਂ ਨਹੀਂ ਚੱਲਿਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਸਿੱਖੀ ਕੀ ਹੁੰਦੀ ਹੈ ਉਹ ਕਹਿੰਦੇ ਜੋ ਅਸੀਂ ਕਹਿੰਦੇ ਸਾਰੇ ਉਹੀ ਮੰਨਣ ਕੋਈ ਨਹੀਂ ਮੰਨਦਾ ਹੁੰਦਾ ਗੁਰਮੁਖੇ ਤਾਂ ਕਹਿੰਦਾ ਹੀ ਨਹੀਂ ਗੁਰਮੁਖ ਤਾਂ ਕਹਿੰਦਾ ਚੱਖ ਬੋਲਣ ਲੱਗਾ ਜਾ ਕਿਸੇ ਸੋ ਬਾਦ ਜਿਹੜਾ ਗਾਹਕ ਨਹੀਂ ਉਹਦੇ ਸਾਹਮਣੇ ਗੱਠੇ ਨਾ ਖੋਲੋ ਉਹਦੇ ਨਾਲ ਗੁਰਮਤਿ ਦੀ ਗੱਲ ਹੀ ਨਾ ਕਰੋ ਜੋ ਗਾਹਕ ਨਹੀਂ ਹੈ ਉਹ ਕਹਿੰਦੇ ਨੇ ਉਹਨਾਂ ਦੇ ਸਾਰੇ ਗਾਹਕ ਨੇ ਅਸੀਂ ਸਾਰਿਆਂ ਨੂੰ ਇਸੇ ਖਬੜਾਉਣਾ ਬਿਲਕੁਲ ਗਲਤ ਹੈ ਐ ਤਾਂ ਫਿਰ ਭਗਤੇ ਬਣਾ ਦਿੰਦੇ ਸਿੱਖ ਉਹ ਸਾਡੇ ਕੋਲ ਤਾਂ ਉਹਨਾਂ ਦੀ ਬਾਣੀ ਹੋ ਹੈ ਜਿਹਨਾਂ ਰਚੀ ਉਹਨਾਂ ਤੇ ਨਹੀਂ ਬਣੇ ਤੁਸੀਂ ਬਣਾ ਦੋਗੇ ਸਾਰੇ ਤੁਸੀਂ ਆਪ ਦਾ ਬਣ ਜਾਓ ਆਪ ਬਣਨਾ ਨਹੀਂ ਦੂਜਿਆਂ ਨੂੰ ਬਣਾ ਕੇ ਹਟਣਾ ਸਾਰਿਆਂ ਪਰ ਉਹ ਸਿੱਖ ਬਣਾਉਣਾ ਜਿਹੜਾ ਅਸੀਂ ਸਿੱਖੀ ਸਮਝੀ ਹੋਈ ਆਪਣੀ ਮਰਜ਼ੀ ਦੇ ਅਸੀਂ ਆਪਣੀ ਮਰਜ਼ੀ ਦੇ ਸਿੱਖ ਬਣਾਉਨੇ ਆ ਜਿੱਦਣ ਗੁਰੂ ਦੀ ਮਰਜ਼ੀ ਦੇ ਸਿੱਖ ਬਣਾਏ ਬਣਾਏ ਨਾ ਤਾਂ ਪ੍ਰਚਾਰ ਹੋਇਆ ਉਦੋਂ ਜਿਹੜੇ ਗੁਰੂ ਦੀ ਮਰਜ਼ੀ ਨੂੰ ਮੰਨਣ ਵਾਲੇ ਨੇ ਨਾ ਜਿਨ੍ਹਾਂ ਨੂੰ ਸਿੱਖੀ ਦੀ ਸਮਝ ਨਹੀਂ ਉਹਨਾਂ ਕੋ ਬਣ ਜਾਣਗੇ ਜ਼ਰੂਰ ਹਾਲੇ ਤਾਂ ਉਹ ਵੀ ਨਹੀਂ ਬਣਦੇ ਉਹਨਾਂ ਨੇ ਵੀ ਸਮਝ ਤੋਂ ਬਾਹਰ ਹੈ ਉਹਨਾਂ ਦੀ ਤਸੱਲੀ ਨਹੀਂ ਕਰਾਈ ਹੋਈ ਆਤਮ ਦਰਸ਼ਨ ਕਰਾ ਨਹੀਂ ਰਿਹਾ ਕੋਈ ਗੁਰਬਾਣੀ ਚੋਂ ਗੁਰਬਾਣੀ ਦਾ ਤਤ ਕੱਢ ਕੇ ਦੇ ਨਹੀਂ ਰਿਹਾ ਕੋਈ ਕਿਸੇ ਸਾਰਿਆਂ ਨੂੰ ਜਦੋਂ ਤਤ ਕੱਢ ਕੇ ਨਿਚੋੜ ਬਾਹਰ ਆਉਣ ਲੱਗਿਆ ਸਮਝ ਆਉਣ ਲੱਗੀ ਗੱਲ ਵੀ ਹਾਂ ਤਸੱਲੀ ਮੰਦੀ ਹੋਣ ਲੱਗੀ ਮੰਨਣ ਵਾਲੇ ਮੰਨ ਲੈਣਗੇ ਨਾ ਮੰਨਣ ਵਾਲਿਆਂ ਨੇ ਫਿਰ ਵੀ ਨਹੀਂ ਮੰਨਣਾ ਜਿਹੜੇ ਗਾਹਕ ਨਹੀਂ ਹਨ ਉਹਨਾਂ ਨੇ ਨਹੀਂ ਮੰਨਣਾ ਜੇ ਗਾਹਕ ਨੇ ਮੰਨ ਲੈਣ ਜਿਹੜੇ ਗਾਹਕ ਨੇ ਅੱਜ ਉਹ ਇਹਦਾ ਵਿਰੋਧ ਕਰਦੇ ਨੇ ਸਿੱਖੀ ਦਾ ਅਸਲ ਜੋ ਗਾਹਕ ਨੇ ਜਿਹੜੇ ਵਿਰੋਧ ਨਹੀਂ ਕਰਦੇ ਉਹ ਗਾਹ ਕੇ ਨਹੀਂ ਹਨ ਉਹ ਤਾਂ ਐ ਸਮਝਦੇ ਨੇ ਅਸੀਂ ਤਾਂ ਭਾਈ ਸਿੱਖ ਬੜੇ ਨਹੀਂ ਸਕਦੇ ਅਸੀਂ ਤਾਂ ਦਲੈਕ ਹਾਂ ਪਾਪੀ ਹਾਂ ਇਹ ਹੈ ਉਹਨਾਂ ਨੂੰ ਨਾ ਇਹ ਸਿੱਖੀ ਦਾ ਪਤਾ ਠੀਕ ਹੈ ਨਾ ਠੀਕ ਦਾ ਪਤਾ ਉਹਨਾਂ ਨੇ ਤਾਂ ਮੰਨਣਾ ਹੀ ਨਹੀਂ ਹੈ ਜਨਮ ਮੂਏ ਨਹੀਂ ਜੀਵਨ ਆਸਾ ਜਨਮ ਹੀ ਮੂਏ ਨਹੀਂ ਜੀਵਨ ਆਸਾ ਜੰਮਦੇ ਮਰਦੇ ਰਹਿੰਦੇ ਨੇ ਇਹ ਜੇ ਲੋਕ ਕਿੱਡੇ ਧਾਰਮਿਕ ਕਿੱਡੇ ਗੁਰੂ ਹੋਣ ਜਾਂਦੇ ਜੰਮਣ ਮਰ ਨਹੀਂ ਘਟਿਆ ਜਾਣਾ ਇਹਨਾਂ ਦਾ ਬਿਲਕੁਲ ਵੀ ਜੰਮਦੇ ਮਰਦੇ ਰਹਿੰਦੇ ਨੇ ਨਹੀਂ ਜੀਵਣਾ ਸਾ ਸਾਰੇ ਜੀਵਨ ਦੀ ਕਦੇ ਵੀ ਆਸਾ ਇਹਨਾਂ ਦੇ ਅੰਦਰ ਪੈਦਾ ਹੀ ਨਹੀਂ ਜਿਹੜੇ ਲੋਕ ਬਰਸੀਆਂ ਮਨਾਉਂਦੇ ਨੇ ਕਾਦੀਆਂ ਮਨਾਉਂਦੇ ਨੇ ਬਰੇਦੀਆਂ ਮਨਾਉਂਦੇ ਨੇ ਉਹ ਤਾਂ ਮੰਨਦਾ ਨੇ ਉਹਦੇ ਬਾਅਦ ਚ ਵੀ ਮਰ ਗਿਆ ਜਿਹੜਾ ਮਰਿਆ ਹੀ ਨਹੀਂ ਉਹਦੀ ਬਰਸੀ ਮਨਾਈ ਨਹੀਂ ਜਾ ਸਕਦੀ ਗੁਰਮੁਖ ਦੀ ਵਰਸੀ ਨਹੀਂ ਮਨਾਈ ਜਾ ਸਕਦੀ ਜਿਹਨੂੰ ਮਰੇ ਨੂੰ ਸਾਲ ਹੋ ਗਿਆ 2 ਸਾਲ ਹੋ ਗਏ 4 ਸਾਲ ਹੋ ਗਏ ਉਹਦੀ ਮਨਾਈ ਜਾ ਸਕਦੀ ਜਿਹੜਾ ਮਰਦਾ ਹੀ ਨਹੀਂ ਉਹਦੀ ਵਰਸੀ ਕਿਵੇਂ ਮਨਾਈ ਜਾਊਗੀ ਜਿਹੜਾ ਅਮਰ ਪਾਇਆ ਅਮਰਾ ਪਦ ਪਾਇਆ ਜਿਹੜੇ ਅਮਰ ਹੋ ਗਏ ਉਹਨਾਂ ਦੀ ਵਰਸੀ ਕਾਦੀ ਹੁੰਦੀ ਹੈ ਸੰਤ ਬੂਏ ਕਿਉਂ ਰੋਈਏ ਜੋ ਆਪਣੇ ਗ੍ਰਹਿ ਜਾਏ ਉਹ ਤਾਂ ਆਪਣੇ ਘਰ ਚਲੇ ਉਹਨਾਂ ਦੀ ਤੁਸੀਂ ਬਰਸੀ ਬਣਾਉਂਦੇ ਉਹ ਤਾਂ ਜਿਉਂਦੇ ਨੇ ਸਾ ਜੀਵਨ ਹੋ ਗਏ ਅਸਲ ਤੇ ਸੰਸਾਰੀ ਨੇ ਸਿੱਖ ਸਾਰੀ ਗੱਲ ਆਹ ਇਹਨਾਂ ਦੇ ਕੋਲ ਜਿਹੜੀ ਉਤਲੀ ਭਗਤੀ ਹੈ ਨਾ ਝੱਖ ਬੋਲਣ ਕਿਆ ਜੱਗ ਸੋ ਬਾਦ ਇਹੋ ਝੱਖ ਮਾਰਨੇ ਵਾਲੇ ਨੇ ਸਾਰੇ ਸਾਰੇ ਪ੍ਰਚਾਰਕ ਝੱਖ ਮਾਰਦੇ ਨੇ ਚਾਰ ਪ੍ਰਚਾਰਕ ਇਕੱਠੇ ਕਰ ਦੋ ਝਗੜਾ ਹੋ ਜੂ ਉਹਨਾਂ ਦਾ ਇੱਕ ਮਤ ਕਦੇ ਨਹੀਂ ਹੋ ਸਕਦੇ ਇੱਕ ਮਤ ਹੋ ਕੇ ਦਿਖਾਉਣ ਐ ਵਿਦਵਾਨ ਇੱਕ ਮਤ ਹੋ ਕੇ ਦਿਖਾਉਣ ਸਾਰੇ ਜਦ ਗੁਰਬਾਣੀ ਇੱਕ ਮਤ ਹੈ ਤੁਸੀਂ ਇੱਕ ਮਤ ਕਿਉਂ ਨਹੀਂ ਕਿੱਥੇ ਗਲਤੀ ਹੈ ਫਿਰ ਵੀ ਪੋਜ਼ਿਟਿਵ ਅਪਰੋਚ ਨਹੀਂ ਹੈ ਇਹਨਾਂ ਦੀ ਵੀ ਚਲੋ ਵੀ ਇਕੱਠੇ ਹੋ ਕੇ ਪੋਜ਼ਿਟਿਵ ਅਪਰੋਚ ਕਰਕੇ ਜੇ ਕਿਸੇ ਕੋ ਡਿਸਕਸ ਕਰਕੇ ਵਿਚਾਰ ਕੇ ਆਪਾਂ ਕਿਤੇ ਤੁਰ ਪਹੁੰਚੀਏ ਕੋਈ ਇਹ ਗੱਲ ਨਹੀਂ ਲੋੜ ਨਹੀਂ ਇਸ ਗੱਲ ਦੀ ਤੜੇ ਬੰਦੀਆਂ ਦੀ ਲੋੜ ਹੈ ਧੜੇ ਬੰਦੀਆਂ ਹੋ ਹੋਈਆਂ ਜਿਹੜੇ ਆਗੂਆਂ ਦੀਆਂ ਤੜੇ ਬੰਦੀਆਂ ਹੋਣ ਫਿਰ ਸੰਗਤ ਦੀਆਂ ਵਿੱਚ ਤੜੇ ਬੰਦੀਆਂ ਹੀ ਹੋਣੀਆਂ ਅਸਲ 'ਚ ਆਗੂਆਂ ਦੀਆਂ ਤੜੇ ਬੰਦੀਆਂ ਹੀ ਸੰਗਤ ਨੂੰ ਪਾੜਦੀਆਂ ਹੁੰਦੀਆਂ ਜਿਹਨੇ ਸੰਤ ਨੇ ਉਹਨਾਂ ਧੜੇ ਧੜੇਬੰਦੀਆਂ ਨੇ ਆਪਣੀ ਆਪਣੀ ਸੰਗਤ ਆਪਣੀ ਆਪਣੀ ਮਤ ਹੈ ਅਸਲ ਦੇ ਵਿੱਚ ਗੁਰ ਕੀ ਮਤ ਕਿਸੇ ਨੇ ਲਈ ਹੋਈ ਨਹੀਂ ਜੇ ਗੁਰ ਕੀ ਮਤ ਲੈਂਦੇ ਸਾਰੇ ਹੀ ਫਿਰ ਇੱਕ ਮਤ ਹੋ ਜਾਂਦੇ ਇੱਕ ਮਤ ਕਾਲ ਹੋਣਗੇ ਜੇ ਗੁਰ ਕੀ ਮਤ ਲੈਣਗੇ ਜੇ ਨਹੀਂ ਜਿਨ੍ਹਾਂ ਨੇ ਲਈ ਸਾਰੇ ਡੁੱਬ ਜਾਣਗੇ ਗੁਰ ਕੀ ਮਤ ਤੋਂ ਲੈ ਹੋਏ ਆਣਾ ਭਗਤ ਬਿਨਾਂ ਉਹ ਡੁੱਬੇ ਸਿਆਣੇ ਇਹ ਸਾਰੇ ਸਿਆਣੇ ਡੁੱਬਣਗੇ ਜੇ ਨਹੀਂ ਡੁੱਬਣਗੇ ਗੁਰਬਾਣੀ ਝੂਠੀ ਹੈ ਫਿਰ ਜੇ ਨਹੀਂ ਨਾ ਡੁੱਬੇ ਫਿਰ ਬਾਣੀ ਝੂਠੀ ਹੈ ਜੇ ਬਾਣੀ ਸੱਚੀ ਹੈ ਤਾਂ ਡੁੱਬੇ ਪਏ ਨੇ ਜੇ ਤਾਂ ਗੁਰਬਾਣੀ ਸੱਚੀ ਹੈ ਫਿਰ ਤਾਂ ਡੁੱਬੇ ਹੋਏ ਹੈ ਡੁੱਬਣਗੇ ਕੋਈ ਰੋਕ ਨਹੀਂ ਸਕਦਾ ਇਹਨਾਂ ਭਗਤੀਆਂ ਨੂੰ ਅਸੀਂ ਇਸ ਤਰੀਕੇ ਨਾਲ ਰਹਿਣਾ ਚਾਹੀਦਾ ਵੀ ਅਸੀਂ ਡੁੱਬੇ ਹੋਏ ਹਾਂ ਬਚਾ ਨਹੀਂ ਸਕਦਾ ਸਾਨੂੰ ਕੋਈ ਜਦੋਂ ਇਹ ਭੈ ਸਾਡੇ ਅੰਦਰ ਪੈਦਾ ਹੋ ਤਾਂ ਭਾਵੇਂ ਗੁਰਬਾਣੀ ਨੂੰ ਮੰਨ ਲਈਏ ਨਹੀਂ ਮੰਨਣਾ ਕਿਸੇ ਨਹੀਂ ਹੈ ਅਸੀਂ ਪੌਂਤੀਆਂ ਨੂੰ ਭੈ ਦੇ ਰੂਪ ਜਿਹੜੇ ਦੇਖਿਆ ਤਾਂ ਹੁਕਮ ਵੀ ਐ ਕਰ ਲੋ ਨਹੀਂ ਐ ਹੋਊਗਾ ਜਾਂ ਤਾਂ ਗੁਰ ਕੀ ਬਾਤ ਲੈ ਲੋ ਨਹੀਂ ਡੁੱਬੋਗੇ ਡੁੱਬੋਗੇ ਕੱਡੇ ਸਾੜੇ ਹੋ ਤੁਸੀਂ ਆਡੋ ਡੁੱਬੋਗੇ ਪਰਿਵਾਰ ਸਕਲ ਤੋਂ ਨਾਮ ਨਾ ਜਪੋ ਭਾਗੇ ਸਾਰੇ ਚੇਲੇ ਲੈ ਕੇ ਡੁੱਬੋਗੇ ਆਪ ਡੁੱਬੇ ਚੋਂ ਵੈਲਸਨ ਚੱਲੇ ਦੀ ਇਹ ਬਹਾਏ ਉਹੀ ਇਹ ਵਿਦਵਾਨ ਉਹ ਇਹਨਾਂ ਦੇ ਨੇ ਜਿਹੜੇ ਸੰਤ ਬਣਾਈ ਬੈਠੇ ਆਪਣੇ ਆਪਣੇ ਡੇਰੇ ਸਾਖੀਆਂ ਪੜ ਲਈਆਂ ਉਹੀ ਸੁਣਾਤੀ ਇਹ ਵੀ ਨਹੀਂ ਦੇਖਿਆ ਵੀ ਸਾਖੀਆਂ ਝੂਠ ਕਿੱਥੇ ਹੈ ਗਲਤ ਕਿੱਥੇ ਹੈ ਗੁਰਬਾਣੀ ਦਾ ਅਸੀਂ ਅਰਥ ਕਰਦੇ ਹਾਂ ਬੇਲ ਕਿਉਂ ਨਹੀਂ ਖੁੱਦੇ ਕੋਈ ਲੋੜ ਨਹੀਂ ਤੁਹਾਨੂੰ ਕਿਵੇਂ ਚੈਨ ਆਉਂਦੀ ਹੈ ਬੈਠੇ ਕਿਵੇਂ ਹੋ ਤੁਸੀਂ ਤੁਸੀਂ ਕਿਸੇ ਸੱਟੇ ਤੇ ਪਹੁੰਚੇ ਨਹੀਂ ਆਰਾਮ ਨਾਲ ਸੁੱਤੇ ਰਹੇ ਜਨਮ ਮੁਗੈ ਨਹੀਂ ਜੀਵਨ ਆਸਾ ਜੀਵਨ ਸੱਚ ਜੀਵਨ ਦੀ ਆਸ ਕਿਸੇ ਦੇ ਅੰਦਰ ਦੱਸੋ ਇੱਕ ਆਦਮੀ ਦੱਸੋ ਜਿਹੜਾ ਸੱਚ ਜੀਵਨ ਦੀ ਆਸ ਰੱਖਦਾ ਹੋਵੇ ਜਿਹਨੂੰ ਸੱਚ ਜੀਵਨ ਦੀ ਆਸ ਹੈ ਉਹ ਚੈਨ ਨਾਲ ਬੈਠ ਨਹੀਂ ਸਕਦਾ ਜਿੰਨਾ ਚਿਰ ਉਹ ਆਪਣੀ ਮੰਜ਼ਲ ਤੇ ਨਹੀਂ ਪਹੁੰਚ ਜਾਂਦਾ ਇਹਨਾਂ ਨੂੰ ਮੌਤ ਦਾ ਭੈ ਨਹੀਂ ਹੈ ਇਹਨਾਂ ਨੂੰ ਸੱਚ ਜੀਵਨ ਦਾ ਵਿਸ਼ਵਾਸ ਹੀ ਨਹੀਂ ਅਸਲ 'ਚ ਸੱਚ ਜੀਵਨ ਵਾਲੀ ਗੱਲ ਦਾ ਵਿਸ਼ਵਾਸ ਹੀ ਨਹੀਂ ਜੇ ਸੱਚ ਜੀਵਨ ਵਾਲੀ ਗੱਲ ਦਾ ਵਿਸ਼ਵਾਸ ਨਹੀਂ ਇੱਕ ਬਾਣੀ ਦੇ ਕਿਸੇ ਇੱਕ ਅੱਖਰ ਤੇ ਵਿਸ਼ਵਾਸ ਨਹੀਂ ਉਹਨਾਂ ਕਿ ਆਖਰ ਸਿੱਟਾ ਸੱਚ ਜੀਵਨ ਗੁਰਬਾਣੀ ਦਾ ਨਹੀਂ ਗੁਰਬਾਣੀ ਦਾ ਕੋਈ ਲਾਭ ਨਹੀਂ ਹੈ ਕੁਝ ਨਹੀਂ ਪੈਦਾ ਜੋ ਅਸੀਂ ਮੰਦੀ ਬੈਠੇ ਹਾਂ ਗਲਤ ਹੈ ਉਹ ਤਾਂ ਜਿਹੜਾ ਦੂਤ ਪੂਤ ਦਾ ਦਵਈਆ ਹੋਰ ਹੈ ਉਹ ਤਾਂ ਕੋਈ ਦੂਤ ਪੂਤ ਦਾ ਦਵਈਆ ਤਾਂ ਪਰਮੇਸ਼ਰ ਹੈ ਮਾਨੀ ਮਹਾਮਾਨ ਹੋ ਪ੍ਰਾਣ ਕੇ ਬਚਿਆ ਪ੍ਰਾਣ ਕੇ ਬਚਿਆ ਹਾਂ ਦੂਤ ਪੂਤ ਦਾ ਦਵਈਆ ਉਹ ਤਾਂ ਹੋਰ ਹੈ ਕੋਈ ਦੂਤ ਪੂਤ ਦਾ ਦਵਈਆ ਕੋਈ ਆਦਮੀ ਨਹੀਂ ਹੈ ਕਿੱਡਾ ਕੋਈ ਹੋਵੇ ਔਰ ਜਿਹੜੇ ਸੀਗੇ ਉਹਨਾਂ ਨੇ ਕਿਹਾ ਨਹੀਂ ਅਸੀਂ ਕਹਿੰਦੇ ਹਾਂ ਅਸਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਸੰਤ ਡਿਕਲੇਅਰ ਕਰਕੇ ਕਹਿੰਦੇ ਚਾਹੁੰਦੇ <coughs> ਉਹ ਵੀ ਦਿੰਦੇ ਅਸੀਂ ਵੀ ਦੇ ਸਕਦੇ ਹਾਂ ਗੱਲ ਤਾਂ ਇਹ ਹੈ ਉਹਨਾਂ ਦੇ ਪਿੱਛੇ ਆਪਣੇ ਤੇ ਲਿਆਉਣੀ ਸੀ ਗੱਲ ਜੋੜ ਕੇ ਜਿਵੇਂ ਬੰਦੇ ਬਾਹਰ ਨੇ ਗੁਰੂ ਨਾਨਕ ਤੇ ਜੋੜ ਕੇ ਨਾ ਫਤਿਹ ਆਪਣੇ ਦੇ ਦਰਸ਼ਨ ਕੀ ਫਤਿਹ ਲੈ ਆਂਦੀ ਬੜਨਾ ਤਾਂ ਆਪ ਸੀ ਆਪਣੇ ਅੰਦਰ ਬੇਈਮਾਨੀ ਸੀ ਉਹਨਾਂ ਦੇ ਅੰਦਰ ਤਾਂ ਬੇਈਮਾਨੀ ਨਹੀਂ ਉਹਨਾਂ ਦਾ ਕਿਹਾ ਹੀ ਨਾ ਉਹ ਤਾਂ ਕਹਿੰਦੇ ਹੋਏ ਤੇਰੇ ਦਸਰ ਦਸਾ ਕਬੀਰ ਵੀ ਦਾਸ ਕਹਿੰਦਾ ਰਬਦਾਸ ਵੀ ਦਾਸ ਬੰਦਾ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਾਸ ਪਰਸ ਬਿਟੇ ਸੋ ਨਾਨਕ ਦਾਸ ਤੇਰੀ ਸ਼ਰਨ ਆਈ ਆਪਣੇ ਦਾਸ ਕੋ ਦੇ ਬੜਾਈ ਸਾਰੀ ਗੱਲ ਦਾਸ ਦਾਸ ਦੀ ਚੱਲਦੀ ਹੈ ਤੁਸੀਂ ਦਾਸ ਨੂੰ ਗੁਰੂ ਕਿਵੇਂ ਬਣਾਤਾ ਅਸਲ ਜੀ ਜਿਨ੍ਹਾਂ ਲੋਕਾਂ ਨੇ ਆਪ ਗੁਰੂ ਬਣਨਾ ਸੀ ਬਾਅਦ 'ਚ ਆਪ ਸੰਤ ਬਣਨਾ ਸੀ ਉਹਨਾਂ ਨੇ ਸ਼ਰਾਰਤ ਕੀਤੀ ਦਾਸ ਨਹੀਂ ਸੀ ਆਪ ਬਣਨਾ ਦਾਸ ਬਣਦੇ ਸੰਗਤ ਦੇ ਬਣਦੇ ਆਪ ਜਿਹੜੇ ਬਣਦੇ ਦਾਸ ਬਣਦੇ ਤਾਂ ਸੰਗਤ ਦੇ ਜੋੜਾ ਕਰਕੇ ਜੋੜਾ ਆਪ ਝਾੜਦੇ ਉਹਨਾਂ ਦੇ ਤੇ ਜੁੱਤੀਆਂ ਦੇ ਉਹ ਗਰਦ ਇਕੱਠੀ ਕਰਕੇ ਦੀਆਂ ਬੱਚਿਆਂ ਨੂੰ ਪਲਾਉਂਦੀਆਂ ਨੇ ਅਰੋ ਚੌੜੇ ਹੁੰਦੇ ਨੇ ਉਹਨਾਂ ਦਾ ਇਹ ਕੰਮ ਕਰਨਾ ਸੀ ਆਪਣੇ ਤੋੜ ਨੂੰ ਲੋਕਾਂ ਦੇ ਮੱਥੇ ਤੇ ਲਾਉਣਾ ਸੀ ਕਿੱਥੇ ਗੁਰਬਾਣੀ ਕਿੱਥੇ ਉਹ ਕੌਣ ਨੇ ਫਿਰੇ ਲੋਕ ਕੌਣ ਨੇ ਲੋਕ ਇਹ ਧੀਰਵਲੀਆ ਰਾਮ ਰਈਏ ਨੇ ਰਾਮ ਰਗੇ ਧੀਰ ਬਲੀਏ ਸੀ ਨਾ ਉਹਨਾਂ ਦੇ ਸਾਰੇ ਉਹਨਾਂ ਦਾ ਖਾਨਦਾਨ ਹੈ ਉਹ ਵਿਅਕਤੀ ਪੂਜਾ ਕਰਾਉਂਦੇ ਸੀ ਧੀਰ ਬਲੀਏ ਰਾਮ ਰਗੇ ਗੁਰੂ ਘਰ 'ਚ ਵਿਅਕਤੀ ਪੂਜਾ ਹੈ ਨਹੀਂ ਸੀ ਜਿਹੜਾ ਪੰਡਤ ਹੈ ਹਿੰਦੂ ਹੈ ਉਹ ਵਿਅਕਤੀ ਪੂਜਾ ਕਰਵਾ ਰਿਹਾ ਹੈ ਉਹ ਕਹਿੰਦੇ ਵਿਅਕਤੀ ਪੂਜਾ ਜੇ ਚਲੀ ਗਈ ਮੇਰਾ ਕੁਝ ਨਹੀਂ ਰਹਿਣਾ ਬਾਪੜ ਗੁਰੂ ਹੈ ਜਗਤ ਦਾ ਜਿੱਦਾਂ ਵਿਅਕਤੀ ਪੂਜਾ ਚਲੀ ਗਈ ਪੰਡਤ ਦਾ ਸਭ ਕੁਝ ਚਲਾ ਗਿਆ ਵਿਅਕਤੀ ਪੂਜਾ ਮੁਸਲਮਾਨ ਨਹੀਂ ਕਰਾਉਂਦਾ ਉਹਨੂੰ ਕੋਈ ਸਰਕਾਰ ਨਹੀਂ ਵਿਅਕਤੀ ਪੂਜਾ ਤੇ ਇਹਨਾਂ ਦੀ ਵਿਅਕਤੀ ਪੂਜਾ ਗਈ ਮੂਰਤੀ ਪੂਜਾ ਵੀ ਚਲੀ ਗਈ ਪਹਿਲਾਂ ਤਾਂ ਬਣ ਤਰੂ ਕਿਸੇ ਨੂੰ ਗੁਰੂ ਨਹੀਂ ਬਣਨਾ ਵਿਅਕਤੀ ਨੂੰ ਮਾਨ ਕੀ ਟੇਕ ਵਰਤੀ ਸਭ ਜਾਣ ਬਣ ਕੋਈ ਕੇ ਭਗਵਾਨ ਜਿਸਕੇ ਦੀਏ ਰਹੇ ਗਾਇ ਨਾ ਤ੍ਰਿਸ਼ਨਾ ਲੱਗਿਆ ਮਾਰੇ ਰੱਖੇ ਇੱਕੋ ਆਪ ਮਨਸ ਕੇ ਕਛ ਨਹੀਂ ਕੀ ਗੱਲ ਹੋਈ ਮਨਸ ਤੇ ਤਾਂ ਕੁਛ ਹਾਥੇ ਨਹੀਂ ਇਹ ਝੂਠ ਹੈ ਜਾਂ ਅਸੀਂ ਝੂਠ ਕਰਦੇ ਹਾਂ ਜਾਂ ਇਹ ਝੂਠ ਹੈ ਜਿਹੜਾ ਲਿਖਿਆ ਹੋਇਆ ਇਹ ਬਾਬੇ ਬੁੱਢੇ ਸਾਕੀ ਇਹ ਬਾਬੇ ਬੁੱਢੇ ਵਾਲੀ ਸਾਕੀ ਝੂਠ ਹੈ ਜਦ ਗੁਰਬਾਣੀ ਤੇ ਇਤਿਹਾਸ ਨੂੰ ਪਰਖਾਂਗੇ ਇਹੀ ਕੁਝ ਨਿਕਲੂਗਾ ਹੁਣ ਗੁਰਬਾਣੀ ਦੇ ਉੱਤੇ ਇਤਿਹਾਸ ਨੂੰ ਪਰਖਣ ਦੀ ਜਿਹੜੀ ਗੱਲ ਚੱਲਦੀ ਹੈ ਤਾਂ ਹੀ ਚੱਲਦੀ ਹੈ ਸਾਰਾ ਝੂਠ ਹੈ ਪਰ ਬੜਾ ਮੱਠਾ ਲੱਗਦਾ ਉਹ ਉਹੀ ਲੋਕ ਜਾਂਦੇ ਨੇ ਮੇਰੀ ਨੂੰ ਖੰਭਣੀ ਆਪਣ ਨੂੰ ਮੇਰੀ ਥੱਲੇ ਜਵਾਖ ਲਾਉਣ ਜਿਹੜੇ ਇਹਨਾਂ ਸਾਖੀਆਂ ਨੂੰ ਬੰਦੇ ਨੇ ਗੁਰਮੁਖਾਨਾ ਮੇਰੀ ਤੇ ਕੀ ਲੈਣਾ ਉਹਦਾ ਕਹਿੰਦੇ ਪੱਟ ਕੇ ਪਰੇ ਮਾਰੋ ਕਿਉਂਕਿ ਜਿਹੜੀ ਚੀਜ਼ ਤੋਂ ਸ਼ੰਕਾ ਪੈਦਾ ਹੁੰਦੀ ਉਹਨੂੰ ਹਟਾ ਦੇਣਾ ਚਾਹੀਦਾ ਜਿਹੜੀ ਚੀਜ਼ ਭਰਮ ਪੈਦਾ ਕਰਦੀ ਉਹਦਾ ਨਾਸ਼ ਕਰ ਦੇਣਾ ਚਾਹੀਦਾ ਜਾਂ ਭਰਮ ਦਾ ਨਾਸ਼ ਕਰਨਾ ਜੇ ਭਰਮ ਦਾ ਨਾਸ਼ ਕਰਨਾ ਜੋ ਚੀਜ਼ ਭਰਮ ਪੈਦਾ ਕਰਦੀ ਹੈ ਪਹਿਲਾਂ ਉਹਦਾ ਨਾਸ਼ ਕਰੋ ਜੇ ਭਰਮ ਰੱਖਣਾ ਪਾਸਪੋਰਟਾਂ ਦੇ ਕੇ ਖੜੀ ਕਰਨੀ ਪਊ ਫਿਰ ਸਪੋਰਟਾਂ ਦੇ ਕੇ ਮੇਰੀ ਖੜੀ ਰੱਖੋ ਜੇ ਪਰਮ ਭਰਾਉਣਾ ਜੇ ਉੱਥੋਂ ਗੁਰਪ੍ਰਸਾਦ ਦੀ ਜਗ੍ਹਾ ਪਰਮ ਪ੍ਰਸਾਦ ਦੇਣ ਪਰਮ ਦਾ ਪ੍ਰਸਾਦ ਵੰਡਣਾ ਲੋਕਾਂ ਨੂੰ ਬੇਵਕੂਫ ਬਣਾਉਣਾ ਜੋ ਬਾਹਮਣ ਕੰਮ ਕਰਦਾ ਸੀ ਉਹੀ ਕਰਨਾ ਫਿਰ ਰੱਖੋ ਬਹੁਤ ਚਿਰ ਨਹੀਂ ਰੱਖੀ ਜਾ ਸਕਦੀ ਹੁਣ ਇਹ ਬਹੁਤ ਹੋ ਗਿਆ ਕਿਸੇ ਨੇ ਨਹੀਂ ਮੰਨਣਾ ਜਨਮ ਮੋਹ ਨਹੀਂ ਜੀਵਨ ਆਸਾ ਨਾਲੇ ਮੇਰੀ ਕਿਤੇ ਜਿਹੜੀ ਇਹ ਕਹਿੰਦੇ ਨੇ ਉਹ ਹੈ ਉਹ ਮੇਰੀ ਕਿਵੇਂ ਹੋ ਗਈ ਹੈ ਸਰੋਵਰ ਚੌੜਾ ਕੀਤਾ ਕਿਨਾਰੇ ਤੇ ਜਾਪੀ ਸੀ ਵੀ ਕਿਨਾਰੇ ਤੇ ਜਦ ਸਰੋਵਰ ਭਰਿਆ ਸੀ ਜਦ ਵੀ ਖੜੀ ਸੀ ਕਿਨਾਰੇ ਤੇ ਪਹਿਲਾਂ ਇਹ ਪਟਕੇ ਸਿੱਟੀਏ ਥੱਲੇ ਅਗਲੇ ਨੇ ਜਿਹੜਾ ਸਰੋਵਰ ਭਰਿਆ ਸੀ ਤੁਹਾਡੀ ਨਿਸ਼ਾਨੀ ਕਿਵੇਂ ਛੱਡ ਦੇਣਗੇ ਜੇ ਤਾਂ ਸਰੋਵਰ ਤੇ ਪਹਿਲਾਂ ਦੁੱਖ ਭੱਜਣੀ ਮੇਰੀ ਸੀ ਕੋਈ ਮੰਨਦੇ ਸੀ ਲੋਕ ਤਾਂ ਮੁਸਲਮਾਨਾਂ ਨੇ ਖਤਮ ਕਰਤੀ ਸੀ ਉਹ ਇਹ ਆ ਫਿਰ ਤੁਹਾਡੀ ਉਹੀ ਝੂਠ ਬਣਾਇਆ ਹੋਇਆ ਸੀ ਹੋ ਰਹੀ ਹੈ ਕਾੜੀਓ ਗਲਤ ਦੁੱਖ ਭੱਜਣੀ ਵਾਲੀ ਦੋਹਾਂ ਜੱਕ ਗੱਲ ਜੇ ਤਾਂ ਉਸ ਵੇਲੇ ਵੀ ਕਹਾਣੀ ਇਹ ਸੀਗੀ ਇਹਨੂੰ ਮੰਨਦੇ ਤੇ ਫਿਰ ਤਾਂ ਦੁੱਖ ਭੱਜਣੀ ਮੇਰੀ ਇੰਪੋਰਟੈਂਟ ਸੀ ਜਿਹੜੇ ਸਰੋਵਰ ਦੇ ਵਿੱਚ ਬਣਾਇਆ ਹਰਮੰਦਰ ਹਰਮੰਦਰ ਉਹ ਇੰਪੋਰਟੈਂਟ ਨਹੀਂ ਸੀ ਇਹਨਾਂ ਇਹ ਇੰਪੋਰਟੈਂਟ ਸੀ ਇਹ ਜਿਵੇਂ ਛੱਡਤੀ ਉਹਨਾਂ ਨੇ ਮੁਸਲਮਾਨਾਂ ਨੇ ਜੇ ਪੂਰਿਆ ਸਰੋਵਰ ਪੂਰਿਆ ਹੈ ਪੂਰ ਦੇ ਕਿਤੋਂ ਬਾਹਰ ਵੱਡੇ ਲੈ ਕੇ ਪੂਰਿਆ ਉੱਥੇ ਵੱਢ ਕੇ ਸੜਦਾ ਕੋਈ ਕੋਲੋਂ ਜਾਂ ਟੋਆ ਕੋਈ ਪੂਰੀ ਦਾ ਪਹਿਲਾਂ ਕੰਡੇ ਵਾਲੀ ਮਿੱਟੀ ਵੱਡ ਸਿੱਟੀ ਦੀ ਹੈ ਔਰ ਕਿਤੋਂ ਸਿੱਟੀ ਦੀ ਹੈ ਸਿੱਟਣੀ ਔਰ ਕਿਤੋਂ ਸਿੱਟਣੀ ਹੈ ਪਹਿਲਾਂ ਬੇਰੀ ਵਿੱਚ ਤਾਂ ਹੋ ਹੋਊ ਇਹ ਤਾਂ ਜਿਹੜੇ ਆਦਮੀ ਸਿਆਣੇ ਹੁੰਦੇ ਨੇ ਉਹ ਇਹੋ ਜਿਹੀਆਂ ਗੱਲਾਂ ਸੋਚਦੇ ਨੇ ਦੁਆ ਨੂੰ ਕੀ ਹੈ ਦੂਏ ਤਾਂ ਪਾਗਲ ਨੇ ਸਦਾਈ ਆਏ ਚੱਲੇ ਭਏ ਆਸ ਨਿਰਾਸਾ ਆਏ ਚੱਲਾਂ ਭਏ ਆਸ ਨਿਰਾਸਾ ਉਹਦੇ ਜਾਂਦੇ ਰਹਿੰਦੇ ਨੇ ਜਪਦੇ ਮਰਦੇ ਰਹਿੰਦੇ ਨੇ ਆ ਜਿਹੜੀ ਆਸ ਹੈ ਜਿਹੜੀ ਲੈ ਕੇ ਆਏ ਸੀ ਆਸ ਜਦ ਜਨਮ ਲਿਆ ਕੁਝ ਲੈਣ ਆਏ ਸੀ ਨਾ ਉਹ ਆਸ ਪੂਰੀ ਹੋਏ ਤੇ ਬਿਨਾਂ ਨਰਾਸੇ ਹੀ ਮਰ ਜਾਂਦੇ ਉਹ ਨਹੀਂ ਆਸ ਪੂਰੀ ਹੁੰਦੀ ਜੋ ਆਸ ਸੀ ਲੈ ਕੇ ਆਏ ਉਹ ਆਸ ਪੂਰੀ ਨਹੀਂ ਹੋਈ ਨਰਾਸੇ ਚਲੇ ਗਏ ਉੱਠ ਚੱਲੇ ਨਰਾਸਾ ਉਹ ਆਸ ਨਹੀਂ ਪੂਰੀ ਹੋਈ ਜਾਣ ਨੂੰ ਕਾਹੇ ਨਹੀਂ ਜੀ ਕਰਦਾ ਮਨ ਨੂੰ ਸਾਰਿਆਂ ਦਾ ਅਸਲ ਜੋ ਆਸ ਜੀ ਪੂਰੀ ਹੋ ਜਾਂਦੀ ਹੈ ਉਹਦਾ ਨਹੀਂ ਜੀ ਲੱਗਦਾ ਇੱਥੇ ਉਹੜੀ ਆਸ ਲੈ ਗਿਆ ਤਾਂ ਭਾਵੇਂ ਭੁੱਲ ਗਿਆ ਉਹ ਆਸ ਇੱਥੇ ਕਹਿੰਦੀ ਵੀ ਜੋ ਪੂਰੀ ਕੋ ਲੈਣ ਆਇਆ ਸੀ ਭੁੱਲ ਗਿਆ ਬਾਜ਼ਾਰ 'ਚ ਆਪਾਂ ਕਈ ਵਾਰ ਚਲੇ ਜਾਂਦੇ ਸ਼ਹਿਰ ਯਾਰ ਕੁਝ ਲੈਣ ਆਇਆ ਸੀ ਯਾਦ ਨਹੀਂ ਉਹ ਖਿੱਚ ਪਾਉਂਦੀ ਹੈ ਚੀਜ਼ ਚੇਤਾ ਨਹੀਂ ਹੁੰਦਾ ਲੈਣ ਆਇਆ ਸੀ ਭੁੱਲ ਗਿਆ ਬਸ ਉਹ ਲੈਣ ਆਇਆ ਸੀ ਜਿਹੜਾ ਭੁੱਲ ਗਿਆ ਉਹ ਮਰ ਨਹੀਂ ਦਿੰਦਾ ਉਹ ਇੱਥੇ ਨੂੰ ਕਹਿੰਦਾ ਹੋਰ ਕੁਝ ਨਹੀਂ ਜਿਹਦਾ ਉਹ ਪੂਰਾ ਹੋ ਗਿਆ ਉਹ ਉਹਦਾ ਚ ਫੇਰ ਤਾਂ ਸਾਜਰੇ ਚੱਲਦਾ ਵੀ ਦਿਨ ਦਿਨ ਚੱਲੀਏ ਘਰ ਨੂੰ ਤੇ ਫੇਰ ਲੈਟਾਂ ਜਦੋਂ ਬਣੀਆਂ ਮੂਹਰੇ ਲੈਟਾਂ ਪੈਣਗੀਆਂ ਟਾਈਮ ਨਾਲ ਘਰ ਨੂੰ ਚੱਲੀਏ ਫਿਰ ਕਾਹ ਨੂੰ ਉਹ ਇੱਥੇ ਉਹਨੇ ਕੀ ਕਰਨਾ ਜਿਹੜਾ ਸੌਦਾ ਲੈਣਾ ਸੀ ਲੈ ਲਿਆ ਚੁਰ ਚੁਰ ਝੱਖ ਮਾਟੀ ਰਲ ਜਾਏ ਚੁਰ ਚੁਰ ਝੱਖ ਮਾਟੀ ਰਲ ਜਾਏ ਉਹ ਚੱਲਣਾ ਕਿਹੜੇ ਆਦਮੀ ਹੈ ਚੁਰਦੇ ਰਹਿੰਦੇ ਨੇ ਚੱਖ ਮਾਰਦੇ ਰਹਿੰਦੇ ਨੇ ਉਹ ਨਹੀਂ ਹਟਦੇ ਚੱਖ ਮਾਰਨ ਤੇ ਆਪਸ ਵਿੱਚ ਹੀ ਮਨ ਮੁਖਰੀ ਚੱਖ ਮਾਰਨ ਤੇ ਹਟਦੇ ਹੁੰਦੇ ਗੁਰਮੁਖੇ ਹਟ ਜਾਂਦੇ ਨੇ ਪਰੇ ਇਹਨਾਂ ਤੋਂ ਇਹ ਨਹੀਂ ਹਟਦੇ ਹੁੰਦੇ ਚੁਰਦੇ ਰਹਿੰਦੇ ਨੇ ਚੱਖ ਮਾਰਦੇ ਰਹਿੰਦੇ ਨੇ ਮਾਟੀ ਨਾਲ ਜਾਏ ਅਖੀਰ ਨੂੰ ਕੀ ਹੁੰਦਾ ਸਰੀਰ ਮਿੱਟੀ ਜਿਹੀ ਮਿੱਟੀ ਹੋ ਜਾਂਦਾ ਹੋਰ ਕੀ ਹੈ ਚੁਰ ਚੁਰ ਚੱਖ ਪਾਟੀ ਰਲ ਜਾ ਕਾਲ ਨਾ ਚੰਪੈ ਕਿਉਂ ਦੂਏ ਨੂੰ ਨਾ ਦਾ ਜਿੱਤ ਸਕਦੇ ਨੇ ਆਪਣੀ ਹਾਰ ਮੰਨਣੀ ਨਹੀਂ ਦੂਏ ਨੂੰ ਜਿੱਤ ਸਕਦੇ ਨਹੀਂ ਰੋਜ਼ ਬਹਿਸ ਕਰਦੇ ਨੇ ਗੱਲ ਵਿਚਾਲੇ ਰਹਿ ਜਾਂਦੀ ਹੈ ਝੁਰਦੇ ਨੇ ਚੱਖ ਮਾਰਦੇ ਨੇ ਅਗਰ ਮਿੱਟੀ ਜਰਲ ਰਲ ਜਾਂਦੀ ਵਰ ਜਾਂਦੀ ਕਾਲ ਨਾ ਚੰਪੈ ਹਰ ਗੁਣ ਗਾਏ ਇਤੋਂ ਗੁਰਮੁਖ ਦੀ ਗੱਲ ਸ਼ੁਰੂ ਹੋ ਪਰ ਜੇ ਹਰ ਗੁਣ ਦਾ ਹੋਵੇ ਫਿਰ ਕਾਲ ਤਾਂ ਛੂਪ ਨਹੀਂ ਸਕਦਾ ਕਾਲ ਨੇ ਤੁਹਾਨੂੰ ਟੱਚ ਕਰੂਗਾ ਨੇੜੇ ਨਹੀਂ ਆ ਸਕਦਾ ਕਾਲ ਕਾਲ ਆਤਮਾ ਨੂੰ ਕਿਵੇਂ ਨੇੜੇ ਆ ਜਾਊਗਾ ਸਰੀਰ ਦੇ ਨਾਲ ਕਾਲ ਦਾ ਸੰਬੰਧ ਹੋ ਬਈ ਸਰੀਰੇ ਬੁੜਾ ਹੁੰਦਾ ਸਰੀਰੇ ਪ੍ਰਾਣਾ ਹੁੰਦਾ ਆਤਮਾ ਪ੍ਰਾਣੀ ਹੁੰਦੀ ਹੈ ਕਾਲ ਦਾ ਸਮੇਂ ਦਾ ਸਰੀਰ ਨਾਲ ਸੰਬੰਧ ਹੈ ਆਤਮਾ ਨਾਲ ਕੋਈ ਸੰਬੰਧ ਨਹੀਂ ਨਾ ਆਤਮਾ ਪ੍ਰਾਣੀ ਹੁੰਦੀ ਹੈ ਨਾ ਆਤਮਾ ਬੁੜੀ ਹੁੰਦੀ ਹੈ ਆ ਸਰੀਰ ਗਰਜਾ ਦਾ ਸਰੀਰ ਹੋਰ ਬਣ ਜਾਂਦਾ ਆਤਮਾ ਤੇ ਆਤਮਾ ਨਾ ਮਰੀ ਹੋਰ ਸਰੀਰ ਢਾਂਡ ਗੱਲ ਲਿਆ ਵਿਚ ਆਤਮਾ ਮਰਦੀ ਹੋਈ ਨਹੀਂ ਹੈ ਗੱਲ ਤਾਂ ਵੀ ਹੈ ਜਿਹਦਾ ਜੱਬਣ ਬਣ ਖੜਾ ਕੇ ਮੈਂ ਛੁੱਟੇ ਔਰ ਵਰਤੀ ਦਾ ਆਤਮਾ ਹੈ ਨਹੀਂ ਕਿਸੇ ਦੀ ਵੀ ਪਰ ਦੁੱਖ ਭੋਗਦੀ ਉਹਦਾ ਕੀ ਫਿਰ ਸੰਸਾਰ 'ਚ ਕਿਹੜਾ ਸੁਖ ਹੈ ਸੰਸਾਰ ਦੀ ਜ਼ਿੰਦਗੀ ਸੁਖ ਤਾਂ ਆਪਣੇ ਘਰ 'ਚ ਹੈ ਸਫ਼ਰ ਦੇ ਵਿੱਚ ਸੁਖ ਨਹੀਂ ਹੁੰਦਾ ਇਹ ਸਫ਼ਰ ਹੈ ਮੁਸਾਫਰੀ ਹੈ ਆ ਜਿਹੜਾ ਸੰਸਾਰ ਦਾ ਹੈ ਨਾ ਜੀਵਨ ਹੈ ਮੁਸਾਫਰੀ ਹੈ ਉੱਠ ਜਾਗ ਮੁਸਾਫਰ ਹੋਰ ਭਈ ਅਬ ਰਹਿਣ ਨਹੀਂ ਜੋ ਸੋਵਤ ਹੈ ਇਹ ਮੁਸਾਫਰ ਸਾਰੇ ਮੰਨਦੇ ਨੇ ਮੁਸਾਫਰੀ ਕੀ ਹੁੰਦੀ ਹੈ ਮੁਸਾਫਰੀਅਤ ਦੀ ਮੌਤ ਹੁੰਦੀ ਹੈ ਪੂਰੀ ਮੌਤ ਨਹੀਂ ਹੈ ਮੁਸਾਫਰੀ ਅੱਧੀ ਮੌਤ ਮੁਸਾਫਰੀ ਪੂਰੀ ਮੌਤ ਭੁੱਖ ਉਹਨੇ ਸੰਸਾਰ ਦੀ ਭੁੱਖ ਹੈ ਨਾ ਤ੍ਰਿਸ਼ਨਾ ਪੂਰੀ ਮੌਤ ਹੈ ਕਿ ਕਲਪਨਾ ਕਾਲ ਹੈ ਕਲਪਨਾ ਨੂੰ ਕਾਲ ਬਣੇ ਭੁੱਖ ਕਰਕੇ ਕਲਪਨਾ ਤ੍ਰਿਸ਼ਨਾ ਉਹ ਤਾਂ ਪੂਰੀ ਮੌਤ ਹੈ ਭੁੱਖ ਤਾਂ ਆ ਮੁਸਾਫਰੀ ਅੱਧੀ ਮੌਤ ਹੈ ਅੱਧੀ ਬਹੁਤ ਮੁਸਾਫਰੀ ਹਾਲਾਂਕਿ ਗੁਰਬਾਣੀ ਨਹੀਂ ਹੈ ਪਰ ਕਿਸੇ ਵਿਚਾਰਵਾਨ ਨੇ ਗੱਲ ਕਹੀ ਹੋਈ ਹੈ ਜਿਹੜੇ ਗੱਲ ਸਮਝਦੇ ਨੇ ਗੁਰਬਾਣੀ ਦੀ ਉਹ ਵੀ ਐਨ ਪਤੇ ਦੀ ਗੱਲ ਕਹਿ ਦਿੰਦੇ ਨੇ ਅੱਧੀ ਬਹੁਤ ਮੁਸਾਫਰੀ east or west home is the best ਗਰੇ ਨਹੀਂ ਕਹਿੰਦੇ ਆਪਾਂ ਕਹਿੰਦੇ ਘਰੋਂ ਤਾਂ ਨਿਕਲ ਗਏ ਭਾਈ ਖਜਲ ਖੋਰੀ ਖਜਲ ਖੋਰੀ ਰਹਿਸਤ ਘਰ ਵਰਗੀ ਕਿੱਥੇ ਘਰ ਵਰਗਾ ਸੁੱਖ ਕਿੱਥੇ ਜੋ ਸੁੱਖ ਸੱਜੂ ਦੀ ਤਵਾਰੇ ਨੂੰ ਅੱਧੀ ਮੌਤ ਮੁਸਾਫਰੀ ਪੂਰੀ ਮੌਤ ਭੁੱਖ ਆ ਜਿਹੜੀ ਸੰਸਾਰ ਦੀ ਭੁੱਖ ਹੈ ਪੂਰੀ ਮੌਤ ਹੈ ਜਿੱਦਣ ਇਹਨੇ ਭੁੱਖ ਤਿਆਗਤੀ ਆਨੰਦ ਹੋ ਗਿਆ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਪਾਇਆ ਫੇਰ ਇਹਦੀ ਭੁੱਖ ਰਹਿਣੀ ਹੋਣੀ ਜੇ ਭੁੱਖ ਨਹੀਂ ਰਹਿਣੀ ਤਾਂ ਪੱਕ ਗਿਆ ਜਦੋਂ ਫਲ ਪੱਕ ਜਾਂਦਾ ਹੈ ਫਲ ਨੂੰ ਦਰਖਤ ਤੋਂ ਰਸੇ ਦੀ ਭੁੱਖ ਨਹੀਂ ਰਹਿੰਦੀ ਫਲ ਜਦ ਪੱਕ ਜਾਂਦਾ ਹੈ ਦਰਖਤ ਤੋਂ ਉਹਨੂੰ ਕੁਝ ਵੀ ਲੈਣ ਦੀ ਇੱਛਾ ਨਹੀਂ ਰਹਿੰਦੀ ਆ ਜਿਹੜਾ ਸਰੀਰ ਦਾ ਹੈ ਮਾਇਆ ਦਾ ਵਿਰਸ਼ ਇਹਦੇ ਨਾਲ ਜਿਹੜੀ ਤਰਕੁੜੀ ਜੁੜਿਆ ਹੋਇਆ ਹੈ ਮਨ ਫਲ ਇਤੋਂ ਰਸ ਗਿਆਨ ਲੈ ਰਿਹਾ ਹੈ ਜਿੱਦਣ ਇਹਦਾ ਗਿਆਨ ਸੰਸਾਰ ਦਾ ਤਿੰਨ ਲੋਕ ਦਾ ਪੂਰਾ ਹੋ ਗਿਆ ਇਹਨੂੰ ਭੁੱਖ ਨਾ ਰਹੀ ਇਹਨੇ ਆਪੇ ਛੱਡ ਜਾਣਾ ਤ੍ਰਿਪੁਟੀ ਆਪ ਛੱਡ ਕੇ ਡਿੱਗ ਪੈਣਾ ਧਰਤੀ ਤੇ ਹਿਰਦੇ 'ਚ ਬਾਅਦ ਤੇ ਜੰਮਿਆ ਤੇ ਉੱਗਿਆ ਹੁਣ ਜਿਹੜੇ ਫਲ ਧਰਤੀ ਤੇ ਡਿੱਗ ਜਾਂਦੇ ਨੇ ਅੰਬ ਡਿੱਗ ਪੈਣਗੇ ਧਰਤੀ ਤੇ ਚਾਹੇ ਗੁਠੜੀਆਂ ਡਿੱਗ ਪੈਣ ਉਹਨਾਂ ਨੇ ਬਰਸਾਤ ਚੁੱਕਿਆ ਹੁਣ ਆਪੇ ਉੱਗਿਆ ਹੁਣ ਥੱਲੇ ਪੈਣ ਇੱਕ ਹੋਏ ਤਾਂ ਉਗਵੇ ਭਈ ਗੜਕਾਂ ਜਿੱਦੇ ਫਲ ਡਿਗਣ ਕੇ ਥੱਲੇ ਉਗੜਾ ਹੀ ਉਹਨਾਂ ਨੇ ਉਗਦੇ ਹੀ ਨੇ ਕੋਈ ਬਸ ਪਾਉਂਦੇ ਜਿਉ ਬਣ ਫਲ ਪੱਕ ਕੇ ਭੁੱਲ ਗਰੇ ਬੋੜ ਕੇ ਡਾਲ ਫਿਰ ਉਹਨੂੰ ਇੱਛਾ ਹੀ ਨਹੀਂ ਲੱਗਣ ਦੀ ਨਾਲ ਅਸਲ ਤੇ ਅਸੀਂ ਕੱਚੇ ਤੋੜਦਾ ਜਾਂ ਸਾਨੂੰ ਭੁੱਖ ਹੁੰਦੀ ਆ ਮਾਇਆ ਦੀ ਮਾਇਆ ਦੀ ਭੁੱਖ ਪੂਰੀ ਹੁੰਦੀ ਨਹੀਂ ਕੱਚੇ ਤੋੜਦਾ ਉਸ ਵੇਲੇ ਜਾਊ ਉਹ ਭੁੱਖ ਫੇਰ ਦੁਬਾਰਾ ਜੋੜਦੀ ਹੈ ਨਾਲ ਇਹ ਪੂਰੀ ਬਹੁਤ ਹੈ ਭੁੱਖ ਅਗਲੇ ਵਾਰ ਫੇਰ ਮਰਨਾ ਅਸਲ ਦੀ ਭੁੱਖ ਹੀ ਬਹੁਤ ਹੈ ਬਾਰ-ਬਾਰ ਬਾਰ-ਬਾਰ ਬਾਰ-ਬਾਰ ਕਾਲ ਨਾ ਚੰਪੇ ਹਰ ਗੁਣ ਗਾਏ ਜੇ ਹਰ ਗੁਣ ਗਾਵੇ ਤਾਂ ਕਾਲ ਨੇੜੇ ਵੀ ਨਹੀਂ ਆਉਂਦਾ ਫਿਰ ਮਾਇਆ ਦੀ ਭੁੱਖ ਜਿੰਨਾ ਚਿਰ ਹੈਗੀ ਅਸਲ 'ਚ ਹਰ ਗੁਣ ਗਾਏ ਨਹੀਂ ਜਾ ਸਕਦੇ ਅਸਲ ਗੱਲ ਇਹ ਹੈ ਜਿੰਨਾ ਚਿਰ ਮਾਇਆ ਦੀ ਭੁੱਖ ਹੈ ਹਰ ਗੁਣ ਗਾਇਆ ਨਹੀਂ ਜਾ ਸਕਦਾ ਹਰ ਗੁਣ ਤਾਂ ਤਾਂ ਜਾ ਸਕਦਾ ਜਾਂ ਨਾਮ ਮਿਲ ਜਵੇ ਕਮ ਕਮ ਸ਼ਬਦ ਵਿਚਾਰ ਕਰੇ ਗੁਰਬਾਣੀ ਨਾਲ ਜੇ ਜੁੜ ਜਵੇ ਤਾਂ ਵੀ ਭੁੱਖੇ ਦੀ ਘਟ ਜਵੇ ਘਟਦੀ ਚਲੀ ਜਾਵੇ ਜੋ ਜੋ ਬਾਣੀ ਦੀ ਸਮਝ ਆਉਂਦੀ ਚਲੀ ਜਾਵੇ ਭੁੱਖ ਘਟਦੀ ਚਲੀ ਜਾਵੇ <coughs> ਜੇ ਕੋਈ ਫਲ ਕੋ ਲੱਗਿਆ ਹੋਇਆ ਬੇਲ ਨੂੰ ਖਰਬੂਜਾ ਲੱਗਿਆ ਹੋਇਆ ਫਸ ਗਿਆ ਉਹ ਪੱਕ ਗਿਆ ਫੁੱਟਾ ਹੁੰਦੀਆਂ ਨੇ ਚਿਪੜ ਹੁੰਦੀਆਂ ਨੇ ਉਹ ਬੇਲ ਨੂੰ ਛੱਡ ਦਿੰਦੇ ਨੇ ਉਹ ਚਾਹੇ ਨਾਲੇ ਟੱਚ ਕੀਤਾ ਹੋਵੇ ਉਹਦਾ ਡੱਡੀ ਜੇ ਬੇਲ ਨੂੰ ਪੱਟ ਕੇ ਆਪਾਂ ਲੈ ਜਾਈਏ ਨਾਲ ਚਲੇ ਜਾਊਗਾ ਫਲ ਕਿਉਂ ਜੇ ਕੱਚਾ ਹੋਵੇ ਨਾਲ ਜਾਂਦਾ ਨਾ ਜਾਂ ਕੱਚਾ ਟੁੱਟਦਾ ਫਿਰ ਮਨ ਨਾਲੇ ਜਾਂਦਾ ਸਰੀਰ ਦੇ ਕੱਚਾ ਜੋ ਹੁੰਦਾ ਕੱਚਾ ਨਹੀਂ ਛੱਡਦਾ ਸੁਰਤ ਉੱਥੇ ਰਹਿੰਦੀ ਹੈ ਫਿਰ ਕੱਚੇ ਦੀ ਸੁਰਤ ਜੁੜੀ ਹੋਈ ਹੈ ਇਹਦੇ ਨਾਲ ਸਰੀਰ ਨਾਲ ਪੱਕੇ ਦੀ ਨਹੀਂ ਜੁੜਦੀ ਹੁੰਦੀ ਕੱਚਾ ਇਹਨੂੰ ਛੱਡਦਾ ਨਹੀਂ ਪੱਕਾ ਇਹਦੇ ਨਾਲ ਚਾਹੇ ਉੱਥੇ ਪਿਆ ਨਹੀਂ ਰਹਿੰਦਾ ਵਿੱਚੇ ਪਿਆ ਹੋਵੇ ਚਾਹੇ ਨਾਲ ਜੁੜਿਆ ਹੋਵੇ ਉਹ ਫਿਰ ਵੀ ਨਹੀਂ ਰਹਿੰਦਾ ਐਸੀ ਅਵਸਥਾ ਗੁਰਮੁਖ ਦੀ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਉਦਾਸੀ ਇਹਦਾ ਮਤਲਬ ਇਹ ਹੈ ਜੇ ਸਮਝਣਾ ਹੋਵੇ ਤਾਂ ਐ ਸਮਝੋ ਉਹ ਨਾਲ ਵਿੱਚ ਹੀ ਪਿਆ ਫੜ ਉੱਥੇ ਹੀ ਛੱਡ ਗਿਆ ਇਹ ਮੈਂ ਸਰੀਰ ਦੇ ਵਿੱਚ ਪਿਆ ਹੀ ਛੱਡ ਗਿਆ ਇਹ ਭਾਈ ਨਾਮਨਿਤ ਹਰ ਕਾ ਭਾਈ ਨਾਮਨਿਤ ਭਾਈ ਦੀ ਹਰ ਕਾ ਨਾਵ ਦੀ ਨਾਵ ਦੀਦੀ ਇੱਕ ਵਚਨ ਹੈ ਦੀਦੀ ਧੱਦੇ ਨੂੰ ਸਿਹਾਰੀ ਹੈ ਵਿਆਕਰਣ ਕਹਿੰਦੀ ਹੈ ਵੀ ਜੇ ਧੱਦੇ ਨੂੰ ਸਿਹਾਰੀ ਹੈ ਦੀਦੀ ਲਫ਼ਜ਼ ਹੈ ਤਾਂ ਇੱਕ ਵਚਨ ਹੈ ਜੇ ਔਕੜ ਹੁੰਦਾ ਧੱਦੇ ਨੂੰ ਫਿਰ ਵੀ ਇੱਕ ਵਚਨ ਤੇ ਜਿਹੜਾ ਮੂਰੇ ਨਾਮ ਲੱਗਿਆ ਹੈ ਇਹਦਾ ਅਰਥ ਨਾ ਹੀ ਨਹੀਂ ਬਣਨਾ ਇਹਦਾ ਅਰਥ ਨਿਊ ਬਣਨਾ ਲਵੋ ਪਰ ਵਿਦਵਾਨਾਂ ਨੇ ਨਾਮ ਨਹੀਂ ਬਣਾਇਆ ਇਹਦਾ ਅਰਥ ਸਾਰਿਆਂ ਨੇ ਵਿੱਚ ਸਾਹਿਬ ਸਿੰਘ ਆ ਗਿਆ ਵਿਆਕਰਣ ਲਿਖੀ ਉਹਨੇ ਸਾਹਿਬ ਸਿੰਘ ਇਹਦਾ ਰੌਣ ਦੀ ਅਰਥ ਕਰਦਾ ਕਿਤੇ ਇੱਕ ਜਗ੍ਹਾ ਵੀ ਰੱਬ ਨੇ ਦੀਦਾਰ ਤੋਂ ਨਵਾਂ ਖਜ਼ਾਨਾ ਨਹੀਂ ਕੀਤਾ ਇਹ ਗੁਰਮਤ ਦਾ ਜਿਹੜਾ ਗਿਆਨ ਹੈ ਨਵਾਂ ਖਜ਼ਾਨਾ ਸੰਸਾਰ 'ਚ ਨਹੀਂ ਹੁੰਦਾ ਪਹਿਲਾਂ ਹੁਣ ਦਿਖਾਉਣ ਕਿਹਦੇ ਕੋਲ ਹੈ ਆ ਹੁਣ ਪ੍ਰਗਟ ਜੋ ਗਿਆਨ ਗੁਰਬਾਣੀ ਦਾ ਵਿਚਾਰ ਹੋ ਰਿਹਾ ਹੈ ਇਹ ਦਿਖਾਉਣ ਕਿਹੜੀ ਕਿਤਾਬ 'ਚ ਲਿਖਿਆ ਹੈ ਪਹਿਲਾਂ ਦੱਸੋ ਇਹ ਕੌਣ ਪ੍ਰਚਾਰ ਕਰ ਰਿਹਾ ਇਹਦਾ ਜਿੱਦਣ ਇਹਦੇ ਵਿੱਚੋਂ ਨਿਕਲੂਗਾ ਮੱਖਣੇ ਆਪਣੀ ਕਿਸਮ ਦਾ ਨਵਾਂ ਚੀਜ਼ ਹੋਊਗੀ ਪਿਆ ਸਾਡੇ ਕੋਲ ਪਰ ਦੁੱਧ ਹੈ ਨਾ ਮੱਖਣ ਦਾ ਕਿਸੇ ਨੇ ਦੇਖਿਆ ਪਰ ਜਿਹਨ ਬੁਲਾਇਆ ਤੈਨੂੰ ਖਾਇਆ ਜਿਹੜਾ ਨੂੰ ਵਿਚਾਰਦਾ ਉਹੀ ਖਾਂਦਾ ਅਬਰ ਬਲੋ ਬਣਹਾਰ ਜਦੋਂ ਮੱਖਣੇ ਚੋਂ ਨਿਕਲਦਾ ਬਾਹਰ ਤੱਤ ਨਿਕਲਦਾ ਇਹ ਨਵਾਂ ਹੀ ਹੁੰਦਾ ਸੰਸਾਰ ਵਾਸਤੇ ਗੱਲ ਨਵੀਂ ਹੈ ਸਾਰੇ ਕਹਿੰਦੇ ਨੇ ਤਾਂ ਗੱਲ ਅਸੀਂ ਸੁਣੀ ਹੋਈ ਨਹੀਂ ਹੈ ਇਹ ਨਾਮ ਨਦੀ ਹੈ ਨਾਮ ਨਦੀਆਂ ਨਹੀਂ ਹੁੰਦੀਆਂ ਨਾਮ ਨਦੀਆਂ ਮਾਇਆ ਦੀਆਂ ਹੁੰਦੀਆਂ ਨੇ ਉੱਥੇ ਨਦੀਆਂ ਆਊਗਾ ਨਦੀ ਨਹੀਂ ਆਉਂਦਾ ਹੈ ਨਾਮ ਨਦੀ 18 ਸਦੀਆਂ ਪਿੱਛੇ ਲੱਗੀਆਂ ਫਿਰਨ ਬਹੁਤ ਵਜਨ ਉਹਦਾ ਬਹੁਤ ਵਜਨ ਪਿੱਛੇ ਲੱਗੀਆਂ ਫਿਰਨ ਆਉਂਦਾ ਉਹ ਵੀ ਆਉਂਦਾ ਇੱਕ ਦੋ ਜਗ੍ਹਾ ਪਰ ਉਹ ਹੋਰ ਗੱਲ ਜਿੱਥੇ ਨਿਧੀ ਆਊਗਾ ਇੱਕ ਵਚਨ ਆਊਗਾ ਸਿੱਧੀ ਆਊਗਾ ਇੱਕ ਵਚਨ ਆਊਗਾ ਸਿੱਧੀ ਦਾ ਮਤਲਬ ਹੁੰਦਾ ਸੋਜੀ ਸੋਝੀ ਤਸਮ ਗ੍ਰੰਥ ਵਿੱਚ ਵੀ ਜਿੱਥੇ ਸਿੱਧੀ ਆਇਆ ਉੱਥੇ ਉਹਦਾ ਸੋਝੀ ਆਇਆ ਇੱਥੋਂ ਹੀ ਪਤਾ ਲੱਗਦਾ ਹੈ ਕਿ ਜਿਹਨੇ ਦਸ ਪ੍ਰੰਥ ਲਿਖਿਆ ਉਹਨੂੰ ਗੁਰਬਾਣੀ ਦੀ ਵਿਆਕਰਣ ਦਾ ਸਮਝ ਸੀ ਗੁਰਬਾਣੀ ਦੀ ਜੋ ਭਾਸ਼ਾ ਹੈ ਪ੍ਰਭ ਵਿਦਿਆ ਉਹਦੀ ਸਮਝ ਸੀ ਪੰਡਤ ਦੇ ਕਿਸੇ ਵੀ ਲਿਖਤ ਵਿੱਚ ਸਿੱਧੀ ਰਿੱਧੀ ਦਾ ਅਰਥ ਇਹ ਦਿਖਾ ਦਿਓ ਜੋ 10 ਗ੍ਰੰਥ ਵਿੱਚ ਹੈ ਦਿਖਾਓ ਕਿੱਥੇ ਲਿਖਿਆ ਕਿਸੇ ਗ੍ਰੰਥ ਵਿੱਚ ਵੀ ਸਿੱਧੀ ਦਾ ਅਰਥ ਸੋਝੀ ਨਹੀਂ ਹੈ ਸਿੱਧੀ ਦਾ ਅਰਥ ਆਤਮ ਗਿਆਨ ਹੁੰਦਾ ਜਿਹਨੂੰ ਆਤਮ ਗਿਆਨੀ ਹੈ ਆਤਮ ਗਿਆਨ ਹੈ ਜਿਹੜਾ ਆਤਮ ਚਿੰਤਨ ਹੈ ਜੋ ਚਿੰਤਨ ਹੋ ਗਿਆ ਜੋ ਸਮਝ ਆ ਗਈ ਆਤਮ ਦੀ ਆਤਮ ਪ੍ਰਗਾਸ ਹੈ ਜਿਹੜਾ ਉਹਦਾ ਨੂੰ ਸਿੱਧੀ ਕਬੀਰ ਕਹਿੰਦਾ ਬੁੱਧ ਬਦਲੀ ਐਸ ਬੁੱਧੀ ਨਾਲ ਨਹੀਂ ਸਮਝ ਆਉਣੀ ਜੋ ਸੰਸਾਰ ਦੀ ਬੁੱਧੀ ਹੈ ਬੁੱਧ ਬਦਲੀ ਕਿਵੇਂ ਬਦਲੂਗੀ ਗੁਰਬਾਣੀ ਤੋਂ ਪੜਾਂਗੇ ਜੇ ਤੋਂ ਫਿਰ ਬੁੱਧ ਬਦਲੂ ਜੇ ਗੁਰਬਾਣੀ ਨੂੰ ਪੜਾਂਗੇ ਬੁੱਧੀ ਨਹੀਂ ਬਦਲਦੀ ਜਿਨ੍ਹਾਂ ਨੇ ਗੁਰਬਾਣੀ ਨੂੰ ਪੜਿਆ ਉਹਨਾਂ ਦੀ ਬੁੱਧੀ ਨਹੀਂ ਬਦਲੀ ਉਹ ਮੂਰਖਾਂ ਦੀ ਬੁੱਧੀ ਰਹਿ ਗਈ ਮੂਰਖ ਰਹਿ ਗਏ ਸਾਰੇ ਵਿਦਵਾਨ ਰਹਿ ਗਏ ਆਪਣੀ ਬੁੱਧੀ ਨਾਲ ਗੁਰਬਾਣੀ ਪੜਦੇ ਨੇ ਤੇ ਗੁਰੂ ਕੋਲ ਹੋਇਆ ਗੁਰੂ ਤੁਸੀਂ ਹੋਏਗਾ ਨਾ ਤੁਸੀਂ ਗੁਰੂ ਨਾ ਹੈ ਗੁਰੂ ਜੇ ਬਾਣੀ ਗੁਰੂ ਹੈ ਫਿਰ ਇਹ ਤੋਂ ਪੜੋ ਆਪਣੀ ਡਿਕਸ਼ਨਰੀ ਬਦਲੋ ਸਿੱਧੀ ਦਾ ਅਰਥ ਆਪੇ ਹੀ ਸਮਝ ਆ ਜੂ ਵੀ ਸਿੱਧੀ ਦਾ ਅਰਥ ਸੋਝੀ ਹੁੰਦਾ ਜਾ ਕੀ ਰਿੱਧ ਸਿੱਧ ਅਵਰਾ ਸਾਧ ਉਹਦੀ ਰਿੱਧ ਔਰ ਉਹਦੀ ਸਿੱਧ ਉਹਦਾ ਸਵਾਲ ਹੋਰ ਹੈ ਰਿੱਧੀ ਕੀ ਹੈ ਰਿੱਧੀ ਕੀ ਹੈ ਰਿੱਧੀ ਹੈ ਸੰਸਾਰ ਦਾ ਗਿਆਨ ਕਿਰਤ ਵਸੇ ਬਾਮੰਗ ਜਿਹੜਾ ਖਪਾਤ ਹੈ ਨਾ ਮਨ ਇਹਦੇ ਕੋਲ ਸੰਸਾਰ ਦਾ ਗਿਆਨ ਹੈ ਤੋ ਖੋਪੜੀ ਜਿਹੀ ਬਸਦਾ ਸੰਸਾਰੀ ਗਿਆਨ ਮਨ ਕੋਲ ਹੈ ਸਿੱਧੀ ਕਿੱਥੋਂ ਆਈ ਹੈ ਸਿੱਧੀ ਤਾਂ ਉੱਥੋਂ ਆਈ ਹੋਈ ਹੈ ਦਰਗਾਹ ਚੋਂ ਆਈ ਹੋਈ ਹੈ ਤਸਵੀਰ ਜੀ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੈ ਬਾਬਾਂ ਤੀਨ ਤਲੋਕੇ ਮੋ ਤੀਨ ਲੋਕਾਂਤਰ ਤੀਨ ਲੋਕਾਂਤਰ ਮੋ ਤੀਨ ਲੋਕਾਂਤਰ ਮੋ ਤਿੰਨਾ ਲੋਕਾਂ ਦਾ ਜੋ ਗਿਆਨ ਹੈ ਉਹ ਐ ਗੁਰਬਾਣੀ ਚ ਹੈ ਇਹ ਸਮਝਣ ਵਾਲੀ ਚੀਜ਼ ਹੈ ਤਿੰਨ ਲੋਕਾਂ ਦਾ ਸਰਬ ਗਿਆਨ ਜਿਹੜਾ ਦੂਜਾ ਗਿਆਨ ਹੈ ਆਤਮਾ ਦਾ ਗਿਆਨ ਹੈ ਉਹ ਬੁੱਝਣ ਵਾਲੀ ਗੱਲ ਉਹ ਬੁੱਝਣ ਵਾਲੀ ਪਾਈ ਨਾਮ ਨਿਧੀ ਹਰ ਕੈ ਨਾ ਹੈ ਨਾਮ ਨਿਧੀ ਜਿਹੜੀ ਪਾਈ ਹੈ ਹਰ ਕੈ ਨਾ ਹੈ ਭਾਈ ਨਾਮ ਖਜ਼ਾਨ ਜੇ ਨਾਮ ਮਿਲਿਆ ਤਾਂ ਹੀ ਤਾਂ ਪਾਇਆ ਹੋ ਉੱਪਰ ਆਇਆ ਸੀ ਨਾ ਦੇਵੇ ਪਤ ਸਾਖ ਪਤੀ ਦੇਵੇ ਸਾਖਸ਼ਾਤ ਹੋ ਕੇ ਨਾਮ ਤਾਂ ਕਰੇ ਜਸ ਜਸ ਕੇ ਮੈਂ ਕਰੂੰਗਾ ਨਾਮ ਨੇ ਕਿਵੇਂ ਪਾਈ ਹੈ ਹਰ ਕੇ ਨਾਮ ਨਾਲ ਪਾਈ ਹੈ ਨਾਮ ਮਿਲਿਆ ਰੋਣਤ ਪਾਈ ਆ ਫਿਰ ਬੋਲੀ ਆ ਬਾਣੀ ਫਿਰ ਵਿਚਾਰ ਕੀਤਾ ਕਿਉਂਕਿ ਤੁਮਰੀ ਉਸ ਤੁਮਤੇ ਹੋਏ ਆ ਆਪੇ ਦੇਵੈ ਸਹਿਜ ਸੁਭਾਏ ਆਪੇ ਦੇਵੈ ਸਹਿਜ ਸੁਭਾਏ ਜਿੱਦਾਂ ਆਪ ਹੈ ਕਰ ਦਿੰਦਾ ਬਿਲਦਾ ਕਾ ਜਿਆਦਾ ਟਿਕ ਜਾਂਦਾ ਮਨ ਤਾਂ ਮਿਲਦਾ ਸੁਭਾਏ ਸਹਿਜ ਸਹਿਜ ਵਿੱਚ ਟਿਕੇ ਹੋਏ ਦਾ ਜਿਹੜਾ ਭਾਵਨਾ ਹੁੰਦੀ ਹੈ ਨਾ ਭਾਏ ਹੁੰਦਾ ਭੁੱਖ ਇੱਕ ਤਾਂ ਹੈਗੀ ਸਾਡੀ ਸੁਪਨੇ ਵਾਲੀ ਭੁੱਖ ਹੁਣ ਇਹ ਆ ਭਟਕਣਾ ਦੀ ਭੁੱਖ ਮਾਇਆ ਦੀ ਭੁੱਖ ਜਿਹੜੀ ਭਟਕਣਾ ਦੀ ਭੁੱਖ ਹੈ ਭਟਕ ਹੋਰ ਭਟਕਾਉਂਦੀ ਹੈ ਦੇਖੋ ਭਟਕਣਾ ਦੀ ਭੁੱਖ ਦੇ ਵਿੱਚ ਜੋ ਮਿਲਦਾ ਹੋਰ ਭਟਕਾਉਂਦੀ ਹੈ ਅੱਗ ਤੇ ਜਨਾ ਇਹਨਾਂ ਨੂੰ ਬਹੁਵੇਂ ਹੋਰ ਜਲਦੀ ਹੈ ਤ੍ਰਿਸ਼ਨਾ ਨੂੰ ਜਿੰਨਾ ਹੀ ਪੂਰਤੀ ਕਰੋਗੇ ਉਨੀ ਹੋਰ ਵੱਧਦੀ ਹੈ ਇਹ ਕੁਪੰਤੀ ਹੈ ਜਨਮ ਕੁਪੰਤੀ ਕੁਪੰਤੀ ਇਹ ਕੁਪੰਤੀ ਹੈ ਕੁਪਾਏ ਹੈ ਕੁਪੰਤੀ ਹੈ ਉਹ ਸੁਭਾਏ ਸਹਿਜ ਸੁਭਾਏ ਜਦ ਟਿਕ ਜਾਂਦਾ ਹੈ ਮਨ ਇੱਕ ਹੋ ਜਾਂਦਾ ਜਿਹੜੀ ਉਦੋਂ ਭੁੱਖ ਪੈਦਾ ਹੁੰਦੀ ਉਦੋਂ ਨਾਮ ਦੀ ਭੁੱਖ ਪੈਦਾ ਹੁੰਦੀ ਪਹਿਲਾਂ ਹੁੰਦੀ ਹੋਈ ਨਹੀਂ ਪਹਿਲਾਂ ਤਾਂ ਮਾਇਆ ਦੀ ਭੁੱਖ ਮਾਇਆ ਦੀ ਭੁੱਖ ਤਿਆਗ ਕੇ ਬਾਅਦ ਦੇ ਵਿੱਚ ਨਾਮ ਦੀ ਭੁੱਖ ਪੈਦਾ ਹੁੰਦੀ ਜੇ ਨਾਮ ਦੀ ਭੁੱਖ ਪੈਦਾ ਹੁੰਦੀ ਹੈ ਫਿਰ ਨਾਮ ਮਿਲ ਵੀ ਜਾਂਦਾ ਪਾਈ ਨਬਨਦ ਹਰ ਕੇ ਨਾਏ ਦੈ ਤੁਸ ਤਾਵ ਤਾਵ ਠਾਏ ਆਪੇ ਦੇਵੈ ਸਹਿਜ ਸੁਭਾਏ ਆਪੇ ਦੇਵੈ ਜਦੋਂ ਇਹ ਸਹਿਜ ਸੁਭਾਏ ਹੋ ਜਾਂਦਾ ਹੈ ਟਿਕ ਜਾਂਦਾ ਔਰ ਇਹ ਨਾਮ ਬੰਦਦਾ ਹੈ ਫੇਰ ਆਪੇ ਦਿੰਦਾ ਉਹ ਗੁੱਗੇ ਦੇ ਬਿਨਾ ਨਾਮ ਨਹੀਂ ਮਿਲਦਾ ਹੋਰ ਜਿਹੜੀਆਂ ਵਸਤਾਂ ਦੇ ਬਗੈਰ ਮੁੱਕੇ ਤੇ ਮਿਲਦੀਆਂ ਨੇ ਸੰਸਾਰ ਦੀਆਂ ਬਿਨ ਮੁੱਗਿਆ ਦਾਨ ਦੇਵ ਸੀ ਇਹ ਜਿਹੜਾ ਬਿਨ ਮੰਗਿਆ ਦੇ ਦਾਨ ਦਿੰਦਾ ਉਹ ਸੰਸਾਰੀ ਵਸਤਾਂ ਦੇ ਉਹ ਮੰਗਣ ਦੀ ਲੋੜ ਨਹੀਂ ਹੈ ਉਹ ਮੰਗਣੀਆਂ ਨਹੀਂ ਨਾ ਮੰਗਣ ਨਾ ਮੰਗਦੇ ਨਹੀਂ ਇਹ ਮੰਗਦੇ ਕੱਲ ਆਏ ਉਲਟ ਹੋਇਆ ਆਇਆ ਜਿਹੜੀ ਜੀ ਨਾ ਮੰਗਣ ਵਾਲੀ ਸੀ ਉਹ ਹਰ ਵਕਤ ਮੰਗਦੇ ਆ ਉਹ ਆਪੇ ਮਿਲਣ ਵਾਲੀ ਹੈ ਜਿਹੜਾ ਆਪ ਨਹੀਂ ਮਿਲਣ ਵਾਲਾ ਉਹਨੂੰ ਮੰਗਦੇ ਹੀ ਨਹੀਂ ਤੇ ਸਿੱਖੀ ਕਿੱਥੋਂ ਆਉਣੀ ਸੀ ਕਿੱਥੋਂ ਪਤਾ ਲੱਗਣਾ ਸੀ ਇਹਦਾ ਪਤਾ ਹੀ ਨਹੀਂ ਸਿੱਖਾਂ ਨੂੰ ਵੀ ਕਰਨਾ ਕੀ ਹੈ ਇਹ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਸਾਡੀਆਂ ਮੰਗਾ ਉਹ ਨੇ ਜਿਨ੍ਹਾਂ ਨੂੰ ਹਟਾਇਆ ਹੋਇਆ ਮੰਗਣ ਦੀ ਲੋੜ ਨਹੀਂ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜ਼ਮਾਨ ਕੋ ਦਇ ਹੈ ਅਦਰਖਤ ਧਰੀ ਨਹੀਂ ਵਗਦੇ ਜਾਨਵਰ ਧਰੀ ਨਹੀਂ ਵਗਦੇ ਸਭ ਨੂੰ ਦੇ ਰਿਹਾ ਆਦਮੀ ਹੋ ਕੇ ਵਗਦਾ ਹੈ ਸਵਾਏ ਆਦਮੀ ਬਹੁਤ ਸਾਰੇ ਆਦਮੀ ਵੀ ਕਰੋੜਾਂ ਦੀ ਗਿਣਤੀ ਜਰਬਾਂ ਦੀ ਗਿਣਤੀ ਜਿਹੜੇ ਵਗਦੇ ਹੀ ਨਹੀਂ ਰੱਬ ਨੂੰ ਨਹੀਂ ਬੁਲਦੇ ਕਬਰਸ ਨਹੀਂ ਬੁਲਦੇ ਰੱਬ ਨੂੰ ਦੱਸੋ ਕਿਹਦੇ ਬੰਦੇ ਨੇ ਵਗਦੇ ਨੇ ਸਾਰੇ ਜਿੰਨੇ ਬੋਧੀ ਨੇ ਰੱਬ ਨੂੰ ਨਹੀਂ ਬੁਲਦੇ ਮੰਗਦੇ ਦੱਸੋ ਕਿਹਦੇ ਮੰਗਦੇ ਨੇ ਫਿਰ ਇਹ? ਇਹਨਾਂ ਨੂੰ ਕਿਵੇਂ ਮਿਲਦਾ ਅੱਧੀ ਦੁਨੀਆ ਦੀ ਆਬਾਦੀ ਤੋਂ ਜ਼ਿਆਦਾ ਜਿਹੜੀ ਰੱਬ ਨੂੰ ਮੰਨਦੀ ਹੋਣੀ ਮੁਸਲਮਾਨ ਵੀ ਨਹੀਂ ਮੰਗਦੇ ਮੁਸਲਮਾਨ ਵੀ ਕਹਿੰਦੇ ਨੇ कि ये अल्लाह ने वायदा किया है रोजी का इसकी चिंता नहीं है ਉਹ ਵੀ ਇਹ ਮੰਨਦੇ ਨੇ ਉਹ ਤਾਂ ਉਹਦਾ ਵਾਅ- ਜਿਹੜਾ ਉਹਦਾ ਵੈਦ ਆ ਉਹ ਮੰਗਣਾ ਵਾ ਨੂੰ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅੱਗੇ ਕੀ ਅਰਦਾਸ ਅਰਦਾਸ ਕਰਦੀ ਦੀ ਲੋੜ ਕਾਦੀ ਰਹੇਗੀ ਬਥੇਰਾ ਹਟਾਇਆ ਇਹਨਾਂ ਨੂੰ ਪਰ ਇਹ ਚੇਲੇ ਬਾਬਣ ਦੇ ਨੇ ਮੰਗਤੇ ਦੇ ਪੰਡਤ ਬੁਗਤਾ ਰਹ ਮੰਗਦੇ ਦੇ ਚੇਲੇ ਬੁਗਤੇ ਗੁਰੂ ਹੈ ਹੈਰੀ ਗੁਰੂ ਨਹੀਂ ਮੰਗਤਾ ਕੋਈ ਵੀ ਭਗਤ ਨਹੀਂ ਮੰਗਤਾ ਕੋਈ ਵੀ ਜਿਹੜਾ ਸਿੱਖਾ ਮੰਗਤਾ ਨਹੀਂ ਹੋ ਸਕਦਾ ਜੇ ਮੰਗਤਾ ਤਾਂ ਸਿੱਖ ਨਹੀਂ ਜੇ ਸਿੱਖਾ ਤਾਂ ਮੰਗਤਾ ਨਹੀਂ ਜੇ ਮੰਗਦਾ ਤਾਂ ਨਾ ਉਹ ਚੀਜ਼ ਮੰਗਦਾ ਜਿਹੜੀ ਸੰਸਾਰ 'ਚ ਹੈ ਨਹੀਂ ਜਿਹੜੀ ਸੰਸਾਰ 'ਚ ਉਹਦਾ ਉਹਨੇ ਤੁਹਾਨੂੰ ਦਿੱਤੀ ਹੋਈ ਹੋਈ ਉਹਦਾ ਕੀ ਮੁਕਣਾ ਤੁਸੀਂ ਉਹਦਾ ਤੁਹਾਡੇ ਸਾਹਮਣੇ ਹੀ ਹੈ ਹੱਥ ਪੈਰ ਦਿੱਤੇ ਨੇ ਕੰਮ ਕਰਨ ਨੂੰ ਦਿੱਤੇ ਨੇ ਉਹ ਤੁਹਾਨੂੰ ਮਿਲੇ ਜਾਣੀ ਹੈ ਜਿਹੜੀ ਚੀਜ਼ ਲੈਣ ਆਇਆ ਉਹ ਬੱਗੋ ਜਿਹੜੀ ਲੈਣਾ ਹੈ ਉਹੀ ਪਕੜੀ ਹੈ ਜਿਹੜੀ ਸਾਡੇ ਵਾਸਤੇ ਵੀ ਬਾਹਰ ਹੈ ਉਹਦਾ ਚੇਤਾ ਹੀ ਭੁੱਲਿਆ ਹੈ ਉਸੇ ਨੂੰ ਚੇਤਣਾ ਚੇਤਰੇ ਚੇਤ ਅਚੇਤ ਮਹਾਪਸੂ ਅੰਤ ਕੀ ਬਾਹਰ ਅਕੇਲੋ ਹੀ ਜਾਏ ਇਹ ਤਾਂ ਅਕੇਲਾ ਜਾਂਦਾ ਹੈ ਗੁਰਮੁਖ ਕਿਵੇਂ ਜਾਂਦਾ ਹੈ ਗੁਰੂ ਦਾ ਕੱਲਾ ਨਹੀਂ ਜਾਂਦਾ ਗੁਰੂ ਕਹਿੰਦਾ ਕਹਿ ਕਬੀਰ ਹਮੇ ਵਿਆਹੇ ਚੱਲੇ ਹੈ ਪੁਰਖ ਇੱਕ ਭਗਵਾਨ ਉਹ ਕੱਲਾ ਕਿਵੇਂ ਚਲੇ ਜਾਉ ਕੱਲੀ ਕੋਈ ਗਈ ਹੈ ਸੋਰੀ ਬਰਾਤ ਆਉਂਦੀ ਹੈ ਵਿਆਹ ਹੁੰਦਾ ਹੈ ਇਹ ਉਹ ਬਰਾਤ ਆ ਵਿਆਹ ਵਾਲਾ ਕਿਉਂ ਰੱਖਿਆ ਕਿਤੇ ਗੁਰਬਾਣੀ ਜੀ ਕਿਉਂ ਕਿਚਾ ਸਮਝਾਉਣ ਵਾਸਤੇ ਗਿਆਨੂ ਬੋਲੇ ਆਪੇ ਬੁਝੇ ਗਿਆਨ ਦੇ ਵਿੱਚੋਂ ਜਦ ਬੋਲਦਾ ਅੰਦਰੋਂ ਬੋਲਦਾ ਬਾਹਰ ਵਾਲਾ ਗਿਆਨੀ ਇੱਥੋਂ ਨਹੀਂ ਬੋਲ ਸਕਦਾ ਗਿਆਨ ਇੱਥੋਂ ਬੋਲੂਗਾ ਗਿਆਨ ਗਿਆਨੀ ਇੱਥੇ ਬੈਠਾ ਅੰਦਰ ਜਦ ਚੇਤਕ ਜਦ ਗੁਰ ਬੋਲਦਾ ਸਤਗੁਰ ਬੋਲਦਾ ਉਹ ਹਿਰਦੇ ਜੋ ਬੋਲਦਾ ਹਿਰਦੇ ਜੋ ਜੋ ਵੀ ਬੋਲਦਾ ਗਿਆਨ ਬੋਲਦਾ ਗਿਆਨ ਨੂੰ ਬੋਲਦਾ ਗਿਆਨ ਦੇ ਵਿੱਚੋਂ ਜਦ ਬੋਲਦਾ ਆਪੇ ਬੁੱਝੇ ਆਪੇ ਬੁੱਝੇ ਬਸ ਫਿਰ ਆਪਣੀ ਗੱਲ ਆਪੇ ਬੁੱਝ ਸਕਦਾ ਹੋਰ ਨਹੀਂ ਕੋਈ ਉਸ ਗੱਲ ਨੂੰ ਬੁੱਝ ਸਕਦਾ ਤੁਰਕੀ ਬਾਣੀ ਨੂੰ ਨਹੀਂ ਬੁੱਝ ਸਕਦਾ ਕੋਈ ਤਾਂ ਹੀ ਕੁਰਬਾਨੀ ਨੂੰ ਨਹੀਂ ਬੁੱਝ ਰਹੇ ਲੋਕ ਇਹ ਗਿਆਨੋਂ ਬੋਲਿਆ ਹੋਇਆ ਹੈ ਗੁਰ ਕੀ ਬਾਣੀ ਹੈ ਗੁਰੂ ਗਿਆਨ ਰੂਪ ਹੈ ਆਪੇ ਬੁੱਝਾ ਬਸ ਉਸ ਅਵਸਥਾ ਦੇ ਵਿੱਚ ਜਾ ਕੇ ਬੁੱਝੀ ਜਾਣੀ ਹੈ ਪਹਿਲਾਂ ਨਹੀਂ ਬੁੱਝੀ ਜਾਣੀ ਹੈ ਬੁੱਝਣ ਵਾਲਾ ਵੀ ਉਹੀ ਚਾਹੀਦਾ ਹੈ ਗਿਆਨੀ ਕੀ ਗਤ ਗਿਆਨੀ ਜਾਣ ਆਪੇ ਸਮਝੇ ਆਪੇ ਸੁਝੇ ਆਪੇ ਸਮਝਦਾ ਪਹਿਲਾਂ ਹੈ ਆਪੇ ਸੁਝਦਾ ਕੋਈ ਨਾ ਸਮਝਾਉਣ ਵਾਲਾ ਨਾ ਕੋਈ ਬੁਝਾਉਣ ਵਾਲਾ ਹੁਣ ਵੀ ਸੁਣ ਲੂਗਾ ਸੁਣ ਕੇ ਬੁੱਝਣਾ ਇਹਨੂੰ ਆਪੇ ਪੈਣਾ ਜਣਾ ਨੂੰ ਆਪੇ ਪੈਣਾ ਬੁੱਢੜੀ ਗੱਲ ਇਹਨੂੰ ਆਪੇ ਪੈਣੀ ਹੈ ਜੇ ਕੋਈ ਸਮਝਾ ਵੀ ਦਊ ਸੁਣਾ ਵੀ ਦਊ ਜਿੰਨਾ ਜਦੋਂ ਮੰਨਦਾ ਨਹੀਂ ਉਹਦੇ ਤੇ ਆਪਣਾ ਤਬਦੀਲੀ ਨਹੀਂ ਲਿਆਉਂਦਾ ਤਬਦੀਲੀ ਲਿਆਉਣ ਦਾ ਮਤਲਬ ਜਣਾ ਵੀ ਉਲਝਣ ਚੋਂ ਨਿਕਲ ਜਾਣਾ ਉਲਝਣ ਚੋਂ ਕਿਉਂ ਨਿਕਲੂਗਾ ਕਦ ਨਿਕਲੂਗਾ ਮੰਨ ਕੇ ਬਾਣੀ ਨੂੰ ਨਹੀਂ ਤਾਂ ਫਸਿਆ ਹੋਇਆ ਹੈ ਹੀ ਮਨ ਮਾਇਆ ਵਿੱਚ ਫਸ ਰਹੇ ਹੋ ਸੁਲਝ ਗਿਆ ਨਿਕਲ ਗਿਆ ਬਾਹਰ ਮਾਇਆ ਵਿੱਚੋਂ ਦਾਸੀ ਹੋ ਗਿਆ ਨਿਕਲ ਗਿਆ ਬਾਹਰ ਇਹਨੂੰ ਆਪ ਹੀ ਸੁਲਝਣਾ ਪੈਣਾ ਆਪ ਹੀ ਸਮਝਣਾ ਬੁਝਣਾ ਪੈਣਾ ਨਹੀਂ ਤਾਂ ਸੁਣੂਗਾ ਹੋਰ ਸਮਝ ਲੂਗਾ ਕੁਝ ਹੋਰ ਐਸੀ ਵੀ ਗੱਲ ਹੈ ਐਸੀ ਵੀ ਗੱਲ ਹੈ ਇਹਦੇ ਚਾਈ ਹੋਈ ਵਿਦਵਾਨਾਂ ਨਾਲ ਇਹ ਗੱਲ ਹੁੰਦੀ ਸੀ ਗੁਰੂ ਸਾਹਿਬ ਇੱਕ ਤੋਂ ਕਹਿ ਰਹੇ ਨੇ ਕਿ ਇਹ ਲੋਕ ਕਹੇ ਨਾ ਕਹਿਆ ਬੁਝਾਂ ਆਪ ਤਾਂ ਕਹਿਣ ਜਾਣਦੇ ਨਹੀਂ ਸੱਚ ਦੱਸਣ ਨਹੀਂ ਜਾਣਦੇ ਕਹੀ ਹੋਈ ਗੱਲ ਵੀ ਨਹੀਂ ਸਮਝ ਰਹੇ ਸਾਡੀ ਕਹੇ ਨਾ ਕਹਿਆ ਬੁੱਝਣ ਇਹ ਤਾਂ ਕਹੀ ਹੋਈ ਗੱਲ ਬੁੱਝ ਵੀ ਨਹੀਂ ਰਹੇ ਮੈਂ ਕੀ ਕਹਿ ਰਿਹਾ ਗੁਰਬਾਣੀ ਦੇ ਅਰਥ ਜੇ ਬੁੱਝੇ ਹੁੰਦੇ ਤਾਂ ਬਾਹਰਮੁਖੀ ਅਰਥ ਕਾਤੇ ਹੁੰਦੇ ਸਾਰੇ ਦੋਏ ਕਰ ਜੋੜ ਕਰੋ ਅਰਦਾਸ ਹੈ ਬਾਹਰਲੇ ਹੱਥ ਜੋੜਨ ਦੀ ਗੱਲ ਕਿਉਂ ਕਰਦੇ ਹੈ ਬਾਹਰਲੇ ਹੱਥ ਜੋੜਨ ਨੂੰ ਕਿੱਥੇ ਕਿਹਾ ਹੋਇਆ ਹੈ ਇਹਨਾਂ ਨੂੰ ਕਰ ਕਿੱਥੇ ਗਿਆ ਤਾਂ ਹੱਥ ਨੇ ਹੱਥਰ ਕਰ ਦੇ ਵਿੱਚ ਜੇ ਫਰਕ ਬੁੱਝ ਲੈਂਦੇ ਤਾਂ ਬਾਹਰ ਹੱਥ ਜੋੜਨ ਦੀ ਲੋੜ ਨਹੀਂ ਸੀ ਫਿਰ ਹੱਥ ਪੈਰ ਕਰ ਕੰਮ ਸਭ ਚੀਤ ਨਿਰਜਣ ਨਾਲ ਕਰਨਾ ਤਾਂ ਇਹ ਸੀ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਕਿ ਚਿੱਤ ਉਹ ਮਾਨਾਰ ਚਿੱਤ ਇੱਕ ਕਰਨੇ ਤੇ ਅਕਲ ਨੇ ਬੁੱਧੀ ਨੇ ਜਾਇ ਕਾ ਖੋਦਦਾ ਹੀ ਕਰੀ ਬਾਬਾ ਬੁੱਢਾ ਜੁੜਿਆ ਹੋਇਆ ਹੱਥਾਂ ਪੈਰਾਂ ਨਾਲ ਹੱਥਾਂ ਨਾਲ ਕੰਮ ਕਰਦਾ ਕਬੀਰ ਖੱਡੀ ਚਲਾਉਂਦਾ ਵੀ ਜੁੜਿਆ ਹੋਇਆ ਰਬਦਾਸ ਜੁੱਤੀ ਕੱਢਦਾ ਵੀ ਜੁੜਿਆ ਹੋਇਆ ਦੋ ਹੱਥ ਜੁੜੇ ਹੋਏ ਨੇ ਤੇ ਇਹਨਾਂ ਨੂੰ ਤਾਂ ਇਨਾ ਵੀ ਨਹੀਂ ਪਤਾ ਵੀ ਇਹ ਗੱਲ ਕੀ ਹੈ ਜਿਹਦੇ ਦੋ ਹੱਥ ਨਾ ਹੋਣ ਕੁਦਰਤੀ ਕੋਈ ਸਿੱਧਾ ਉਹਦਾ ਇੱਕ ਹੱਥ ਵੱਡਿਆ ਗਿਆ ਕੋਈ ਬਾਹ ਵੱਡੀ ਗਈ ਉਹਦੀ ਤਾਂ ਅਰਦਾਸ ਥੋੜੀ ਹੋ ਰਹੀ ਹੈ ਉਹਦੀ ਅਰਦਾਸ ਕੌਣ ਕਰੂਗਾ ਉਹ ਗੁਰੂ ਲੈ ਕੇ ਬਾਹ ਵੀ ਲੱਗੀ ਉਹਦੀ ਜੰਗ 'ਚ ਅਰਦਾਸ ਵੀ ਉਹਦੀ ਹੋਣੀ ਅਰਦਾਸ ਵੀ ਥੋੜੀ ਹੋਊ ਚਾਹੇ ਤੁਸੀਂ ਭੱਜ ਗਏ ਜੰਗ 'ਚ ਅਰਦਾਸ ਥੋੜੀ ਹੋਊ ਉਹਦੀ ਹੋਣੀ ਹੋਣੀ ਅਰਥ ਕਰ ਲੈ ਤਾਂ ਹੈ ਬੁੱਧੀ ਹੁੰਦੀ ਅਰਥ ਕਿਉਂ ਕਰਦੇ ਹੈ ਉਹ ਕਹਿ ਰਿਹਾ ਹੱਥ ਪੈਰ ਕਰ ਕੰਮ ਸਭ ਚੀਤ ਨੱਚਣ ਨਾਲ ਹੱਥ ਪੈਰਾਂ ਦਾ ਕੀ ਮਤਲਬ ਸਰੀਰ ਦਾ ਕੀ ਮਤਲਬ ਇਹਦੇ ਨਾਲ ਹੱਥ ਦੋ ਕਰ ਕਿਹੜੇ ਕਿਹੜੇ ਨੇ ਜਿਹੜੇ ਕਰਨ ਦੀ ਸਮਰੱਥਾ ਰੱਖਦੇ ਨੇ ਜੋ ਕੁਝ ਮਨ ਕਰਦਾ ਹੈ ਉਹ ਦੁਕ੍ਰਿਤੀ ਹੈ ਜੋ ਕੁਝ ਚਿੱਤ ਕਰਦਾ ਉਹ ਸੁਕ੍ਰਿਤੀ ਹੈ ਜੇ ਤਾਂ ਅੰਤਰਾਤਮਾ ਦੀ ਆਵਾਜ਼ ਅਨੁਸਾਰ ਅਸੀਂ ਕਰਦੇ ਹਾਂ ਉਹ ਸੁਕ੍ਰਿਤੀ ਹੈ ਜੇ ਆਪਣੀ ਮਰਜ਼ੀ ਨਾਲ ਕਰਦੇ ਆਪਣੇ ਪਾਣੇ ਚੱਲਦੇ ਹੋ ਦੁੱਖ ਰੀਤੀ ਕਰਨ ਵਾਲੇ ਦੋਏ ਨੇ ਇਹ ਕਾਰ ਜਿਹੜੇ ਮਾਨਰ ਚਿਤ ਨੂੰ ਕਿਹਾ ਹੋਇਆ ਅੱਜ ਤਾਂ ਹੱਥ ਨੇ ਹੱਥ ਨੂੰ ਕਰ ਬਣਾ ਲਿਆ ਤੁਸੀਂ ਬਸ ਇੱਥੇ ਹੀ ਇਹ ਵਿਦਵਾਨਾਂ ਦਾ ਕੰਮ ਹੈ ਇਹ ਪੰਡਤ ਨੇ ਬਾੜ ਜਦ ਪਾੜੀ ਆ ਨਾ ਪੰਡਤ ਪਾੜੀ ਬਾੜ ਕਬੀਰ ਕਹਿੰਦਾ ਉਹਨਾਂ ਨੇ ਜਿਹੜੀ ਬ੍ਰਹਮ ਵਿਦਿਆ ਸੀ ਉਹ ਸਾਰੇ ਅਰਥ ਭਰਮ ਵਿਦਿਆ ਵਾਲੇ ਕਰ ਲਏ ਅਵਿਦਿਆ ਵਾਲੇ ਕਰ ਲਏ ਸਰੀਰ ਦੇ ਹੱਥਾਂ ਨੂੰ ਜਿਹੜੇ ਅੰਦਰਲੇ ਸਰੀਰ ਦੇ ਹੱਥ ਨੇ ਸੂਖ ਵੀ ਸਰੀਰ ਦੇ ਹੱਥ ਨੇ ਉਹ ਚਿੱਤਰ ਮਨ ਨਿਰਾਕਾਰ ਸਰੀਰ ਹੈ ਜਿਹੜਾ ਉਹਦੇ ਚਿੱਤਰ ਮਨ ਹੱਥ ਨੇ ਦੋਏ ਦੋਹਾਂ ਨੇ ਰਲ ਕੇ ਹੀ ਕੁਝ ਕਰਨਾ ਦੋਹਾਂ ਨੇ ਜੁੜ ਕੇ ਕੁਝ ਕਰਨਾ ਜਿੰਨਾ ਚਿਰ ਮਨ ਅਰ ਜੁੜਦੇ ਨਹੀਂ ਕੁਝ ਭਗਤੀ ਨਹੀਂ ਹੋ ਸਕਦੀ ਜਿੰਨਾ ਚਿਰ ਮਨ ਟਿਕਦਾ ਨਹੀਂ ਟਿਕੂਗਾ ਅੰਦਰ ਲੈਣਾ ਜਾ ਕੇ ਉਹ ਟਿਕਿਆ ਹੋਇਆ ਉਹਨਾਂ ਜਰ ਗੁਰਬਾਣੀ ਵਿਚਾਰੀ ਉਹ ਨਹੀਂ ਜਾ ਸਕਦੀ ਸਮਝ ਆਏ ਨਹੀਂ ਸਕਦੀ ਸੁਣੇ ਨਹੀਂ ਸਕਦਾ ਬਾਣੀ ਪੜੂ ਤਾਂ ਉਹਨੂੰ ਪਤਾ ਹੀ ਨਹੀਂ ਮੈਂ ਕੀ ਪੜਦਾ ਮਨ ਕਿਤੇ ਫਿਰਦਾ ਪੜੀ ਜਾਂਦਾ ਇਹ ਤਾਂ ਪੰਡਤ ਨੇ ਕਰਕੇ ਦਿੱਤਾ ਸੀ ਸਾਨੂੰ ਉਹੀ ਡਿਕਸ਼ਨਰੀ ਜਾ ਕੇ ਤੁਸੀਂ ਇੱਥੇ ਅਪਲਾਈ ਕਰ ਲਈ ਪੰਡਤ ਵਾਲੀ ਤੁਸੀਂ ਕਿਵੇਂ ਕਹਿੰਦੇ ਹੋ ਵਿਪਰਨ ਕੀ ਰੀਤ ਇਹ ਵਿਪਰਨ ਕੀ ਰੀਤ ਵਾਲੇ ਅਰਥ ਨੇ ਸਾਡੇ ਕੋਲ ਅੱਜ ਵਿਪਰ ਦੇ ਚੇਲੇ ਨੇ ਸਾਰੇ ਵਿਦਵਾਨ ਜਿਹੜੇ ਰੌਲਾ ਪਾਉਂਦੇ ਵਿਪਰ ਦੇ ਖਿਲਾਫ ਉਹ ਦੱਸਣ ਆ ਕੇ ਵੀ ਤੁਸੀਂ ਵਿਪਰ ਕਿਵੇਂ ਨਹੀਂ ਸਾਬਤ ਕਰੋ ਸਾਰੇ ਵਿਪਰ ਦੇ ਅਰਥ ਕੀਤੇ ਹੋਏ ਨੇ ਉਹ ਜਿਹੜਾ ਟੀਕਾ ਲਈ ਫਿਰਦੇ ਨੇ ਸਾਫ ਸੁਣਿਆ 95% 60% ਅਰਥ ਉਹਦੇ ਨਕਲ ਕੀਤੀ ਹੈ ਵਿਪਰ ਵਾਲੇ ਉਹਦਾ ਤਾਰਾ ਸੁਣ ਰੋਤਮ ਨੇ ਟੀਕਾ ਕੀਤਾ ਨਾ ਪੜਨਾ ਨੇ ਬੈਠ ਕੇ ਉਹ ਅਰਥ ਨਹੀਂ ਸਾਰੇ ਇਹਨਾਂ ਕੋਲ ਹੈ ਤੇ ਉਹ ਤਾਂ ਮੈਂ ਵਿਪਰ ਦੇ ਕੀਤਾ ਹਨ ਰਿੱਧ ਸਿੱਧ ਤਾਂ ਵਿਪਰ ਦੀ ਪੜਾਈ ਹੋਈ ਹੈ ਤੁਹਾਨੂੰ ਸਰਗੁਣ ਨਿਰਗੁਣ ਤਾਂ ਵਿਪਰ ਦੇ ਪੜਾਏ ਹੋਏ ਨੇ ਜੁਗ ਤਾਂ ਚਾਰੇ ਵਿਪਰ ਦੇ ਪੜਾਏ ਹੋਏ ਨੇ ਚਾਰੇ ਪਦਾਰਥ ਵਿਪਰ ਵਾਲੇ ਤੁਹਾਡੇ ਕੋਲ ਨੇ ਤੁਹਾਡੇ ਕੋਲ ਕਿਹੜੀ ਚੀਜ਼ ਵਿਪਰਾਲੀ ਹੈ ਜੀ ਮੈਨੂੰ ਦੱਸੋ ਤੁਹਾਡੇ ਟੀਕੇ ਕਿਹੜੀ ਚੀਜ਼ ਪੁੰਨ ਪਾਪ ਵਿਪਰਾਲਾ ਵਾਲਾ ਤੁਸੀਂ ਲਈ ਫਿਰਦੇ ਹੋ ਤਿੰਨ ਚੇਲੇ ਪ੍ਰਮਾਣ ਵਿਪਰਾਲੇ ਵਾਲੇ ਲਈ ਫਿਰਦੇ ਹੋ ਕਿਹੜੀ ਗੱਲ ਹੈ ਜਿਹੜੀ ਵਿਪਰਾਲੀ ਇਹਨਾਂ ਕੋਲ ਨਹੀਂ ਹੈਗੀ ਹਾਂ ਇਹਨਾਂ ਕੋਲ ਵਿਪਰ ਦੇ ਖਿਲਾਫ ਨਫ਼ਰਤ ਹੈ ਇਹ ਹੈਗੀ ਇਹਨੂੰ ਸਭ ਤੋਂ ਵੱਡੀ ਇਹਨਾਂ ਕੋਲ ਨਫ਼ਰਤ ਹੈ ਵਿਪਰ ਦੇ ਖਿਲਾਫ ਹੋਰ ਕੁਝ ਨਹੀਂ ਹੈ ਵਿਪਰ ਦੇ ਚੇਲੇ ਵਿਪਰ ਖਿਲਾਫ ਨਫ਼ਰਤ ਹੈ ਨਫ਼ਰਤ ਨਹੀਂ ਲਈ ਕਿਸੇ ਦੇ ਖਿਲਾਫ ਵੀ ਅਸੀਂ ਪੇਪਰ ਨੂੰ ਤਾਂ ਅਸੀਂ ਪੜਾਉਣਾ ਹੈ ਪੜਤ ਨੂੰ ਤਾਂ ਗੁਰੂ ਸਾਹਿਬ ਨੇ ਪੜਾਇਆ ਹੈ ਸਤੀਦਾਸ ਮਤੀਦਾਸ ਕੌਣ ਨੇ ਵਿਪਰਾ ਜੋ ਆਇਆ ਨਾ ਪਟ ਕੌਣ ਨੇ ਵਿਪਰਾ ਜੋ ਆਇਆ ਹੈ ਨਾ ਵਿਪਰਾਂ ਚੋਂ ਤਾਂ ਇਹਨਾਂ ਨੂੰ ਹਜ਼ਾਰਾਂ ਦਰਜੇ ਚੰਗੇ ਆਏ ਹੋਏ ਨੇ ਦਫਰਤ ਪਾਲੀ ਹੋਈ ਇਹਨਾਂ ਨੇ ਵਿਪਰ ਦੇ ਖਿਲਾਫ ਹੋਰ ਕੁਝ ਨਹੀਂ ਗੁਰ ਕਾ ਕਹਿਆ ਅੰਕ ਸਮਾਵੈ ਜੇ ਗੁਰ ਕਾ ਕਹਿਆ ਹਿਰਦੇ ਵਿੱਚ ਸਮਾ ਜਵੇ ਜੇ ਗੁਰਬਾਣੀ ਦੇ ਬੋਲ ਹਿਰਦੇ ਵਿੱਚ ਸਮਾ ਜਾਣ ਟੱਚ ਕਰ ਜਾਣ ਹਿਰਦੇ ਵਿੱਚ ਟਿਕ ਜਾਣ ਨਿਰਮਲ ਸੂਚੇ ਸਾਚੋ ਭਾਵੈ ਨਿਰਮਲ ਹੋ ਜਵੇ ਮਨ ਸੱਚਾ ਹੋ ਜਵੇ ਸਾਚੋ ਭਾਵੈ ਪਰ ਫੇਰ ਇਹਨੂੰ ਸੱਚ ਚੰਗਾ ਲੱਗਣ ਲੱਗੂ ਬਰਨਾ ਇਹਨੂੰ ਸੱਚੇ ਨਹੀਂ ਚੰਗਾ ਲੱਗਦਾ ਇਹਨੂੰ ਮਿੱਠਾ ਲੱਗਦਾ ਹੀ ਨਹੀਂ ਸੱਚ ਕੌੜਾ ਲੱਗਦਾ ਜਿੰਨਾ ਜਰ ਗੁਰਬਾਣੀ ਇਹਦੇ ਤੇ ਅਸਰ ਨਹੀਂ ਕਰਦੀ ਗੁਰਬਾਣੀ ਦੇ ਬੋਲ ਇਹਦੇ ਹਿਰਦੇ 'ਚ ਨਹੀਂ ਟਿਕਦੇ ਪ੍ਰੇਮ ਨਹੀਂ ਹੈ ਗੁਰਬਾਣੀ ਨਾਲ ਇਹਦਾ ਉਹਨਾਂ ਚ ਇਹਦੇ ਅੰਦਰ ਤਬਦੀਲੀ ਬਿਲਕੁਲ ਨਹੀਂ ਆ ਸਕਦੀ ਸੱਚ ਤਾਂ ਇਹਨੂੰ ਜ਼ਹਿਰ ਵਰਗਾ ਲੱਗਦਾ ਉਹਨਾਂ ਚ ਨਾ ਬੇਰੀ ਪਟਣ ਨਾ ਦੋਏ ਹੱਥ ਜੋੜ ਕੇ ਅਰਦਾਸ ਕਰਦੇ ਹਟੂ ਪਰਮੇਸ਼ਰ ਨੂੰ ਛੱਡਿਆ ਹੋਇਆ ਵਿਅਕਤੀ ਨੂੰ ਫੜਿਆ ਹੋਇਆ ਦਾਸ ਨੇ ਕੁਝ ਨਹੀਂ ਦੇਣਾ ਦੇਣਾ ਮਾਲਕ ਨੇ ਮਾਲਕ ਨੇ ਦੇਣਾ ਦੇਵੇ ਪਤ ਸਾਖ ਪਤੀ ਨੇ ਦੇਣਾ ਸਾਖਸ਼ਾਤ ਹੋ ਕੇ ਦਾਸ ਨੇ ਨਹੀਂ ਦੇਣਾ ਦਾਸ ਕੋ ਮੈਂ ਕਿਹਾ ਸੀ ਇਹਨਾਂ ਨੂੰ ਪਾਗਲ ਨੇ ਦਾਸ ਦੀ ਤਾਂ ਬੇਇੱਜ਼ਤੀ ਕਰਾਉਣੇ ਹੋ ਤੁਸੀਂ ਉਹਨੇ ਕੁਝ ਕਿਹਾ ਕਰਦੇ ਹੋ ਕੁਝ ਜੇ ਟੀਚਰ ਨੇ ਜੋ ਪੜਾਇਆ ਪਰਚੇ ਤੇ ਹੋਰੇ ਕੁਝ ਲਿਖਿਆ ਹੋਵੇ ਸਾਰੇ ਹੋ ਜਾਣ ਫੇਲ ਟੀਚਰ ਦੀ ਚੰਗੀ ਇੱਜ਼ਤ ਹੋਈ ਉੱਥੇ ਸਾਰੇ ਫੇਲ ਹੋ ਜਾਣ ਟੀਚਰ ਨੇ ਕੁਝ ਪੜਾਇਆ ਤੁਸੀਂ ਸਮਝ ਲਿਆ ਕੁਝ ਲਿਖਿਆ ਹੈ ਕੁਝ ਹੋਰੇ ਹੋਰੇ ਲਿਖੋਗੇ ਜੋ ਸਮਝਿਆ ਗੁਰਬਾਣੀ ਕੁਝ ਪੜਾਈ ਹੈ ਸਮਝ ਲਿਆ ਕੁਝ ਲਿਖੋਗੇ ਉਹੀ ਬੰਨਿਆ ਹੋਇਆ ਉਹੀ ਹੈ ਉਹਦੇ ਸਿੱਖੀ ਜੋ ਸਾਰੇ ਫੇਰ ਹੋ ਤੁਸੀਂ ਤੇ ਗੁਰੂ ਨਾਲ ਕੀ ਰਿਸ਼ਤਾ ਰਹਿ ਗਿਆ ਗੁਰੂ ਕਿਉਂ ਕੋ ਮੇਰੇ ਸਿੱਖ ਨੇ ਉਹ ਕੋ ਦਾ ਸਦਾਈ ਨੇ ਮੂਰਖ ਨੇ ਮੂਰਖ ਨੇ ਤੇ ਤਾਂ ਮਾਇਆ ਧਾਰੀ ਨੇ ਪੜਨ ਦੇ ਹੈ ਵੀ ਨਹੀਂ ਗੁਰੂ ਦੇ ਪੜਨ ਦੇ ਚੱਲਣ ਸਾਰੇ ਸਾਰੇ ਚੱਲੇ ਪੜਨ ਦੇ ਨੂੰ ਲੱਛਣ ਸਾਰੇ ਹੋਈ ਲੱਛਣ ਉਹੀ ਨੇ ਉਹੀ ਮੰਦਰ ਨੇ ਉਹੀ ਪੂਜਾ ਉਹੀ ਸਭ ਕੁਝ ਹੈ ਉਹੀ ਸਦਿਆ ਉਹੀ ਪ੍ਰਭਾਤ ਸਭ ਗੱਲ ਉਹੀ ਹੈ ਸਮਾਂ ਦੱਸਿਆ ਹੋਇਆ ਹੈ ਕਿਹੜੇ ਵੇਲੇ ਭਗਤੀ ਕਰਨੀ ਚਾਹੀਦੀ ਹੈ ਖੰਡਣ ਕੀਤਾ ਹੋਇਆ ਕੋਈ ਵੇਲਾ ਨਹੀਂ ਹੈ ਇਹਨਾਂ ਨੇ ਬਣਾਇਆ ਹੋਇਆ ਵੇਲਾ ਗੁਰਬਾਣੀ ਦਾ ਸਭ ਕੱਟਿਆ ਹੋਇਆ ਉਹਦਾ ਪੰਡਤ ਦਾ ਪਿਛਲਾ ਇਹਨਾਂ ਨੇ ਫੇਰ ਬਣਾ ਲਿਆ ਰਹਿਤ ਮਰਿਆਦਾ ਦੇ ਵਿੱਚ ਜਿਹੜੀ ਕਸਰ ਦੀ ਬਰਿਆਦਾ ਬਣਾ ਕੇ ਘੜਤੀ ਗੁਰ ਸਾਗਰ ਰਤਨੀ ਨਹੀਂ ਟੋਟ ਗਿਆਨ ਤਾਂ ਸਾਗਰ ਹੈ ਗੁਰਬਾਣੀ ਦਾ ਜਿਹੜਾ ਹੈ ਨਾ ਵਿਚਾਰਧਾਰਾ ਗੁਰਬਾਣੀ ਦੀ ਵਿਚਾਰਧਾਰਾ ਜਿਹੜੀ ਗੁਰਮਤ ਹੈ ਇਹ ਜੇ ਰਤਨ ਇੰਨੇ ਨੇ ਨਾ ਕੋਈ ਘਾਟਾ ਨਹੀਂ ਸਤਪੁਰ ਵਿੱਚ ਤਾਂ ਗੁਣੇ ਕੋਲ ਨੇ ਇਹ ਵੀ ਗੁਰਬਾਣੀ ਹੈ ਸਾਗਰ ਹੈ ਇਹਦੇ ਚ ਕਿਤੇ ਰਤਨਾ ਦਾ ਕੋਈ ਤੋੜਾ ਨਹੀਂ ਕੋਈ ਘਾਟਾ ਨਹੀਂ ਰਤਨਾ ਦਾ ਲੱਭਣਾ ਚਾਹੀਦਾ ਲੱਭਣਾ ਚਾਹੀਦਾ ਸਮਝਣ ਵਾਲਾ ਚਾਹੀਦਾ ਖੋਜਣ ਵਾਲਾ ਚਾਹੀਦਾ ਤਾਂ ਸਾਗਰ ਲਾਲ ਪਦਾਰਥ ਸਾਚ ਅਖੋਟ ਸਾਚ ਅਖੋਟ ਲਾਲ ਪਦਾਰਥ ਲਾਲ ਪਦਾਰਥ ਲਾਲ ਕੀ ਹੁੰਦਾ ਲਾਲ ਹੁੰਦਾ ਪ੍ਰੇਮ ਪਦਾਰਥ ਕੋਈ ਲਾਲ ਨੂੰ ਵੀ ਪਦਾਰਥ ਕਹਿੰਦਾ ਹੁਣ ਜੇ ਹੋ ਜਾਣਗੇ ਪਦਾਰਥ ਪ੍ਰੇਮ ਪਦਾਰਥ ਗੁਰਮਤ ਦਾ ਕੀ ਗੁਰਮਤ ਪ੍ਰੇਮ ਭਗਤੀ ਹੈ ਪ੍ਰੇਮ ਪਦਾਰਥ ਲਾਲ ਪਦਾਰਥ ਗਿਆਨ ਪਦਾਰਥ ਕੋਈ ਗੱਲ ਹੈ ਪਹਿਲੀ ਸਟੇਜ 'ਚ ਹੀ ਪਦਾਰਥ ਲਾਲ ਪਦਾਰਥ ਸਾਚ ਅਖੋਟ ਅਖੋਟ ਸੱਚ ਹੈ ਦੇ ਵਿੱਚ ਅਖੋਟ ਖੋਟਾ ਸੱਚ ਨਹੀਂ ਹੈ ਖੋਟਾ ਸੱਚ ਕਾਦ ਹੋ ਜਾਂਦਾ ਸੱਚ ਖੋਟਾ ਕਾਦ ਹੋ ਜਾਂਦਾ ਜਦ ਵਿਅਕਤੀ ਜਿਹੜਾ ਗੁਰਮੁਖ ਹੈ ਉਹਨੂੰ ਅਸੀਂ ਪਰਮੇਸ਼ਰ ਬੋਲਿਆ ਖੋਟਾ ਹੋ ਜਿਹੜਾ ਵਿਅਕਤੀ ਹੈ ਨਾ ਸਚਿਆਰਾ ਹੋ ਗਿਆ ਸ਼ਬਦ ਸਮਾ ਗਿਆ ਉਹਨੂੰ ਆ ਪਰਮੇਸ਼ਰ ਬੋਲਿਆ ਜਿੱਦਾਂ ਅਸੀਂ ਬੂਦ ਨੂੰ ਸਾਗਰ ਮੰਨ ਲਿਆ ਉਦੋਂ ਸੱਚ ਖੋਟਾ ਕਰਤਾ ਸੀ ਜਦੋਂ ਅਸੀਂ ਨਾਨਕ ਨੂੰ ਗੁਰੂ ਮੰਨ ਲਿਆ ਪਰਮੇਸ਼ਰ ਮੰਨ ਲਿਆ ਉਦੋਂ ਸੱਚ ਖੋਟਾ ਕਰਤਾ ਗੁਰਬਾਣੀ ਦਾ ਸਾਰੇ ਸੱਚ ਖੋਟਾ ਕਰਤਾ ਖੋਟ ਬਸ ਇੰਨੀ ਖੋਟ ਬਹੁਤ ਹੁੰਦੀ ਹੈ ਖੋਟ ਥੋੜੀ ਜਿਹੀ ਬਹੁਤ ਹੈ ਖੋਟਾ ਹੋ ਗਿਆ 10 ਦਿਨ ਕਾਲ ਵੀ ਬਿਆਨ ਦਿੰਦਾ ਰਹੇ ਕੋਰਟ ਵਿੱਚ ਇੱਕ ਝੂਠ ਬੋਲ ਜਵੇ ਬਸ ਸਾਰੇ ਗਿਆ ਦਸ ਦਿਨ ਝੂਠਾ ਡਿਕਲੇਅਰ ਹੋ ਗਿਆ ਸਾਰੀ ਜ਼ਿੰਦਗੀ ਚ ਇੱਕ ਦੋ ਝੂਠ ਬੋਲਿਆ ਹੋਇਆ ਆਦਮੀ ਦੇ ਝੂਠਾ ਨਿਕਲਿਆ ਹੋਇਆ ਵੀ ਇਹਦਾ ਆਦਮੀ ਝੂਠਾ ਰੋਜ਼ ਤਾਂ ਝੂਠ ਹੀ ਬੋਲਦਾ ਇੱਕ ਝੂਠ ਨਾਲੇ ਬਸ ਝੂਠਾ ਡਿਕਲੇਅਰ ਹੋਇਆ ਵੀ ਇਹਦਾ ਝੂਠਾ ਸਾਰੀ ਜ਼ਿੰਦਗੀ ਚ ਇੱਕ ਅੱਧੀ ਚੋਰੀ ਕਰਦਾ ਤੇ ਚੋਰ ਡਿਕਲੇਅਰ ਹੋ ਜਾਂਦਾ ਤੇ ਚੋਰ ਚੋਰੀ ਤਾਂ ਇੱਕੋ ਕੀਤੀ ਹੈ ਤੁਸੀਂ ਕਰੋੜਾਂ ਚੋਰੀਆਂ ਤੋਂ ਮਨ ਨੂੰ ਮਾਰਿਆ ਵੀ ਨਹੀਂ ਕਰਦੀ ਇੱਕ ਕਰ ਲਈ ਉਹ ਇੱਕ ਜੇ ਜ਼ੋਰ ਬਣ ਗਿਆ ਖੋੜ ਆ ਗਈ ਖੋੜ ਦਾ ਮਤਲਬ ਨਹੀਂ ਨਿਰੀ ਖੋੜੇ ਆ ਪਰ ਸੱਚਿੱਤਾ ਇੱਕ ਕਣਕਾ ਵੀ ਰਲ ਗਿਆ ਖੋੜ ਦਾ ਖੋਟ ਹੋ ਗਈ ਸਾਰੀ ਸਾਚ ਅਖੋੜ ਹੈ ਗੁਰਬਾਣੀ ਚ ਖੋਟ ਵਾਲਾ ਕੁਛ ਵੀ ਨਹੀਂ ਦੇ ਵਿੱਚ ਗੁਰਬਾਣੀ ਜੇ ਪੜਾਂਗੇ ਤਾਂ ਇਹ ਖੋਟ ਦੂਰ ਹੋਊ ਸਾਡੇ ਜਿਹੜੀ ਖੋਟ ਆ ਗਈ ਖੋਟ ਕੀ ਆਈ ਬਈ ਨਾਨਕ ਗੁਰੂ ਹੈ ਸਾਡੇ ਗੁਰੂ ਗੁਰੂ ਨੇ ਭਗਤ ਗੁਰੂ ਨਹੀਂ ਹੈਗੇ ਇਹ ਕਲੇਸ਼ ਖੜਾ ਹੋ ਗਿਆ ਉਹ ਕਹਿੰਦੇ ਰਵਿਦਾਸ ਵੀ ਗੁਰੂ ਹੈ ਜੇ ਨਾਨਕ ਗੁਰੂ ਹੈ ਰਵਿਦਾਸ ਵੀ ਗੁਰੂ ਹੈ ਗੱਲ ਠੀਕ ਹੈ ਸੰਸਾਰੀ ਬੋਲੀ ਤੁਸੀਂ ਗੁਰੂ ਕਹਿ ਸਕਦੇ ਹੋ ਪਰ ਸੰਸਾਰੀ ਬੋਲੀ ਤਿਆਗੋ ਮੈਂ ਕਰ ਫਿਰ ਸੰਸਾਰੀ ਬੋਲੀ ਤਾਂ ਤਿਆਗ ਕਰਵਾਇਆ ਸੋਤੇ ਸੰਸਾਰੀ ਬੋਲੀ ਤਿਆਗੋਗੇ ਫਿਰ ਹੱਥ ਬੰਨੋਗੇ ਕਰਾਂ ਨੂੰ ਦੋਏ ਦਾਸ ਨੇ ਦੋਏ ਦਾਸ ਨੇ ਰਵਿਦਾਸ ਵੀ ਦਾਸ ਹੈ ਨਾਨਕ ਵੀ ਦਾਸ ਹੈ ਜੇ ਤੁਸੀਂ ਦੋਹਾਂ ਨੂੰ ਦਾਸ ਰਹਿਣ ਤੋਂ ਫਿਰ ਕੀ ਤੁਹਾਨੂੰ ਕਿਉਂ ਰਬਦਾਸ ਦਾ ਕਿਸੇ ਹੋਰ ਨਾਲ ਲਿੰਕ ਹੈ ਜਾਤੀਵਾਦ ਤੇ ਆ ਗਈ ਗੱਲ ਜਾਤੀਵਾਦ ਤੇ ਗੱਲ ਜਾਂਦੀ ਉਹ ਉੱਚੀ ਜਾਤੀ ਦੇ ਨੇ ਗੁਰੂ ਸਾਡੇ ਨਾਲ ਅਸੀਂ ਉੱਚੀ ਜਾਤੀ ਵਾਲੇ ਜੁੜੇ ਹੋਏ ਹਾਂ ਉਹ ਨੀਵੀਂ ਜਾਤੀ ਦੇ ਸੀ ਰਬਦਾਸ ਇਸ ਕਰਕੇ ਉਸੀ ਵੀ ਉਧਰ ਯੂਪੀ ਦਾ ਇਹ ਕੀ ਹੈ ਖੋੜ ਨਹੀਂ ਹੈ ਕੀ ਹੈ ਉਹਨਾਂ ਨੇ ਜਿਹੜੀ ਬਾਣੀ ਇਕੱਠੀ ਕੀਤੀ ਸੀ ਇੱਕ ਤੋਂ ਕਿਉਂ ਕੀਤੀ ਸੀ ਕੀ ਸਮਝਾਇਆ ਸੀ ਇੱਕ ਤੋਂ ਬਾਣੀ ਕਰਕੇ ਖੋੜ ਤੁਸੀਂ ਬਾੜ ਲਈ ਨਾਨਕ ਨੂੰ ਵੱਡਾ ਬਣਾਉਣਾ ਇਹਨਾਂ ਨੂੰ ਸਪਾਈ ਸਮਝਦੇ ਨਾਨਕ ਨੂੰ ਸਮਝਦੇ ਨੇ ਕਰਨ ਵਾਲਾ ਕਰਨ ਵਾਲਾ ਉਹ ਫੌਜੀ ਕਹੇ ਕਰਨ ਦੀ ਗੱਲ ਕਰੋ ਸਵਾਈਆਂ ਦੀ ਕੀ ਕਰਦੀ ਮੈਂ ਤੇਰੀ ਮਾਰੀਆਂ ਮੱਤ ਫੌਜ ਚ ਹਨ ਭਗਤ ਤੇ ਵੱਡਾ ਦਾ ਕੋਈ ਹੁੰਦਾ ਹੀ ਨਹੀਂ ਭਗਤ ਬਰਾਬਰ ਹੋਰ ਨਾ ਫਿਰ ਗੁਰਬਾਣੀ ਚ ਉਹਨਾਂ ਨੂੰ ਭਗਤ ਲਿਖਿਆ ਹੋਇਆ ਆਪਣੇ ਆਪ ਨੂੰ ਭਗਤ ਇਹਨਾਂ ਨੇ ਲਿਖਿਆ ਜੀ ਸਬਈਆਂ ਦੇ ਵਿੱਚ ਪੱਟਾ ਨੇ ਤਾਂ ਨਾਨਕ ਨੂੰ ਭਗਤ ਕਹਿਤਾ ਜ਼ਰੂਰ ਆਪਣੇ ਆਪ ਨੂੰ ਤਾਂ ਭਗਤ ਵੀ ਨਹੀਂ ਕਿਹਾ ਭਗਤ ਵੱਡਾ ਹੁੰਦਾ ਉਹਨਾਂ ਨੂੰ ਭਗਤ ਲਿਖਿਆ ਬਾਣੀ ਭਗਤਾਂ ਕੀ ਆਪਣੇ ਨਾਲ ਵੱਡੇ ਰੱਖੇ ਨੇ ਹੋਏ ਤੇਰੇ ਦਾਸਨ ਦਾਸਾ ਜਿਹੜੇ ਤੇਰੇ ਦਾਸ ਨੇ ਅਸੀਂ ਉਹਨਾਂ ਦੇ ਵੀ ਦਾਸ ਉਹ ਇਹ ਕੀ ਕਹਿੰਦੇ ਨੇ ਤੁਸੀਂ ਕੀ ਕਹਿੰਦੇ ਹੋ ਕੀ ਇਹ ਖੋਟ ਹੈ ਇਸ ਨੂੰ ਖੋਟ ਕਹਿੰਦੇ ਨੇ ਇਹਨਾਂ ਦੀ ਖੋਟ ਨੇ ਮਾਰ ਲਿਆ ਇਹਨਾਂ ਨੂੰ ਇਹਦਾ ਨਾਨਕ ਨੂੰ ਵੱਡਾ ਬਣਾਉਣ ਲੱਗੇ ਨੇ ਨਾਨਕ ਦੇ ਸੱਚ ਨੂੰ ਖੋਟਾ ਕਰਕੇ ਨਾਨਕ ਨੂੰ ਬੜਾ ਨਹੀਂ ਬਣਨਾ ਨਾਨਕ ਦੇ ਹੀਰੇ ਜਵਾਰਾਂ ਨੂੰ ਅਸਲੀਆਂ ਦੀ ਜਗ੍ਹਾ ਨਕਲੀ ਪਾ ਕੇ ਨਹੀਂ ਬਣਨਾ ਹਾਰ ਇਹ ਹਾਰ ਨਕਲੀ ਬਣਾ ਲਿਆ ਤੁਸੀਂ ਅਸਲੀ ਹੀਰੇ ਛੱਡਤੇ ਮਤ ਵਿੱਚ ਰਤਨ ਜਵਾਰ ਬਾਣ ਕੋ ਮਤ ਵਾਲੇ ਛੱਡ ਕੇ ਆਪਣੇ ਵਾਲੇ ਬਣਾ ਲਏ ਮਨਮਤ ਵਾਲੇ ਇਹ ਸਾਰਾ ਕੋਈ ਤਾਂ ਹੋਇਆ ਹੋਇਆ ਆਪਣੇ ਵਾਲੇ ਛੱਡ ਕੇ ਆ ਬਣਾਓ ਗੁਰਬਾਣੀ ਚੋਂ ਕੱਢ ਲਓ ਇਹ ਜੋ ਬਥੇਰੇ ਨੇ ਗੁਰਸਾਗਰ ਸਾਗਰ ਰਦਨੀ ਨਹੀਂ ਤੋੜ ਰਦਨੀ ਨਹੀਂ ਤੋੜ ਜਿਹੜਾ ਗੁਰਮਤਾ ਗਿਆਨ ਹੈ ਇਹਦੀ ਕਸੌਟੀ ਤੇ ਦੇਖੋ ਪਰਖ ਕੇ ਗੱਲ ਕੀ ਹੈ ਜੇ ਨਾਨਕ ਨੂੰ ਦਾਸ ਗਿਆ ਹੋਇਆ ਤਾਂ ਦਾਸ ਹੀ ਠੀਕ ਹੈ ਦਾਸ ਤੋਂ ਵੱਡਾ ਸੰਸਾਰ 'ਚ ਕੋਈ ਨਹੀਂ ਹੁੰਦਾ ਕਿਉਂਕਿ ਨਿਵੇਸ਼ ਸੋ ਗੌਰਾ ਹੋਇਆ ਹੈ ਦਾਸ ਤੋਂ ਛੋਟਾ ਨੀਵਾ ਕੋਈ ਨਹੀਂ ਹੁੰਦਾ ਜਿਹੜਾ ਨੀਵਾ ਹੈ ਉਹੀ ਸਭ ਤੋਂ ਉੱਚਾ ਹੈ ਆਪਨ ਕੋ ਜੋ ਜਾਣਾ ਟੀਚਾ ਸੋਈ ਗਣੀਆਂ ਸੋਈ ਗਣੀਆਂ ਸਭ ਤੋਂ ਉੱਚਾ ਉਹ ਜੇ ਨਾਨਕ ਨੂੰ ਉੱਚਾ ਬਣਾਉਣਾ ਤਾਂ ਉਹਨੂੰ ਨੀਚਾ ਹੀ ਰਹਿਣ ਦੋ ਜੇ ਉੱਚਾ ਬਣਾਤਾ ਨੀਚਾ ਹੋ ਜੂਗਾ ਆਪਨ ਕੋ ਜੋ ਜਾਣੇ ਉੱਚਾ ਸੋਈ ਗਣੀਆਂ ਸਭ ਤੋਂ ਨੀਚਾ ਆਪਨ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਇਹ ਦਫੇ ਕਿਉਂ ਲਾਗੂ ਕਰਦੇ ਹੋ ਉਹਨਾਂ ਤੇ ਤੁਸੀਂ ਇਹ ਐਕਟਰ ਹੁਕਮ ਹੈ ਬਣਿਆ ਹੋਇਆ ਧਰੋਂ ਦਰਗਾਹ ਤੋਂ ਇਹ ਸਾਰੇ ਦਫਾ ਲਾਗੂ ਹੋ ਜਾਣ ਕਿਉਂ ਜਿਹੜੇ ਉੱਚੇ ਬਣਦੇ ਗੁਰ ਕਹਿਆ ਸਾਕਾਰ ਕਮਾਵੋ ਗੁਰ ਕਹਿਆ ਸਾਕਾਰ ਕਮਾਵੋ ਜੋ ਕੋ ਤੁਹਾਨੂੰ ਕਿਹਾ ਹੋਇਆ ਗੁਰਬਾਣੀ ਨੇ ਉਹ ਕੰਮ ਕਰੋ ਆਪਣੀ ਅਕਲ ਨੂੰ ਪਾਸੇ ਰੱਖ ਦਿਓ ਤੁਹਾਡੇ ਕੋਲ ਜਿੰਨੀ ਅਕਲ ਹੈ ਪਤਾ ਹੈ ਗੁਰੂ ਨੂੰ ਵੀ ਪਤਾ ਤੁਹਾਨੂੰ ਭਲੇਖ ਅਸਲ ਦੇ ਵਿੱਚ ਆਪਣੀ ਅਕਲ ਦਾ ਆਪ ਨੂੰ ਭਲੇਖ ਹੁੰਦਾ ਉਹ ਉੱਪਰ ਪਹਿਲੀ ਪੰਕਤੀ ਇੱਥੋਂ ਸ਼ੁਰੂ ਹੋਈ ਹੈ ਅਸੀਂ ਆਪਣੀ ਅਕਲ ਛੱਡੀ ਹੋਈ ਨਹੀਂ ਤਾਂ ਵੀ ਛੱਡਣੀ ਚਾਹੁੰਦੇ ਆਪਣੀ ਅਕਲ ਨਾਲ ਬਾਣੀ ਨੂੰ ਦੇਖ ਰਿਹਾ ਹਾਂ ਵੀ ਜੇ ਨਾਨਕ ਨੂੰ ਦਾਸ ਕਹਿਤਾ ਫਿਰ ਤਾਂ ਪੱਟੀ ਮੇਸ ਹੋ ਗਈ ਫਿਰ ਤਾਂ ਹੀ ਕੱਖ ਨਾ ਸਾਡੇ ਕੋਲ ਫਿਰ ਤਾਂ ਅਸੀਂ ਨੀਵੇਂ ਹੋ ਗਏ ਸਿੱਖ ਹੰਕਾਰੀ ਨੇ ਨਾ ਇਹ ਤੋਂ ਪਤਾ ਲੱਗਦਾ ਹੰਕਾਰੀ ਨੇ ਅੰਦਰ ਹੰਕਾਰ ਹੈ ਹੰਕਾਰੀ ਨਹੀਂ ਹੋਣਾ ਚਾਹੁੰਦਾ ਹੰਕਾਰਿਆ ਸੋ ਮਾਰਿਆ ਗੁਰ ਕੀ ਕਰਨੀ ਕਾਹੇ ਧਾਓ ਗੁਰ ਕਹਿਆ ਸਾਕਾਰ ਕਮਾਵੋ ਉਹ ਕਹਿੰਦੇ ਜੋ ਅਸੀਂ ਕਿਹਾ ਉਹੀ ਕਰਿਓ ਜੋ ਆ ਕੇ ਦੇ ਅਨੁਸਾਰ ਕਰਿਓ ਜਿਹੜੀ ਸਾਡਾ ਕਰਨੀ ਆ ਨਾ ਕਦੋਂ ਅਸੀਂ ਫੌਜਾਂ ਬਣਾਈਆਂ ਕਦੋਂ ਅਸੀਂ ਘੋੜੇ ਕਦੋਂ ਤਲਵਾਰ ਪਾਈ ਕਦੋਂ ਕੀ ਕੀਤਾ ਇਹਦੇ ਮਗਰ ਨਾ ਪਿਓ ਗੁਰੂ ਦੇ ਇਤਿਹਾਸ ਮਗਰ ਨਾ ਭਜਿਓ ਅਸੀਂ ਇਤਿਹਾਸ ਮਗਰ ਭਜਲੇ ਗੁਰ ਕਰ ਛੱਡ ਅਸੀਂ ਕਰਤਾ ਉਲਟ ਗੁਰ ਕਾ ਕਹਿਆ ਛੱਡਤਾ ਗੁਰ ਕਾ ਕਹਿਆ ਛੱਡ ਕੇ ਗੁਰ ਕੀ ਕਰਨੀ ਫੜ ਲਈ ਗੁਰ ਇਤਿਹਾਸ ਗੁਰ ਇਤਿਹਾਸ ਇਤਿਹਾਸ ਹੁੰਦਾ ਕੀ ਹੈ ਤਾਂ ਸੰਸਾਰੀ ਖੇਡ ਹੈ ਇਤਿਹਾਸ ਤਾਂ ਗੁਰ ਕੀ ਕਰਨੀ ਤਾਂ ਰੋਕਿਆ ਕਾਹੇ ਦਾ ਉਹ ਤਾਂ ਰੋਕਿਆ ਤੁਹਾਨੂੰ ਪਰ ਮੂਰਖ ਕਿਤੇ ਰੁਕਦੇ ਹੁੰਦੇ ਨੇ ਹੁਣ ਵਿਦਵਾਨ ਨਾਲ ਜੋਰ ਇਹ ਸਾਰਾ ਇਤਿਹਾਸ ਤੇ ਲੱਗਿਆ ਹੈ ਕਾਹਦੇ ਲੱਗਿਆ ਵੀ ਇਤਿਹਾਸ ਤੇ ਕੀ ਲੈਣਾ ਇਤਿਹਾਸ ਚ ਨਾਨਕ ਦਾ ਇਤਿਹਾਸ ਅੰਗਦ ਨੇ ਕਿਤੇ ਲਿਖਿਆ ਹੈ ਕਿੱਥੇ ਕਿੱਥੇ ਨਾਨਕ ਗਿਆ ਕਿੱਥੇ ਕਿੱਥੇ ਰਿਹਾ ਕੀ ਹੋਇਆ ਲਿਖਿਆ ਇਹਨਾਂ ਨੇ ਉਹ ਜਿਹੜਾ ਲਿਖਾਇਆ ਨਾ ਇਹ ਸਾਰਾ ਡੁਪਲੀਕੇਟ ਹੈ ਬਾਅਦ ਵੀ ਉਹ ਸਾਖੀ ਲਿਖੀ ਜੀ ਇਹ ਲਿਖਿਆ ਉਹ ਲਿਖਿਆ ਸਾਰਾ ਝੂਠ ਹੈ ਉਹ ਘੜਿਆ ਜਾਣ ਕੇ ਘੜਿਆ ਵੀ ਇਹ ਦਾਸ ਘੜ ਦੋ ਇਹਨਾਂ ਨੂੰ ਗੁਰਬਾਣੀ ਛਡਾ ਦੋ ਇਹ ਤਾਂ ਪਲਾਨ ਸੀ ਬਾਅਦ ਦੇ ਵਿੱਚ ਹੋਈ ਹੋਈ ਗੱਲ ਹੈ ਇਹਦੇ ਵਿੱਚ ਕਿਉਂ ਨਾ ਲਿਖਿਆ ਉਹਨਾਂ ਨੇ ਗੁਰਬਾਣੀ ਚ ਅਸੀਂ ਉਹਦੇ ਅਰਦਾਸ ਜੇ ਕਿਸੇ ਨੇ ਲਿਖਿਆ ਹੈ ਨਾ ਲਿਖਿਆ ਸੀ ਉਹ ਤੇ ਲੈਣਾ ਕੀ ਸਾਨੂੰ ਕਿਹਾ ਗੁਰ ਕੀ ਕਰਨੀ ਕਹੇਤਾ ਤਾ ਬਸ ਗੁਰ ਕਹਿਆ ਸਾਕਾਰ ਕਮਾ ਗੁਰ ਕਹਿਆ ਸਾਕਾਰ ਕਮਾ ਬਸ ਕਿਹਾ ਕੀ ਨਾ ਨਹੀਂ ਅਸੀਂ ਉਹ ਤੇ ਲੈਣਾ ਕੀ ਹੈ ਆ ਕਰਨਾ ਅਸੀਂ ਜੋ ਕਿਹਾ ਉਹ ਕਰਨਾ ਗੁਰ ਕੀ ਕਰਨੀ ਛੱਡ ਦੇਣੀ ਉਹਨੇ ਪੰਜ ਪਿਆਰੇ ਬਣਾਏ ਕੀ ਕੀਤਾ ਕੀ ਨਾ ਕੀਤਾ ਇਸ ਬੈਚ ਕੀ ਲੋੜ ਹੈ ਸਿਰ ਲੈ ਨਾ ਲੈ ਕੀ ਹੋਇਆ ਕੀ ਨਾ ਹੋਇਆ ਕੀ ਇਹਦੇ ਚ ਮਿਲੂ ਤੁਹਾਨੂੰ ਇਹ ਦਾਤ ਲੱਭੋ ਕੀ ਅੱਜ ਅਸੀਂ ਕਰਨਾ ਕੀ ਹੈ ਸਵਾਲ ਇਹ ਬਸ ਨਾਨਕ ਗੁਰਮਤਿ ਸਾਚ ਸਮਾਵੋ ਬਸ ਨਾਨਕ ਕਹਿੰਦਾ ਇਸ ਕਰਕੇ ਗੁਰਮਤ ਲੈ ਕੇ ਸੱਚ ਸਮਾਜੋ ਜੇ ਤਾਂ ਚ ਪੈ ਗਏ ਤਾਂ ਗੁਰਮਤ ਵਾਲੀ ਗੱਲ ਰਹਿ ਜਾਣੀ ਹੁਣ ਗੁਰਮਤ ਵਾਲੀ ਗੱਲ ਤਾਂ ਰਹੇਗੀ ਪਿੱਛੇ ਹੁਣ ਤਾਂ ਕਹਿੰਦੇ ਨੇ ਜੀ ਨਿਸ਼ਾਨੀਆਂ ਗੁਰੂ ਦੀਆਂ ਹਟਾ ਰਹੇ ਹੋ ਤੁਸੀਂ ਲੋ ਵੱਡੇ ਵੱਡੇ ਮੂਰਖ ਇੱਕ ਮੂਰਖ ਬਹੁਤ ਬੜਾ ਸੀ ਜਲੰਧਰ ਵਾਲਾ ਉਹ ਕਹਿੰਦਾ ਜੀ ਜਿਹੜਾ ਕਿਲਾ ਢਾਹਿਆ ਸੀ ਨਾ ਉਹ ਉਹਦੇ ਵਿੱਚ ਲਫਾਫਿਆਂ ਦੇ ਵਿੱਚ ਪੱਥਰ ਉਹਦੇ ਸਾਰੇ ਪਲਾਸਟਿਕ ਦੇ ਵਿੱਚ ਨਿਸ਼ਾਨੀ ਰੱਖ ਲੈਣੀ ਸੀ ਮੈਂ ਤੇਰੇ ਵਰਗੇ ਨੂੰ ਉੱਥੇ ਨੌਕਰੀ 10-20000 ਰੁਪਏ ਦੀ ਲਾ ਦੇਣਾ ਸੀ ਇਹ ਤਾਂ ਰੋਟੀ ਭਾਲਦੇ ਨੇ ਜਿੰਨੇ ਮਹਿਕਮੇ ਹੋਣਗੇ ਅਸੀਂ ਉੱਥੇ ਲੱਗ ਜਾਾਂਗੇ ਉੱਥੇ ਸਾਨੂੰ ਰੋਟੀ ਮਿਲੂਗੀ ਨਿਗਾਹ ਸਾਰਿਆਂ ਦੀ ਰੋਟੀ ਤੇ ਕੁਛ ਨਹੀਂ ਆ ਗੱਲ ਸੱਚ ਸਮਾਉਣ ਵਾਲੀ ਤਾਂ ਕਿਸੇ ਦਾ ਟੀਚਾ ਹੀ ਨਹੀਂ ਹੈ ਵਿਦਵਾਨਾਂ ਦਾ ਟੀਚਾ ਤਾਂ ਖੈਰ ਹੋਣਾ ਹੀ ਨਹੀਂ ਇਹ ਵਿਦਵਾਨਾਂ ਦਾ ਟੀਚਾ ਸਿਰਫ ਰੋਟੀ ਹੁੰਦਾ ਵਿਦਵਾਨ ਹੋਏ ਇਹ ਰਾਗੀ ਹੋਏ ਇਹਨਾਂ ਦਾ ਟੀਚਾ ਸਿਰਫ ਰੋਟੀ ਹੁੰਦਾ ਤੇ ਜਾਂ ਕੁਛ ਨਹੀਂ ਹੁੰਦਾ ਬਾਕੀ ਰਹਿ ਗਏ ਸੰਤ ਸੰਤ ਸੰਤਾਂ ਦਾ ਹੁੰਦਾ ਬਲੈਕਮੇਲ ਕਰਦਾ ਟੀਚਾ ਸੰਤ ਹਮੇਸ਼ਾ ਦੇ ਬਲੈਕਮੇਲਰ ਰਹੇ ਨੇ ਔਰ ਬਲੈਕਮੇਲਰ ਰਹਿਣਗੇ ਸਿੱਖ ਸਿੱਖ ਹੈਗਾ ਇੱਕ ਜਿਹੜਾ ਬਲੈਕਮੇਲਰ ਨਹੀਂ ਹੋ ਸਕਦਾ ਹੁੰਦਾ ਕੋਈ ਰਿਕਾਰਡ ਨਹੀਂ ਸਿੱਖਾਂ ਦਾ ਬਲੈਕਮੇਲਰ ਹੋਣ ਦਾ ਸੰਤਾਂ ਦਾ ਰਿਕਾਰਡ ਬਲੈਕਮੇਲਿੰਗ ਦਾ ਸ਼ੁਰੂ ਤੋਂ ਰਿਕਾਰਡ ਓਏ ਹਰ ਕੇ ਸੰਤਰਾ ਆਖੀਏ ਬਲੈਕਮੇਲਰ ਹੁੰਦਾ ਠੱਗ ਕਿਉਂਕਿ ਸੰਤ ਜਿਹੜਾ ਹੈ ਜਨਮ ਮਰਨ ਦੇ ਵਿੱਚ ਨਹੀਂ ਹੁੰਦਾ ਅਸੰਤ ਜਿਹੜਾ ਜਨਮ ਮਰਨ ਦੇ ਵਿੱਚ ਹੈ ਜਿਹਨੇ ਸੰਤ ਬਣਨਾ ਉਹ ਸੰਤ ਕਿਵੇਂ ਹੋ ਗਿਆ ਸੰਤ ਬਣਨਾ ਸੀ ਸ਼ਾਂਤੀ ਸਾਨੂੰ ਹੈ ਨਹੀਂ ਜਦੋਂ ਸ਼ਾਂਤੀ ਹੋ ਜੂ ਸੰਤ ਹੋ ਜਾਾਂਗੇ ਇਹ ਕੱਪੜੇ ਪਾਏ ਸੰਤ ਬਣ ਗਏ ਕੀ ਸ਼ਾਂਤੀ ਮਿਲ ਗਈ ਕੱਪੜੇ ਪਾਏ ਤੇ ਬਲੈਕਮੇਲਿੰਗ ਆਪਣੇ ਨਾਲ ਵੀ ਲੋਕਾਂ ਨਾਲ ਵੀ ਕੱਪੜੇ ਬਦਲ ਕੇ ਬਾਣੋ ਬਦਲ ਕੇ ਸੰਤ ਬਣ ਗਿਆ ਬਲੈਕਮੇਲਿੰਗ ਆਪਣੇ ਨਾਲ ਵੀ ਲੋਕਾਂ ਨਾਲ ਵੀ ਆਪਣੇ ਆਪ ਨਾਲ ਵੀ ਧੋਖਾ ਲੋਕਾਂ ਨਾਲ ਵੀ ਧੋਖਾ ਬਲੈਕਮੇਲਿੰਗ ਇੱਥੋਂ ਬਲੈਕਮੇਲਿੰਗ ਸ਼ੁਰੂ ਹੋ ਜਾਂਦੀ ਹੈ ਖਾਲਸਾ ਵੀ ਬਾਣੋ ਪਾ ਕੇ ਨਹੀਂ ਬਣਦਾ ਖਾਲਸਾ ਦਾ ਟੈਸਟ ਲਿਆ ਸੀ ਸਰ ਲੈ ਕੇ ਬਾਣਾ ਬਾਚ ਪਾਤਾ ਲਾ ਗੱਲ ਦੂਏ ਨੂੰ ਵੱਖਰੇ ਕਰਤੇ ਉਹ ਲਾ ਗੱਲ ਖਾਲਸਾ ਖਾਸ ਕਹਾਵੇ ਸੋਈ ਜਾ ਕੇ ਹਿਰਦੇ ਭਰਮ ਨਾ ਹੋਈ ਜਿਹਦੇ ਹਿਰਦੇ ਵਿੱਚ ਭਰਮ ਨਹੀਂ ਉਹ ਖਾਲਸਾ ਜੇ ਭਰਮ ਹੈ ਫਿਰ ਖਾਲਸਾ ਨਹੀਂ ਖਾਲਸਾ ਉਹੀ ਹੈ ਜਿਹਦੇ ਹਿਰਦੇ ਵਿੱਚ ਭਰਮ ਨਹੀਂ ਹੈ ਜੇ ਭਰਮ ਨਹੀਂ ਤਾਂ ਉਹ ਜੀਵਨ ਮੁਕਤ ਵੀ ਹੈ ਗੁਰਮੁਖ ਵੀ ਹੈ ਗੁਰਮੁਖ ਔਰ ਖਾਲਸਾ ਕੋਈ ਗੱਲ ਟੁੱਟਾ ਨਹੀਂ ਕਿ ਬੋਲੇ ਸਹੀ ਜਦੋਂ ਪ੍ਰੇਮ ਟੁੱਟ ਜਾਂਦਾ ਨਾ ਫਿਰ ਭਾਸ਼ਾ ਬਦਲ ਜਾਂਦੀ ਹੈ ਬੋਲੀ ਬਦਲ ਜਾਂਦੀ ਪਹਿਲੇ ਵਾਲੀ ਬੋਲੀ ਨਹੀਂ ਰਹਿੰਦੀ ਜਿਨਾ ਜੇ ਪ੍ਰੇਮ ਹੁੰਦਾ ਬੋਲੀ ਹੋਰ ਹੁੰਦੀ ਹੈ ਜਦ ਪ੍ਰੇਮ ਟੁੱਟ ਜਾਂਦਾ ਤਾਂ ਬੋਲੀ ਬਦਲ ਜਾਂਦੀ ਹੈ ਹੁਣ ਪ੍ਰੇਮ ਟੁੱਟਿਆ ਹੋਇਆ ਚਿੱਤਰ ਬੰਦਾ ਇਸ ਕਰਕੇ ਭਾਸ਼ਾ ਸਹੀ ਨਹੀਂ ਰਹੀ ਇਹਨਾਂ ਦਾ ਸੱਚ ਨੂੰ ਪ੍ਰੇਮ ਟੁੱਟਿਆ ਹੋਇਆ ਸੰਸਾਰ ਦਾ ਭਾਸ਼ਾ ਸਹੀ ਨਹੀਂ ਹੈ ਕਿਸੇ ਦੀ ਵੀ ਗੁਰਬਾਣੀ ਵਾਲੀ ਭਾਸ਼ਾ ਇਹਨਾਂ ਦੀ ਨਹੀਂ ਇਹਨਾਂ ਵਾਲੀ ਭਾਸ਼ਾ ਗੁਰਬਾਣੀ ਦੀ ਨਹੀਂ ਸੰਸਾਰ ਦੀ ਭਾਸ਼ਾ ਅਰ ਨਿਰਾਕਾਰ ਦੀ ਭਾਸ਼ਾ ਗੁਰਬਾਣੀ ਦੀ ਭਾਸ਼ਾ ਤੁਰਕੀ ਬਾਣੀ ਦੀ ਭਾਸ਼ਾ ਤੁਰਕੀ ਬਾਣੀ ਦੀ ਹੋਇਆ ਨਾ ਪਲਟੇ ਗੁਰਬਾਣੀ ਦੀ ਭਾਸ਼ਾ ਅਰ ਸੰਸਾਰ ਦੀ ਭਾਸ਼ਾ ਆਪਸ ਵਿੱਚ ਹੀ ਮਿਲਦੀਆਂ ਹੀ ਨਹੀਂ ਭਗਤਾ ਤੇ ਸਹਸਾਰੀਆਂ ਜੋੜ ਕਦੇ ਨਾ ਕਿਉਂ ਜੋ ਟੁੱਟ ਗਿਆ ਸੱਚ ਨਾਲ ਪ੍ਰੇਮ ਟੁੱਟ ਗਿਆ ਝੂਠ ਨਾਲ ਪੈ ਗਿਆ ਉਹ ਸਰੀਰ ਨਾਲ ਜੀਵਾਤਮਾ ਤੇ ਬੋਲੀ ਸਹੀ ਕਿ ਮਹਾਰਾਜ ਕਰ ਆਏ ਹੱਥ ਬਣ ਕੇ ਸੀਸ ਆ ਬਣ ਗਿਆ ਨੇਤਰ ਐ ਬਣ ਗਏ ਕੰਨ ਐ ਕੰਨ ਬਣ ਗਏ ਨੇਤਰ ਅੱਖਾਂ ਬਣ ਗਈਆਂ ਰਸਨਾ ਜੀਵ ਨੂੰ ਕਹਿਤਾ ਸਾਰਾ ਡੁਪਲੀਕੇਟ ਬਣਾ ਲਿਆ ਬਾਹਰ ਸਾਰੀ ਬੋਲੀ ਵਿਗਾੜ ਲਈ ਮੁੱਖ ਮੂੰਹ ਬਣ ਗਿਆ ਉਹਨਾਂ ਨੇ ਉਹ ਛੱਡ ਕੇ ਇੱਧਰ ਬਣਾ ਲਿਆ ਜਿਹੜਾ ਨੇਤਰ ਅੰਦਰ ਵਾਲੇ ਕੋਲ ਨੇ ਉਹ ਅੱਖਾਂ ਬਣਾ ਲਈਆਂ ਜਿਹੜਾ ਕਾਰਨ ਅੰਦਰ ਵਾਲੇ ਕੋਲ ਨੇ ਉਹ ਬਾਹਰ ਕੰਨ ਬਣਾ ਲੈ ਤੇਰੇ ਕੋਲ ਡੁਪਲੀਕੇਟ ਆ ਸਭ ਦਿੱਤਾ ਹੋਇਆ ਸੌਦਾ ਕਾਨੇ ਦੇ ਕੋਈ ਹੈ ਨਹੀਂ ਸੀ ਨਾ ਨਾਮ ਕਰਨਾ ਤੇ ਬਿਨਾ ਨਹੀਂ ਸੁਣਿਆ ਜਾਣਾ ਇਹ ਕਰਨਾ ਤੇ ਬਿਨਾ ਡਾਇਰੈਕਟ ਕਰਨ ਸੁਣੇ ਹਰ ਲੋ ਕਰਨ ਸੁਣੋ ਹਰ ਲੋ ਨੇਤਰੀ ਸਤਗੁਰੂ ਪੇਖਣਾ ਸਰਬਣੀ ਸੁਣਨਾ ਗੁਰ ਲੋ ਤੇ ਉਹ ਤਾਂ ਸਰਵਣਾ ਨਾਲ ਸੁਣਿਆ ਜਾਊਗਾ ਕੰਨਾਂ ਨਾਲ ਸੁਣਿਆ ਨਹੀਂ ਜਾਣਾ ਇਹ ਤਾਂ ਪਤਾ ਹੀ ਨਹੀਂ ਸਿੱਖਾਂ ਨੂੰ ਕਦੇ ਸੋਚਿਆ ਹੀ ਨਹੀਂ ਇਹਨਾਂ ਨੇ ਇਹ ਤਾਂ ਇਧਰ ਨੂੰ ਕਦੇ ਗਏ ਹੀ ਨਹੀਂ ਇਹ ਤਾਂ ਵਿਚਾਰੀ ਹੋ ਰਹੀ ਇਹਨਾਂ ਨੇ ਗੱਲ ਇਹ ਸਰੀਰ ਦਾ ਤਾਂ ਉਹਦੇ ਨਾਲ ਮਤਲਬ ਹੈ ਕੋਈ ਨਹੀਂ ਰਹਿ ਜਾਣਾ ਇਹ ਸਰੀਰ ਦਾ ਤਾਂ ਉਹਨਾਂ ਚਿਰ ਮਤਲਬ ਹੈ ਦੱਸਿਆ ਵੀ ਇਹਨਾਂ ਕੰਨਾਂ ਨਾਲ ਨਹੀਂ ਸੁਣਨਾ ਜੋ ਸੁਣਨੇ ਵਾਲੀ ਗੱਲ ਹੈ ਫਿਰ ਕਿਵੇਂ ਸੁਣੀ ਜਾਊਗਾ ਕੰਨਾਂ ਤੋਂ ਬਿਨਾਂ ਕਹਿੰਦੇ ਤ੍ਰਿਕੁਟੀ ਛੱਡ ਕੇ ਦਿਮਾਗ ਜਿੰਨਾ ਚਿਰ ਬੈਠਾ ਉਹਨਾਂ ਚਿਰ ਕੰਨਾਂ ਨਾਲ ਸੰਬੰਧ ਹੈ ਹਿਰਦੇ 'ਚ ਬਹਿ ਜਾ ਹਿਰਦੇ 'ਚ ਸਰਬਣਾ ਨਾਲ ਸੁਣੀਦਾ ਇੱਥੇ ਕੰਨਾਂ ਨਾਲ ਸੁਣੀਦਾ ਦਿਮਾਗ 'ਚ ਕੰਨਾਂ ਨਾਲ ਸੁਣੀਦਾ ਦਿਮਾਗ 'ਚ ਬਾਹਰਲੀ ਬਾਣੀ ਸੁਣੀਦੀ ਹੈ ਪੌੜ ਕੀ ਬਾਣੀ ਸੁਣਦੀ ਹੈ ਅਜੇ ਬੋਲਦੇ ਆ ਮੂੰਹ ਨਾਲ ਪੌੜ ਕੀ ਬਾਣੀ ਇਹ ਕੰਨਾਂ ਨਾਲ ਪੌੜ ਕੀ ਬਾਣੀ ਸੁਣਦੀ ਬੂਕਾ ਕਾ ਕਿਹਾ ਬਾਉ ਆ ਜੋ ਉਹ ਸੁਣਦਾ ਇਹ ਆ ਜਿਹੜੀ ਆਵਾਜ਼ ਬਾਹਰ ਪੈਦਾ ਹੁੰਦੀ ਹੈ ਇੱਕ ਚੀਜ਼ ਦੇ ਟਕਰਾਓ ਤੋਂ ਆਹਤ ਬਾਣੀ ਉਹ ਸੁਣਦੀ ਹੈ ਖੜਕਾ ਸੁਣਦਾ ਟੁੱਟੇ ਬਾਹਾਂ ਦੋਹਾਂ ਦਿਸ ਗਈ ਜਿਹੜੀ ਅੰਤਰਾਤਮਾ ਦੀ ਜਿਹੜੀ ਸੱਚਖੰਡ ਦੀ ਆਵਾਜ਼ ਹੈ ਹੁਕਮ ਉਹ ਤਾਂ ਹਿਰਦੇ ਸੁਣਦੀ ਹੈ ਬਾਹਰ ਨਹੀਂ ਸੁਣਦੀ ਉਹ ਬਾਹਰ ਨਹੀਂ ਸੁਣਦੀ ਬਾਹਰ ਤਾਂ ਬਾਹਲੀਆਂ ਆਵਾਜ਼ਾਂ ਸੁਣਦੀਆਂ ਨੇ ਐਨਾ ਕਰਨ ਇਹ ਤਾਂ ਕੰਨ ਬਾਹਲੀ ਆਵਾਜ਼ ਸੁਣਨ ਵਾਸਤੇ ਦਿੱਤੇ ਹਨ ਬਾਹਰ ਗਿਆਨ ਸੁਣੂਗਾ ਸਮਝੂਗਾ ਫਿਰ ਇਹਨੂੰ ਪਤਾ ਲੱਗੂਗਾ ਤਾਂ ਅੰਦਰ ਜਾ ਕੇ ਬੈਠੂਗਾ ਟਿਕੂਗਾ ਨੇਤਰੀ ਸਤਗੁਰ ਪੇਖਣਾ ਸਤਗੁਰ ਦਾ ਜਿਹੜਾ ਪੇਖਣਾ ਦੇਖਣਾ ਨਹੀਂ ਸਤਗੁਰ ਨੂੰ ਪੇਖਣਾ ਦੇਖਣਾ ਹੋਰ ਹੁੰਦਾ ਪੇਖਣਾ ਹੋਰ ਪੇਖਣਾ ਕੀ ਹੁੰਦਾ ਸੁਪਨਾ ਪੇਖੀ ਦਾ ਹੁੰਦਾ ਦੇਖੀ ਦਾ ਨਹੀਂ ਸੁਪਨਾ ਸੁੱਤਾ ਪਿਆ ਦੇਖਦਾ ਨਾ ਜਿਹੜਾ ਸੁੱਤਾ ਪਿਆ ਦੇਖਦਾ ਉਹ ਪੇਖਣਾ ਜਾਂ ਮਨ ਸੌ ਜੂਗਾ ਸੰਸਾਰ ਚੋਂ ਫੇਰ ਪੇਖਣਾ ਹੋਊਗਾ ਸੁਪਨਾ ਪੇਖਣਾ ਹੀ ਹੁੰਦਾ ਜੋ ਤਰਾਕਾਰ ਚੀਜ਼ ਹੈ ਉਹ ਪੇਖੀ ਹੈ ਜੋ ਸੰਸਾਰ ਜੋ ਸੁਪਨੇ ਦੀ ਦੁਨੀਆ ਸਾਰੀ ਨਿਰਾਕਾਰ ਦੁਨੀਆ ਹੈ ਨਾ ਨਿਰਾਕਾਰ ਦੁਨੀਆ ਦੇਖੀ ਵੀ ਹੈ ਸੁਪਨਾ ਦੇਖਿਆ ਨਾ ਦੇਖਿਆ ਅਸਲ ਚ ਦੇਖਿਆ ਜੋ ਸੁਪਨਾ ਔਰ ਪੇਖਣਾ ਤੈਸੇ ਜਗ ਕੋ ਜਾਣ ਸਭ ਜੱਗ ਹੋਈ ਚੀਜ਼ ਕੁਛ ਨਹੀਂ ਇਨਵੇਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਭਗਵਾਨ ਤੇ ਬਿਨ ਕੁਝ ਵੀ ਸੱਚ ਨਹੀਂ ਭਗਵਾਨ ਦੇਖਿਆ ਜਾਉ ਅੰਦਰ ਦੀ ਬਾਹਰੋਂ ਨਹੀਂ ਦੇਖੋ ਅੱਖਾਂ ਨਾਲ ਨਹੀਂ ਦਿਸਦਾ ਪਰ ਇੱਥੋਂ ਸੰਸਾਰ ਛਡਾਤਾ ਜੇ ਉਹਨੂੰ ਦੇਖਣਾ ਤਾਂ ਅੰਦਰ ਚਲਾ ਜਾ ਫਿਰ ਜਦ ਪਿਕਚਰ ਦਿਖਾਉਂਦੇ ਨੇ ਪਹਿਲਾਂ ਲਾਈਟਾਂ ਬੰਦ ਕਰ ਦਿੰਦੇ ਨੇ ਤੇਰਾ ਕਰ ਦਿੰਦੇ ਨੇ ਉੱਥੇ ਡੇਰੇ ਚਲਾ ਜਾ ਅੰਦਰ ਜਦ ਉਹ ਆਪ ਪ੍ਰਗਟ ਹੋਊ ਚੱਲਣਾ ਆਪੇ ਹੋ ਜਾਣਾ ਉਹ ਉਹੀ ਕਰੂਗਾ ਗੁਰੂ ਹੈ ਜਦੋਂ ਸੂਰਜ ਨੂੰ ਕਰਨ ਆਪੇ ਹੋ ਜਾਣਾ ਕੋ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਪਾਣ ਜਬ ਜੀ ਤਾਂ ਮਨ ਚਾਪੇ ਚੱਲਣ ਹੋ ਗਿਆ ਜਾਂ ਸੂਰਜ ਚੜਿਆ ਜਾਂ ਪਿਕਚਰ ਚੱਲਣੀਆਂ ਚੱਲਣ ਤਾਂ ਉਸੇ ਨੇ ਕਰ ਦੇਣੇ ਪਿਕਚਰ ਚੱਲਦੀ ਆ ਚੱਲਣ ਪਿਕਚਰ ਦਾ ਹੀ ਹੁੰਦਾ ਹੈ ਲਾਈਟਾਂ ਤਾਂ ਬੰਦ ਹੁੰਦੀਆਂ ਨੇ ਅਸਲ ਆਪ ਚੱਲਣ ਰੂਪ ਹੈ ਜੋਤ ਰੂਪ ਹੈ ਜੋਤ ਖੜੀ ਹੈ ਜੋਤ ਨੂੰ ਜੇ ਹੁਣ ਸੂਰਜ ਨੂੰ ਦੇਖਣਾ ਆਪਾਂ ਕਿ ਟਾਰਚ ਮਾਰ ਕੇ ਦੇਖਾਂਗੇ ਕਿਆ ਲਾਈਟਾਂ ਚੜਾ ਕੇ ਦੇਖਾਂਗੇ ਸੂਰਜ ਨੂੰ ਜੋਤ ਨੂੰ ਦੇਖਣ ਵਾਸਤੇ ਜੋਤ ਤਾਂ ਆਪੇ ਹੀ ਨਹੀਂ ਹੁੰਦੀ ਹੈ ਨਾ ਚੰਦਰਮੇ ਨੂੰ ਦੇਖੀਦਾ ਹੁੰਦਾ ਲਾਈਟ ਮਾਰ ਕੇ ਨਾ ਸੂਰਜ ਨੂੰ ਦੇਖੀਦਾ ਲਾਈਟ ਮਾਰ ਕੇ ਉਹਦਾ ਹੀ ਚਾਨਣਾ ਆਪੇ ਹੋ ਜਾਣਾ ਤਾਂ ਆਪੇ ਚਾਨਣਾ ਆਪੇ ਦੇਖ ਪੈਣਾ ਹੋ ਟੁੱਟੇ ਨੇਹ ਕਿ ਬੋਲੇ ਸਹੀ ਜਦ ਨਹੀਂ ਟੁੱਟ ਜਾਂਦਾ ਫਿਰ ਬੋਲ ਸਹੀ ਨਹੀਂ ਰਹਿੰਦੇ ਹੁਣ ਨੇ ਟੁੱਟਿਆ ਹੋਇਆ ਇਹਦਾ ਟੁੱਟੇ ਬਾਂਧ ਹੁੰਦਿਸ ਗਈ ਪਰ ਜਿਵੇਂ ਦੋਹਾਂ ਪਾਸੇ ਨੂੰ ਖਿੱਚ ਲਈਏ ਬਾਹ ਇੱਕ ਉਧਰੋਂ ਇੱਕ ਉਧਰੋਂ ਵਿਚਾਲੇ ਟੁੱਟ ਜੂਗੀ ਇੱਕ ਪਾਸੇ ਇੱਕ ਹੱਥ ਮਾਇਆ ਨੂੰ ਪਾਇਆ ਹੋਇਆ ਇੱਕ ਹੱਥ ਉਹਦੇ ਨਾਲ ਪਾਇਆ ਹੋਇਆ ਇੱਕ ਪਾਸਾ ਟੁੱਟੂਗਾ ਇੱਕ ਪਾਸਾ ਟੁੱਟੂਗਾ ਨਹੀਂ ਛੱਡ ਛੱਡਦੇ ਤਰੀਕਾ ਹੈ ਜੇ ਬਾਹ ਬੁੱਢੀ ਮੁੱਠੀ ਛੱਡਦੇ ਜੇ ਸਾਬਤ ਸੂਰਤ ਰਹਿਣਾ ਬੁੱਢੀ ਮਾਇਆ ਦੀ ਛੱਡਦੇ ਨਹੀਂ ਮਾਨ ਇੱਧਰ ਰਹਿ ਜਾਣਾ ਇੱਕ ਹੱਥ ਇੱਧਰ ਰਹਿ ਜਾਣਾ ਮਾਇਆ ਚ ਹੱਥ ਉੱਧਰ ਰਹਿ ਜਾਣਾ ਜਿਹੜਾ ਉਧਰ ਨਾਲ ਜੁੜਿਆ ਉਹਨੇ ਲੈ ਜਾਣਾ ਇਹਦੇ ਵਾਲਾ ਇੱਥੇ ਰਹਿ ਜਾਣਾ ਮਾਇਆ ਵਾਲਾ ਦੋ ਫੇਰ ਹੋ ਜਾਣਾ ਤਾਂ ਦੋ ਦੋ ਦੋਹਾਂ ਪਾਸਿਆਂ ਖਿੱਚ ਪਈ ਹੋਈ ਬਾਹ ਟੁੱਟ ਜਾਂਦੀ ਹੁੰਦੀ ਹੈ ਮੁੱਠੀ ਖੋਲਦੇ ਮਾਇਆ ਦੀ ਟੁੱਟੇ ਬਾਹ ਦੋਹਾਂ ਦਿਸ ਗਈ ਦੋਹੇ ਦਿਸ਼ਾਵਾਂ ਨੂੰ ਬਾਹ ਨੂੰ ਖਿੱਚ ਲਈਏ ਬਾਹ ਨਿਕਲ ਜੂਗੀ ਹੋਰ ਕੀ ਹੋਊਗਾ ਜਾਂ ਤਾਂ ਛੁੱਟ ਜਵੇ ਜਾਂ ਫਿਰ ਟੁੱਟ ਜੂਗੀ ਟੂਟ ਪ੍ਰੀਤ ਗਈ ਬੁਰਬੋਲ ਐਵੇਂ ਪ੍ਰੀਤ ਟੁੱਟ ਗਈ ਦੋਹੇ ਪਾਸੇ ਮਾਇਆ ਨਹੀਂ ਨਾ ਛੱਡੀ ਪ੍ਰੀਤ ਗਈ ਬੋਲ ਦੁਰਮਤ ਛੱਡੀ ਦੁਰਮਤ ਪਰਾਣ ਛੱਡੀ ਆਪਣੀ ਮਰਜ਼ੀ ਨਹੀਂ ਛੱਡੀ ਆਪਣੀ ਮਰਜ਼ੀ ਨਹੀਂ ਛੱਡੀ ਬੁੱਧੀ ਨੇ ਅੰਦਰ ਵਾਲੇ ਦੀ ਗੱਲ ਨਹੀਂ ਬੰਦੀ ਉਹਨੇ ਨੂੰ ਦੁਆਗਣ ਬਣ ਕੇ ਤਿਆਗਤਾ ਕਰਕੇ ਦੇਵ ਪਿਤਰ ਕੀ ਛੋਡੀ ਕਰਕੇ ਦੇਵ ਨੇ ਹੀ ਛੱਡਤੀ ਇਜਾਜ਼ਤ ਬਾਬਾ ਬਾਨਾਰੇ ਦੋਏ ਛੱਡਤੇ ਤਿਆਗਤੇ ਟੂਟ ਪ੍ਰੀਤ ਗਈ ਕਿਉਂ ਪ੍ਰੀਤ ਗਈ ਬੁਰ ਬੋਲ ਬੋਲ ਬੁਰੇ ਬੋਲਦੀ ਉਲਟ ਬੋਲਦੀ ਹੈ ਉਹਦੀ ਗੱਲ ਨਹੀਂ ਮੰਨਦੀ ਅੰਤਰਾਤਮਾ ਦੀ ਗੱਲ ਨੂੰ ਐਕਸੈਪਟ ਨਹੀਂ ਕਰਦੇ ਗੁਰਮਤ ਚੰਗੀ ਨਹੀਂ ਲੱਗਦੀ ਸੱਚ ਚੰਗਾ ਨਹੀਂ ਲੱਗਦਾ ਦੁਰਮਤ ਪਰ ਹਰ ਛਾਡੀ ਢੋਲ ਇਸ ਕਰਕੇ ਦੁਰਮਤੀ ਜਿਹੜੀ ਸੀ ਬੁੱਧੀ ਉਹ ਅੰਦਰ ਲੈਣਾ ਢੋਲ ਨੇ ਛੱਡਤੀ ਤਿਆਗਤੀ ਸੱਚ ਨੂੰ ਟੁੱਟ ਗਈ ਅੰਦਰਲਾ ਜਿਹੜਾ ਸੀ ਤਾਂ ਸੰਤ ਉਹਨੇ ਇਹਨਾਂ ਦਾ ਖੜੇ ਛੜਤਾ ਹੁਣ ਸਮਝੋ ਹੈ ਮਨ ਨੂੰ ਲਈ ਫਿਰਦੀ ਹੈ ਪਿੰਗਲੇ ਨੂੰ ਕਦੇ ਕਿਸੇ ਤੀਰਥ ਤੇ ਕਦੇ ਕਿਸੇ ਬਾਹਰ ਦੇਖਦੀ ਹੈ ਬਾਹਰ ਵੀ ਬਾਹਰ ਇਹਦਾ ਰਾਜ ਹੋ ਜੂ ਬੰਦਾ ਦੁਰਮਤ ਸਰਪ ਬਾਹਰ ਟੋਲਦੀ ਹੈ ਬਾਹਰ ਤੀਰਥ ਨੇ ਬਾਹਰ ਨਾਮ ਇਹ ਜਿੱਦੇ ਜਨਮ ਮਰਜੀ ਲੈ ਲਵੇ ਬਾਹਰ ਰਾਜ ਨਹੀਂ ਜੋ ਮਰਜ਼ੀ ਕਰੀ ਜਾਵੇ ਬਾਹਰ ਪਾਠ ਪੜ ਲਵੇ ਬੇਦ ਵਿਚਾਰ ਲਵੇ ਡਿਉੜੀ ਕਰਮ ਕਰ ਲਵੇ ਜੋ ਮਰਜ਼ੀ ਕਰ ਲਵੇ ਸੜਕਾਂ ਬਣਾ ਲਵੇ ਪੁਲ ਬਣਾ ਲਵੇ ਗੁਰਦੁਆਰੇ ਬਣਾ ਲਵੇ ਜੋ ਮਰਜ਼ੀ ਬਾਹਰ ਮਾਇਆਜ ਕਰ ਲਵੇ ਖੜਾ ਨਹੀਂ ਕਿਸੇ ਦਾ ਵੀ ਛੁੱਟਣ ਚਾਹੇ ਕੋਈ ਆਪਣੇ ਆਪ ਨੂੰ ਕੋਈ ਸਮਝਦਾ ਹੋ ਸਮਝੀ ਜਾਵੇ ਸਮਝਦਾ ਪਾਗਲ ਹੈ ਫਿਰ ਜੇ ਸਮਝਦਾ ਗੁਰਬਾਣੀ ਨਹੀਂ ਬਣਦੀ ਇਸ ਗੱਲ ਜੇ ਗੁਰਬਾਣੀ ਨਹੀਂ ਬਣਦੀ ਤਾਂ ਸੱਚ ਹੈ ਕਿਉਂ ਗੁਰਬਾਣੀ ਤਾਂ ਤੁਰਕੀ ਬਾਣੀ ਹੈ ਪਰਮੇਸ਼ਰ ਨਹੀਂ ਮੰਨਦਾ ਜੇ ਗੁਰਬਾਣੀ ਨਹੀਂ ਮੰਨਦੀ ਜਿਹਦੇ ਇਥੋਂ ਜਿਹਦੇ ਹੁਕਮ ਨਾਲ ਨਿਕਲਣਾ ਨਾ ਜੇੜ ਚੋਂ ਜਿਹਦੇ ਚਾਬੀ ਹੱਥ 'ਚ ਜੇ ਉਹ ਨਹੀਂ ਮੰਨਦਾ ਇਥੋਂ ਕੱਢੋ ਕੌਣ ਬਾਹਰ ਤੁਹਾਨੂੰ ਬਿਲਕੁਲ ਚਾਬੀ ਨਹੀਂ ਬਿਲਡਿੰਗ ਚਾਬੀ ਕੀ ਹੈ ਚਾਬੀ ਗਿਆਨ ਹੈ ਪੈਰਾਂ ਨੂੰ ਇਹਦੇ ਬੇੜੀ ਲੱਗੀ ਹੋਈ ਹੈ ਜਿਹੜੀ ਬੇੜੀ ਵੀ ਹੈ ਪੈਰਾਂ ਗੁਰ ਚਾਬੀ ਪਾਹੂ ਨਿਵਲ ਦਿਉਣ ਲੱਗਿਆ ਹੋਇਆ ਪੈਰਾਂ ਨੂੰ ਦੋਹਾਂ ਨੂੰ ਵਨ ਕੋਠਾ ਤਨ ਛੱਤ ਵਨ ਕੋਠਾ ਅਲੱਗ ਅਲੱਗ ਬਣਾ ਲਿਆ ਆਪਣਾ ਵੱਖਰਾ ਹੋ ਗਿਆ ਤਨ ਛੱਤਾ ਤਨ ਬਾਹਰ ਛੱਤ ਵੱਖਰਾ ਰਹਿ ਗਿਆ ਨਾਨਕ ਗੁਰਬਨ ਮਨ ਕਾ ਤਾਕਨਾ ਉਕੜਾ ਅਵਰ ਨ ਕੁਜੀ ਹੋਰ ਕਿਸੇ ਦੇ ਹੱਥ ਕੁਜੀ ਨਹੀਂ ਇਹ ਗਿਆਨ ਦੀ ਇੱਕ ਕੁਜੀ ਨਾਲ ਬਿਨਾ ਇਹ ਖੁੱਲਣਾ ਨਹੀਂ ਮਨ ਦੇ ਬਾਹਰ ਜਾਣਾ ਹੀ ਨਹੀਂ ਗਿਆਨ ਤੋਂ ਬਿਨਾ ਇਹ ਮਾਇਆ ਚੋਂ ਛੁਟਕਾਰਾ ਇਹਦਾ ਬਾਹਰ ਹੋ ਹੀ ਨਹੀਂ ਸਕਦਾ ਔਰ ਕੋਈ ਤਰੀਕਾ ਨਹੀਂ ਗੁਰਬਾਣੀ ਦਾ ਮੰਨਦੇ ਨਹੀਂ ਉਹ ਮੰਨਦੇ ਨੇ ਬੰਦੀ ਜਾਣ ਸਾਰੇ ਧਰਮ ਮੰਨਦੇ ਨੇ ਬੰਦੀ ਜਾਣ ਜੇ ਗੁਰਬਾਣੀ ਸਾਰਿਆਂ ਨੂੰ ਸ੍ਰੇਸ਼ਟ ਹੈ ਜੇ ਗੁਰਬਾਣੀ ਤੁਰਕੀ ਬਾਣੀ ਹੈ ਤਾਂ ਜੋ ਕੁਝ ਕਹਿੰਦੀ ਹੈ ਇਹੀ ਸੱਚ ਹੈ ਜਿਹੜੇ ਹੋਰ ਸੱਚ ਕੋਈ ਮੰਨਦੇ ਨੇ ਜਾਂ ਹੋਰ ਕਿਸੇ ਚੀਜ਼ ਤੇ ਆਸ ਰੱਖਦੇ ਨੇ ਉਹ ਸਿੱਖ ਨਹੀਂ ਹੁਣ ਗੁਰੂ ਤੇ ਵਿਸ਼ਵਾਸ ਨਹੀਂ ਹੁਣ ਉਹ ਨਿਕਲ ਵੀ ਨਹੀਂ ਸਕਦੇ ਜਾਂ ਤਾਂ ਉਹਨਾਂ ਨੂੰ ਦੁਨੀਆ ਦੀਆਂ ਵਡਿਆਈਆਂ ਦਾ ਨਸ਼ਾ ਉਹ ਕਿਸੇ ਹੋਰ ਨਸ਼ੇ ਫਿਰਦੇ ਨੇ ਜੋ ਮਾਇਆ ਮਾਇਆ ਦੀ ਵਡਿਆਈ ਸੰਸਾਰ ਦੀ ਵਡਿਆਈ ਦਾ ਅਸਰ ਹੈ ਉਹਨਾਂ ਤੇ ਕੌਣ ਵੱਡਾ ਮਾਇਆ ਵਡਿਆਈ ਮਾਇਆ ਦੀ ਵਡਿਆਈ ਉਹਨਾਂ ਨੂੰ ਚੱਕੀ ਫਿਰਦੀ ਹੈ ਮਾਇਆ ਦੀ ਵਡਿਆਈ ਦਾ ਕਾਲ ਦਾ ਰੂਪ ਹੈ ਦੂਆ ਰੋਹ ਇਹ ਕਾਲ ਦਾ ਹੀ ਦੂਆ ਰੂਪ ਹੈ ਮਾਇਆ ਦੀ ਵਡਿਆਈ ਇਹਦਾ ਸਰਤੇ ਕਾਲ ਬੋਲਦਾ ਉਹਨਾਂ ਨੇ ਮਾਇਆ ਦੀ ਵਡਿਆਈ ਜੇ ਬੋਲਦੀ ਟੁੱਟੇ ਗੰਠ ਪੜੇ ਵਿਚਾਰ ਟੁੱਟੇ ਗੰਠ ਪੜੇ ਵਿਚਾਰ ਟੁੱਟ ਗਈ ਜੇ ਟੁੱਟੀ ਤਾਂ ਹੋਈ ਹੈ ਸਭ ਦੀ ਜੇ ਕੋਈ ਟੁੱਟੀ ਨੂੰ ਗੱਢਣੀ ਚਾਹੁੰਦਾ ਹੈ ਇੱਥੇ ਵਿਚਾਰ ਦੀ ਲੋੜ ਹੈ ਹੁਣ ਹੁਣ ਵੀ ਵਿਚਾਰਵਾਨ ਬਣ ਜੋ ਵਿਚਾਰ ਲੋ ਬਾਣੀ ਨੂੰ ਜਿਹਨੇ ਕੱਢਣੀ ਹੈ ਟੁੱਟੀ ਹੋਈ ਹੈ ਦਰਗਾਹ ਨੂੰ ਸਭ ਦੀ ਗੁਰਬਾਣੀ ਕਹਿੰਦੀ ਹੈ ਪਰਮੇਸ਼ਰ ਕਹੋਂਦਾ ਨਾਨਕ ਤੋਂ ਕਹੋਂਦਾ ਤਾਂ ਪਰਮੇਸ਼ਰ ਹੈ ਕਿ ਜਿਹਨੇ ਦਸਣਾ ਤਾਂ ਉਸੇ ਨੇ ਹੈ ਵੀ ਜਿਹਨੇ ਗੱਡਣੀ ਹੈ ਮੇਰੇ ਨਾਲ ਦਰਗਾਹ ਨਾਲ ਵਿਚਾਰ ਕਰ ਲੋ ਆ ਜੋ ਕੁਝ ਮੈਂ ਕਿਹਾ ਗੁਰ ਕਹਿਆ ਸਾ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਇਹ ਗੱਲ ਨੂੰ ਵਿਚਾਰ ਲੋ ਜੇ ਕਿਸੇ ਨੇ ਗੱਡਣੀ ਹੈ ਸਿੱਖੀ ਨਾਲ ਜੇ ਸਿੱਖ ਬਣਨਾ ਵਰਨਾ ਸਿੱਖ ਕੋਈ ਨਹੀਂ ਐਵੇਂ ਭਲੇਖੇ ਜਿਹੜਾ ਰਹੋ ਵੀ ਸਿੱਖਾਂ ਸੀ ਸਾਨੂੰ ਗੁਰੂ ਬਾਹ ਫੜ ਕੇ ਲੈ ਜੂਆ ਐ ਕਰੂ ਐ ਕਰੂ ਸਭ ਭਲੇਖਾ ਹੈ ਕੁਛ ਨਹੀਂ ਹੋਣ ਵਾਲਾ ਟੁੱਟਿਆ ਗੰਠ ਕੜੇ ਬਵੇ ਵਿਚਾਰ ਗੁਰ ਵਿਚਾਰ ਦੇ ਨਾਲ ਗੱਠੀ ਜਾਊ ਹੁਣ ਕਿਉਂ ਟੁੱਟੀ ਕਿਹਦਾ ਕਸੂਰ ਹੈ ਮੇਰਾ ਹੀ ਕਸੂਰ ਹੈ ਅਬ ਅਬਗੜੀ ਸਹਿ ਨਹੀਂ ਦੋਸ ਉਹਦਾ ਕੋਈ ਦੋਸ ਨਹੀਂ ਮੇਰੇ ਚ ਉਗਣ ਸੀ ਵਿਚਾਰ ਤੋਂ ਬਾਅਦ ਪਤਾ ਲੱਗੂ ਔਗਣ ਸਾਡੇ ਚ ਗਲਤੀਆਂ ਸਾਡੀਆਂ ਨੇ ਉਹਦਾ ਕੋਈ ਦੋਸ਼ ਨਹੀਂ ਸੰਸਾਰ ਵਾਸਤੇ ਜਿਹਦੇ ਵਾਸਤੇ ਅਸੀਂ ਤੋੜੀਏ ਉਹ ਤਾਂ ਆਵੇ ਨਹੀਂ ਜਾਂਦਾ ਬਿਨਾਂ ਮੁਕੇ ਜਿਹਦੇ ਵਾਸਤੇ ਅਸੀਂ ਉਹਦੇ ਨਾਲ ਤੋੜੀਏ ਉਹ ਤਾਂ ਬਿਨਾਂ ਮੁਕੇ ਤੇ ਦੇਈ ਜਾਂਦਾ ਅਨਮੁਕਿਆ ਦਾਨ ਦੇਵ ਸੀ ਟੁੱਟ ਭਰੇ ਭੰਡਾਰ ਉਹਦਾ ਬਿਨਾਂ ਮੰਗੇ ਤੇ ਦੇਈ ਜਾਂਦਾ ਅਸੀਂ ਉਹ ਚੀਜ਼ ਵਾਸਤੇ ਤੋੜੀ ਜਿਹੜੀ ਬਿਨਾਂ ਮੰਗੇ ਤੇ ਮਿਲਦੀ ਹੈ ਤੇ ਗਲਤੀ ਕੀਤੀ ਹੈ ਬੇਵਕੂਫੀ ਕੀਤੀ ਹੈ ਜ਼ਿਆਦਾ ਸਿਆਣੇ ਬਹੁਤੇ ਸਿਆਣੇ ਇਹ ਬਹੁਤੇ ਸਿਆਣਿਆਂ ਦੀ ਗੱਲ ਹੈ ਜਿਹੜੇ ਬਹੁਤੇ ਸਿਆਣੇ ਨੇ ਨਾ ਤਾਂ ਹੀ ਬਹੁਤ ਸਿਆਣਪ ਜਮਕਾ ਪਾਉ ਵਿਆਪਾ ਅਨਕ ਜਤਨ ਕਰ ਤ੍ਰਿਸ਼ਨਾ ਨਹੀਂ ਤਰਪਾ ਉਹ ਤ੍ਰਿਸ਼ਨਾ ਨੂੰ ਬੁਝਾਉਣ ਲੱਗਿਆ ਆ ਮਾਇਆ ਨਾਲ ਅੱਗ ਨੂੰ ਬੁਝਾਉਣ ਲੱਗਿਆ ਤੇਲ ਪਾ ਪਾ ਕੇ ਉੱਤੇ ਲੱਕੜੀਆਂ ਪਾ ਪਾ ਕੇ ਅਗਰ ਨੂੰ ਸ਼ਾਂਤ ਕਰਨ ਲੱਗਿਆ ਹੈ ਇਹਨਾਂ ਨੂੰ ਪਾ ਕੇ ਉੱਤੇ ਬਹੁਤਾ ਵਿਚਾਰਵਾਨ ਬਹੁਤਾ ਸਿਆਣਾ ਵਿਚਾਰਵਾਨ ਵੀ ਸਿਆਣਾ ਬਹੁਤਾ ਗੁਰ ਸ਼ਬਦੀ ਘਰ ਕਾਰਜ ਸਾਰ ਗੁਰ ਸ਼ਬਦੀ ਗੁਰ ਦਾ ਉਪਦੇਸ਼ ਹੈ ਘਰ ਕਾਰਜ ਸਾਰ ਆ ਜੇ ਗੁਰੂ ਦਾ ਉਪਦੇਸ਼ ਲੈ ਲੈ ਤੇਰਾ ਬੈਠੇ ਬਿਠਾਏ ਦੇ ਕਾਰਜ ਸਵਰ ਜੂਗਾ ਜਾਣ ਦੀ ਲੋੜ ਨਹੀਂ ਕਿਤੇ ਕਿਸੇ ਨੂੰ ਗੁਰੂ ਧਾਰਨ ਕਰਨ ਦੀ ਲੋੜ ਨਹੀਂ ਹੈ ਸੰਸਾਰੀ ਆਦਮੀ ਨੂੰ ਆ ਗੁਰਬਾਣੀ ਨੂੰ ਗੁਰੂ ਮੰਨ ਲੈ ਇਹ ਗੁਰਬਾਣੀ ਨੂੰ ਗੁਰੂ ਮੰਨ ਲੈ ਜਿਹੜਾ ਇਹ ਗਿਆਨ ਹੈ ਨੂੰ ਗੁਰੂ ਮੰਨ ਲੈ ਘਰ ਬੈਠੇ ਦਾ ਕਾਰਜ ਸਰ ਜਾਣਾ ਤੇਰਾ ਕਿਸੇ ਵੀ ਤੀਰਥ ਤੇ ਜਾਣ ਦੀ ਲੋੜ ਨਹੀਂ ਕਿਸੇ ਗੁਰਦੁਆਰੇ ਜਾਣ ਦੀ ਲੋੜ ਨਹੀਂ ਗੁਰਦੁਆਰੇ ਜਾ ਕੇ ਵੀ ਇਹੀ ਗੱਲ ਸੁਣਦੀ ਹੈ ਜੇ ਮੰਨਣੀ ਹੈ ਤਾਂ ਇੱਥੇ ਹੀ ਮੰਨ ਲੈ ਨਹੀਂ ਮੰਨਣੀ ਤਾਂ ਜਿੱਥੇ ਮਰਜ਼ੀ ਫਰੀ ਆ ਗੱਲ ਤਾਂ ਮੰਨਣ ਨਾਲ ਵੱਡੀ ਹੈ ਜੇ ਸਭ ਉੱਥੇ ਨੁਕਸਾਨ ਇੱਕ ਹੋਰ ਹੋ ਜੂ ਜੇ ਉਹਨਾਂ ਨੇ ਉਲਟਾ ਅਰਥ ਦੱਸਤੇ ਕਿਸੇ ਗੱਲ ਦੇ ਫੇਰ ਨੁਕਸਾਨ ਹੋ ਜੂ ਸ਼ੰਕਾ ਪੈ ਗਈ ਤੈਨੂੰ ਵੀ ਇਹਨਾਂ ਵਾਲੇ ਅਰਥ ਨਹੀਂ ਕਦੇ ਠੀਕ ਆਡਾ ਟੀਕੇ ਪੜ ਕੇ ਆਡਾ ਬਹਿਸ ਕਿਉਂ ਕਰਦੇ ਕਿਸੇ ਨੇ ਕੋਈ ਕਿਤਾਬ ਲਿਖਵਾਣੀ ਕਿਸੇ ਨੇ ਕੋਈ ਕਿਤਾਬ ਲਿਖਵਾਣੀ ਕਿਸੇ ਨੇ ਕੋਈ ਆਡਾ ਰਿਵਿਊਜ਼ ਨੇ ਸਾਰਿਆਂ ਦੇ ਗੁਰਬਾਣੀ ਨਾਲ ਸਿੱਧੇ ਆਪ ਜੁੜੋ ਸਿੱਧੇ ਇਹ ਤੋਂ ਪੁੱਛੋ ਇਹਨੂੰ ਆਪ ਵਿਚਾਰੋ ਲਾਹਾ ਸਾਚ ਨਾ ਆਵੇ ਟੋਟਾ ਜੇ ਸੱਚ ਦਾ ਲਾਹਾ ਲੈਣ ਲੱਗੀਏ ਸੱਚ ਪ੍ਰਾਪਤ ਕਰਨ ਲੱਗੀਏ ਤਾਂ ਸੱਚ ਤਾਂ ਮੁਕਦਾ ਹੀ ਨਹੀਂ ਜਦੋਂ ਵਰਜੀ ਪ੍ਰਾਪਤ ਕਰੀ ਜਾ ਦੁਨੀਆ ਦੇ ਪਦਾਰਥ ਮੁੱਕ ਜਾ ਸਕਦੇ ਨੇ ਸੱਚ ਨਹੀਂ ਮੁਕਦਾ ਸੰਸਾਰ ਤੱਕ ਦਿਨ ਰਹਿਣਾ ਹੀ ਨਹੀਂ ਸੱਚ ਕਦੇ ਜਾਣਾ ਨਹੀਂ ਖਤਮ ਹੋਣਾ ਨਹੀਂ ਇਸ ਘਾਟਾ ਨਹੀਂ ਪੈਂਦਾ ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ ਤ੍ਰਿਭਵਨ ਦਾ ਠਾਕੁਰ ਹੈ ਸੱਚ ਸੱਚ ਸਭਨਾ ਦਾ ਖਸਮ ਹੈ ਆ ਤਿੰਨੇ ਭਵਨਾਂ ਦਾ ਸੰਸਾਰ ਦਾ ਜਿਹੜਾ ਠਾਕੁਰ ਹੈ ਨਾ ਬਾਲਕ ਹੈ ਉਹ ਵੱਡਾ ਹੈ ਪ੍ਰੀਤਮ ਮੋਟੇ ਦਾ ਮਤਲਬ ਵੱਡਾ ਹੁੰਦਾ ਮੋਟਾ ਉਹਦੇ ਦਾ ਲਫ਼ਜ਼ ਕਹਿੰਦੇ ਨੇ ਤੇ ਭਵਨ ਠਾਕੁਰ ਗੁਜਰਾਤ ਦੇ ਵਿੱਚ ਮੋਟਾ ਕਹਿੰਦੇ ਨੇ ਵੱਡੇ ਨੂੰ ਪ੍ਰੀਤਮ ਮੋਟਾ ਮੋਟੋ ਭਾਈ ਬੜਾ ਭਾਈ ਉਹ ਬੜਾ ਸਾਰਿਆਂ ਨੂੰ ਸਾਬਰ ਪ੍ਰੀਤਮ ਮੋਟੀ ਸਾਮੀ ਵੱਡੀ ਹਾਂ ਵੱਡਾ ਸੱਚ ਸਭ ਨੂੰ ਦਾ ਖਾਸ ਉਹ ਪ੍ਰੀਤਮ ਹੈ ਸਭ ਤੋਂ ਵੱਡਾ ਹੈ ਸਭ ਤੋਂ ਸ਼ਕਤੀਸ਼ਾਲੀ ਹੈ ਉਹਦੀ ਗੱਲ ਮੰਨ ਕੇ ਉਹਦੇ ਨਾਲ ਜੁੜਨ ਵਾਲੇ ਉਹਦੀ ਛੜ ਵਿੱਚ ਜਾਣ ਵਾਲੇ ਕਾਰਜ ਸਾਰਾ ਕਾਰਜ ਸਾਰਾ ਜਿਹੜਾ ਕਾਰਜ ਸਾਰਾ ਸਰ ਜਾਣਾ ਹੋਰ ਕਿਸੇ ਗੱਲ ਨਾਲ ਨਹੀਂ ਸਰ ਆਪਣੀ ਚਤਰਾਈ ਨਾਲ ਕੁਝ ਨਹੀਂ ਬਣਦਾ ਆਪਣੀ ਚਤਰਾਈ ਨਾਲ ਕੰਮ ਵਿਗੜੂਗਾ ਔਰ ਗੁਰ ਕੀ ਕਾਰਣੀ ਬਿਲਕੁਲ ਨਹੀਂ ਧੌਣ ਜੇ ਗੁਰ ਕੀ ਜਿੰਨਾ ਜਰ ਗੁਰ ਕੀ ਕਾਰਣੀ ਧੌਣ ਤੇ ਨਹੀਂ ਹਟਦੇ ਕਦੇ ਵੀ ਗੁਰ ਕਹਿਆ ਸਾਕਾਰ ਕਮਾਵ ਨਹੀਂ ਸਕਦੇ ਇਤਿਹਾਸ ਪੜਨਾ ਸਮਝ ਆ ਜਾਂਦੀ ਹੈ ਇਹਦਾ ਟੇਸਟ ਬੜਾ ਖਤਰਨਾਕ ਹੈ ਗੁਰਬਾਣੀ ਤੋਂ ਇਤਿਹਾਸ ਤੋੜਦਾ ਇਤਿਹਾਸ ਹੋਏ ਰਿਸ਼ਤੇ ਸੰਸਾਰੀ ਰਿਹਾ ਗੱਲ ਸਾਰੀ ਸੰਸਾਰੀ ਹੈ ਸੰਸਾਰੀ ਭਾਸ਼ਾ ਜੇ ਇਤਿਹਾਸ ਲਿਖਿਆ ਹੁੰਦਾ ਦਸਮ ਪਾਸ਼ਾ ਦੇ ਜਦੋਂ ਪਿਤਾ ਦੀ ਗੱਲ ਆਊਗੀ ਤਾਂ ਤੇਗ ਬਹਾਦਰ ਗੁਰੂ ਦੀ ਗੱਲ ਆਊ ਬਾਤਾ ਗੁਜਰੀ ਦੀ ਗੱਲ ਆਊ ਦਸ ਪਾਸ਼ਾ ਦੀ ਮਾਂ ਕਿ ਮਾਤਾ ਗੁਜਰੀ ਮਾਂ ਸੀ ਗੁਰਬਾਣੀ ਨਹੀਂ ਬੰਦੀ ਇਸ ਗੱਲ ਇਹ ਤਾਂ ਤੁਹਾਨੂੰ ਗੁਰਬਾਣੀ ਨੂੰ ਤੋੜੂਗਾ ਕਿਉਂਕਿ ਸੰਸਾਰੀ ਭਾਸ਼ਾ 'ਚ ਹੈ ਲਿਖਿਆ ਜਾਂਦਾ ਗੁਰਬਾਣੀ ਨਿਰਾਕਾਰੀ ਭਾਸ਼ਾ 'ਚ ਹੈ ਸੰਸਾਰ ਹੈ ਇਤਿਹਾਸ ਸੰਸਾਰ ਨਾਲ ਜੋੜ ਕੇ ਰੱਖੂ ਤੁਹਾਨੂੰ ਔਰ ਸਰੀਰ ਨਾਲ ਜੋੜ ਦੂ ਉਹ ਪੈਦਾ ਕਰ ਦੂ ਸਾਰਾ ਇਹੋ ਚੀਜ਼ ਪੈਦਾ ਕਰ ਦੂ ਜਿਹੜੀ ਅਸੀਂ ਛੱਡਣੀ ਹੈ ਗੁਰਬਾਣੀ ਛਡਾਉਂਦੀ ਹੈ ਇਤਿਹਾਸ ਉਹ ਚੀਜ਼ ਪੈਦਾ ਕਰੀ ਜਾਂਦਾ ਹੈ ਜਿਹੜੀ ਗੁਰਬਾਣੀ ਛਡਾਉਂਦੀ ਹੈ ਨਾਲ ਦੀ ਨਾਲ ਉਹ ਤਾਂ ਛੱਡਣਾ ਜੋ ਸੰਸਾਰ ਦੇ ਵਿੱਚ ਦੀਦ ਹੈ ਉਹ ਤਾਂ ਸਭ ਝੂਠ ਹੈ ਨਾ ਸੰਤ ਲਾਇਆ ਇਹ ਤਾਂ ਤਿਆਗਣਾ ਸੀ ਅਸੀਂ ਇਹ ਤਾਂ ਜੋ ਹੋ ਗਿਆ ਹੋ ਗਿਆ ਅਸੀਂ ਉਹ ਤੇ ਕੀ ਅਸੀਂ ਕਰਨਾ ਕੀ ਹੈ ਤੁਸੀਂ ਕੀ ਕਰਨਾ ਸਾਨੂੰ ਕੀ ਕਰਨਾ ਉਹਨਾਂ ਨੇ ਜੋ ਕਰਨਾ ਸੀ ਕਰ ਲਿਆ ਸਾਨੂੰ ਨਹੀਂ ਸਮਝਾਉਣੀ ਬਹੁਤ ਸਾਰੀਆਂ ਗੱਲਾਂ ਦੀ ਉੱਥੇ ਕਿਹੜੇ ਵੇਲੇ ਕੀ ਨੇ ਕੀ ਫੈਸਲਾ ਲੈ ਲਿਆ ਅਸੀਂ ਨਾਲੇ ਉਹਦੇ ਕੀ ਕਰਨਾ ਪਿੱਛੇ ਨੂੰ ਇਹਦੇ ਸਭ ਕੁਝ ਦੱਸਿਆ ਹੋਇਆ 回来了。